ਜੀਵ ਕਰਕੇ ਇਹ ਬੇਨਤੀ ਆਪ ਕਰਨੇ ਅਗਰ ਸਾਡਾ ਮਨ ਵੀ ਵਾਹਿਗੁਰੂ ਜੀ ਨੂੰ ਫੀਲ ਕਰਦੇ ਆ ਮਹਿਸੂਸ ਕਰਦੇ ਆ ਨੇੜੇ ਸਮਝਦੇ ਆ ਹਾਜ਼ਰ ਸਮਝਦੇ ਆ ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿੱਚ ਸਮਝਦੇ ਆ ਮਨ ਵੀ ਕਹਿ ਦਵੇ ਤੇ ਇੱਕ ਵਾਰੀ ਆਖਿਆ ਵੀ ਬੜਾ ਤੋਰ ਅੰਦਰੋਂ ਨਿਕਲੀ ਪੁਕਾਰ ਅਰਦਾਸ ਤੁਰੇ ਤੱਕ ਜਾਣੀ ਜੀਬ ਚੋਂ ਨਿਕਲੀ ਹੋਈ ਕੰਨਾਂ ਤੱਕ ਹੀ ਜਾਂਦੀ ਹੈ ਜੀਬ ਤੋਂ ਨਿਕਲੀ ਹੋਈ ਕੰਨ ਤੱਕ ਹੀ ਜਾਂਦੀ ਹੈ ਪਰ ਜਦੋਂ ਅਸੀਂ ਅੰਦਰੋਂ ਬੇਨਤੀ ਕਰਦੇ ਆ ਤੁਰੇ ਚੋਂ ਨਿਕਲਦੀ ਏ ਫਿਰ ਉਹ ਤੁਰ ਤੱਕ ਜਾਂਦੀ ਤੁਰ ਤੱਕ ਇਸ ਕਰਕੇ ਆਓ ਆਪਾਂ ਸਾਰੇ ਰਲ ਕੇ ਸਭ ਕੁਝ ਭੁੱਲ ਜਾਣਾ ਚਾਹੀਦਾ ਹੈ ਸ਼ਬਦ ਦਾ ਹੀ ਰੂਪ ਹੋ ਜਾਣਾ ਚਾਹੀਦਾ ਹੈ ਖੁਦ ਹੀ ਕੀਰਤਨ ਬਣ ਜਾਣਾ ਚਾਹੀਦਾ ਹੈ ਅਰਦਾਸ ਵਿੱਚ ਇੰਨੇ ਮਗਨ ਹੋ ਜਾਈਏ ਕਿ ਅਰਦਾਸ ਹੀ ਬਣ ਜਾਈਏ ਰੋਮ ਰੋਮ ਚੋਂ ਆਵਾਜ਼ ਆਵੇ ਦਰਸ਼ਕ ਨਾ ਬਣੀਏ ਸਰੋਤੇ ਬਣ ਕੇ ਬੇਨਤੀ ਕਰੀਏ ਸੱਚੇ ਪਾਤਸ਼ਾਹ ਮੇਰ ਕਰੋ ਰਾਮਈ ਰਾਮਈਆ ਹਉ ਬਾਰਿਕ ਤੇਰਾ ਰਾਮਈਆ ਹਉ ਬਾਰਿਕ ਸੋਤੇ ਅਪਰਾਧ ਕਰਤ ਹੈ ਜੇਤੇ ਜਨਨੀ ਚਿਤ ਨਾ ਰਾਖਸ ਤੇਤੇ ਸੋਤੇ ਅਪਰਾਧ ਕਰਤ the need. 나를 ਬੋਲੋ ਸਾਰੇ ਗੱਜ ਕੇ ਜਪ ਜਪ ਵਾਹਿਗੁਰੂ ਵਾਹਿਗੁਰੂ ਗੱਜ ਕੇ ਗੱਜ ਕੇ ਸਭ ਗੁਣ ਗਾਵੇ ਬਹੁ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੇ ਨਿਰਭੈ ਪਦ ਪਾਵੇ ਬਹੁ ਨਾਨਕ ਤੇਹ ਭਜਨ ਤੇ ਬਹੁ ਨਾਨਕ ਤੇ ਭਜਨ ਨਿਰਭੈ ਪਦ ਪਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਨਿਰਭੈ ਪਦ ਪਾਵੇ ਆਹੋ ਨਾਨਕ ਦੇ ਭਜਨ ਤੇ ਨਿਰਭੈ ਪਦ ਪਾਵੇ ਆਹੋ ਨਾਨਕ ਦੇ ਭਜਨ ਤੇ ਨਿਰਭੈ ਪਦ ਪਦ ਸਾਰੇ ਬੋਲੋ ਸਾਰੇ ਪੜੋ ਆਹੋ ਨਾਨਕ ਦੇ ਭਜਨ ਤੇ ਬੋਲੋ ਸੰਗਤੇ ਪੜੋ ਚੇਤਨਾ ਹੈ ਤੋ ਚੇਤ ਇਸ ਦਿਨ ਮਹਿ ਪ੍ਰਾਨੀ ਚੇਤਨਾ ਹੈ ਤੋ ਚੇਤ ਇਸ ਦਿਨ ਮਹਿ ਪ੍ਰਾਨੀ ਇਸ ਦਿਨ ਮਹਿ ਪ੍ਰਾਨੀ ਚੇਤਨਾ ਹੈ ਤੋ ਚੇਤ ਇਸ ਦਿਨ ਮਹਿ ਦਿਨ ਰਾਤ ਇੱਕ ਕਰਦੇ ਭਾਈ ਢਿੱਲ ਨਾ ਕਰ ਇੱਥੇ ਗੁਰੂ ਜੀ ਇਹੀ ਕਹਿਣਾ ਚਾਹੁੰਦੇ ਛੇਤੀ ਕਰ ਦਿਨ ਰਾਤ ਇੱਕ ਕਰਦੇ ਕਈ ਵਾਰੀ ਅਸੀਂ ਕਈ ਕੰਮਾਂ ਨੂੰ ਦਿਨ ਰਾਤ ਇੱਕ ਕਰ ਦਿੰਨੇ ਫਟਾਫਟ ਕਰੀਏ ਦਿਨ ਰਾਤ ਇੱਕ ਕਰ ਦਈਏ ਤੇ ਹੋ ਵੀ ਜਾਂਦੇ ਨੇ ਢਿੱਲ ਕਰਦਿਆਂ ਕਰਦਿਆਂ ਕਰਦਿਆਂ ਫਿਰ ਕਈ ਕੰਮ ਰਹਿੰਦੇ ਰਹਿੰਦੇ ਆ ਉਦਮ ਨਾ ਕਰੀਏ ਉਦਮ ਬਾਜ ਨਾ ਕੋਈ ਵੀ ਕੰਮ ਸਰਦਾ ਆਖਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦਾ ਰਹਿ ਜਾਂਦਾ ਸੋ ਇੱਥੇ ਮਹਾਰਾਜ ਕਹਿੰਦੇ ਨੇ ਢਿੱਲ ਨਾ ਕਰੋ ਭਾਈ ਹਿੰਮਤ ਕਰੋ ਸੋ ਆਪਾਂ ਕੁਝ ਸਮਾਂ ਰਲ ਮਿਲ ਕੇ ਪਹਿਲਾਂ ਸਿਮਰਨ ਵਿੱਚ ਵੀ ਹਾਜ਼ਰੀ ਭਰੀ ਹੁਣ ਮਨ ਬਿਰਤੀਆਂ ਇਕਾਗਰ ਰੱਖਿਓ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਤੇ ਆਪਣੀ ਸੁਰਤ ਨੂੰ ਚਾਬੀ ਲਾਉਣ ਵਾਲੀ ਗੱਲ ਹੈ ਜਿਹੜਾ ਆਪਾਂ ਇਦਾਂ ਬਹਿ ਕੇ ਸਾਰੇ ਥੋੜਾ ਚਿਰ ਸਿਮਰਨ ਕਰ ਲੈਂਦੇ ਇਹ ਤੇ ਚਾਬੀ ਲਾਉਣੀ ਹੈ ਇਹ ਤੇ ਚਾਰਜ ਕਰਨਾ ਹੈ ਆਪਣੇ ਆਪ ਨੂੰ ਰੋਜ਼ ਸਵੇਰੇ ਅੱਧਾ ਘੰਟਾ 15 ਮਿੰਟ 5 ਮਿੰਟ ਬਹਿਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ ਬਾਕੀ ਜਦੋਂ ਸਾਡੇ ਕੰਮਾਂ ਵਿੱਚ ਵਾਹਿਗੁਰੂ ਆ ਗਿਆ ਯਾਦ ਬਣ ਗਈ ਸਦਾ ਵਾਸਤੇ ਯਾਦ ਬਣ ਗਈ ਫਿਰ ਫਿਰ ਸਮਝ ਲਾਂਗੇ ਵੀ ਮਨ ਨੂੰ ਨਾਮ ਮਿਲ ਗਿਆ ਮਨ ਨੂੰ ਮਿਲ ਗਿਆ ਜੀਵ ਤੋਂ ਵੀ ਵਾਹਿਗੁਰੂ ਆਖਣਾ ਮਨ ਵਿੱਚ ਵੀ ਵਾਹਿਗੁਰੂ ਹੋਵੇ ਤੇ ਕੰਮਾਂ 'ਚ ਵੀ ਵਾਹਿਗੁਰੂ ਹੋਵੇ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਮਨ ਵਿੱਚ ਵੀ ਵਾਹਿਗੁਰੂ ਜੀਵ ਤੇ ਵੀ ਵਾਹਿਗੁਰੂ ਤੇ ਕੰਮਾਂ ਵੇਲੇ ਵੀ ਵਾਹਿਗੁਰੂ ਇਸੇ ਕਰਕੇ ਆਪਾਂ ਤਿੰਨ ਵਾਰੀ ਮੰਗਦੇ ਆਂ ਅਰਦਾਸ ਵਿੱਚ ਸਾਡੀ ਪੰਥਕ ਅਰਦਾਸ ਵਿੱਚ ਕਿਹਾ ਜਾਂਦਾ ਹੈ प्रथमे ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਤਿੰਨ ਵਾਰੀ ਤਾਂ ਮੰਗਦੇ ਆ ਮਨ ਬਚ ਕ੍ਰਮ ਮਨ ਵੀ ਵਾਹਿਗੁਰੂ ਆਖੇ ਜੀਬ ਵੀ ਵਾਹਿਗੁਰੂ ਆਖੇ ਤੇ ਕੰਮਾਂ 'ਚ ਵੀ ਵਾਹਿਗੁਰੂ ਦੀ ਯਾਦ ਜਿਹੜੇ ਬੰਦੇ ਨੂੰ ਕੰਮ ਤੇ ਵਾਹਿਗੁਰੂ ਯਾਦ ਨਹੀਂ ਉਹਦੀ ਜੀਬ ਨਾਲ ਜਪਣ ਦਾ ਕੀ ਫਾਇਦਾ ਠਗੀਆਂ ਮਾਰਦਾ ਹੈ ਬੇਈਮਾਨੀਆਂ ਕਰਦਾ ਹੈ ਕੰਮ ਵੇਲੇ ਤੇ ਰੱਬ ਦਾ ਚੇਤਾ ਹੀ ਭੁੱਲ ਜਾਂਦਾ ਫਿਰ ਕਾਹਦਾ ਵਾਹਿਗੁਰੂ ਮਨ ਵੀ ਮੰਨੇ ਮਨ ਕਵੇ ਰੱਬ ਹੈ ਜੀਬ ਕਵੇ ਵਾਹਿਗੁਰੂ ਬੁਲਾਵੇ ਮਨ ਕਵੇ ਹੈ ਜੀਬ ਬੁਲਾਵੇ ਫਿਰ ਕੰਮਾਂ ਵਿੱਚ ਵੀ ਉਹਦੀ ਯਾਦ ਰਵੇ ਵੀ ਕੁਝ ਮਾੜਾ ਨਹੀਂ ਕਰਨਾ ਕੋਈ ਨਹੀਂ ਵੇਖਦਾ ਪਰ ਰੱਬ ਤੇ ਵੇਖਦਾ ਹੈ ਮੇਰਾ ਮਾਲਕ ਤੇ ਵੇਖਦਾ ਭਾਈ ਇਹ ਹੈ ਕਿ ਇਹਨੂੰ ਫਿਰ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਵਿੱਚ ਹਰ ਸਮੇਂ ਵਾਹਿਗੁਰੂ ਨੂੰ ਯਾਦ ਰੱਖਦਾ ਹੈ ਇਹਨੂੰ ਆਪਾਂ ਕਹਿ ਸਕਦੇ ਆ ਵੀ ਬੰਦੇ ਨੂੰ ਨਾਮ ਦੀ ਦਾਤ ਮਿਲ ਗਈ ਭਾਈ ਬੜਾ ਸਿਮਰਨ ਕਰਦਾ ਹੈ ਇਹਨੂੰ ਕਹਿੰਦੇ ਆ ਭਜਨ ਮਿਲ ਗਿਆ ਨਾਮ ਮਿਲ ਗਿਆ ਰੱਬ ਦੀ ਯਾਦ ਹਰ ਵੇਲੇ ਇਹਦੇ ਇਹਦੇ ਅੰਦਰ ਬਣੀ ਨਹੀਂ ਰਹੀ ਇਹ ਕਦੇ ਭੁੱਲਦਾ ਹੀ ਨਹੀਂ ਇਹ ਕਦੀ ਨਹੀਂ ਭੁੱਲਦਾ ਇਹ ਹੈ ਅਸਲ ਵਿੱਚ ਸਿਮਰਨ ਦੀ ਦਾਤ ਸਾਨੂੰ ਮਿਲੇ ਤਾਂ ਆਪਾਂ ਤਿੰਨ ਵਾਰੀ ਮੰਗਦੇ ਆ ਕਿਉਂਕਿ ਆਮ ਆਪਣੇ ਪੰਜ ਵਾਰੀ ਹੋਵੇ ਜਾਂ ਫਿਰ ਇੱਕ ਵਾਰੀ ਵੀ ਕਹਿ ਦਿਓ ਵਾਹਿਗੁਰੂ ਚਿੱਤੇ ਆਵੇ ਪੰਜ ਵਾਰੀ ਕਿਉਂ ਨਹੀਂ ਇੱਕ ਵਾਰੀ ਕਿਉਂ ਤਿੰਨ ਵਾਰੀ ਕਿਉਂ ਇਸੇ ਕਰਕੇ ਹੀ ਹੈ ਕਈਆਂ ਦਾ ਮਨ ਨਹੀਂ ਮੰਨਦਾ ਜੀਬ ਗਈ ਜਾਂਦੀ ਹੈ ਜਿਹੜੇ ਮੇਰੇ ਵੀਰ ਇੱਥੇ ਜੀਬ ਤੋਂ ਵੀ ਬੋਲਦੇ ਸੀ ਮਨ ਵੀ ਮਹਿਸੂਸ ਕਰ ਰਿਹਾ ਸੀ ਉਹਨਾਂ ਨੂੰ ਪੁੱਛ ਕੇ ਵੇਖੋ ਵੀ ਕਿੰਨਾ ਕੁ ਰਸ ਹੈ ਸਿਮਰਨ ਵਿੱਚ ਜਿਨ੍ਹਾਂ ਦਾ ਮਨ ਵੀ ਮੰਨ ਰਿਹਾ ਸੀ ਤੇ ਜਿਨ੍ਹਾਂ ਦੀ ਜੀਬ ਗਈ ਜਾਂਦੀ ਸੀ ਵਾਹਿਗੁਰੂ ਮਨ ਕਹੀ ਜਾਂਦਾ ਸੀ ਯਾਰ ਕਦੋਂ ਨਿਬੜੇਗਾ ਹੁਣ ਕੰਮ ਇਹ ਹੁਣ ਕੋਈ ਗੱਲ ਸੁਣਾਓ ਵੀ ਇਹੀ ਕਰੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਹੁਣ ਇਹ ਨਿਬੜੂ ਕਦੋਂ ਐਵੇਂ ਹੀ ਅੱਧਾ ਘੰਟਾ ਲਾਤਾ ਐਵੇਂ ਹੀ ਲਾਤਾ ਲੱਗਾ ਵਾਹਿਗੁਰੂ ਵਾਹਿਗੁਰੂ ਕੀ ਹੈ ਕਈ ਬੰਦੇ ਇਦਾਂ ਸੋਚਦੇ ਪਰ ਜਦੋਂ ਮਨ ਮੰਨਦਾ ਹੋਵੇ ਜੀਬ ਬੁਲਾਵੇ ਫਿਰ ਆਨੰਦ ਆਉਂਦਾ ਹੈ ਮਨ ਪਿਆਰ ਕਰੇ ਬੱਚੇ ਨੂੰ ਯਾਦ ਕਰੋ ਬਾਜ ਮਾਰੋ ਬੇਟਾ ਗੱਲ ਸੁਣ ਮਨ ਵੀ ਪਿਆਰ ਕਰੇ ਫਿਰ ਆਵਾਜ਼ ਮਾਰਨ ਦਾ ਵੀ ਗੱਲ ਬਸ ਇਦਾਂ ਕਹਿ ਲਓ ਵੀ ਗੱਲ ਕਰਨ ਦਾ ਉਹਦੇ ਨਾਲ ਹੀ ਸਵਾਦ ਆਉਂਦਾ ਜਿਹਦੇ ਨਾਲ ਪਿਆਰ ਕਰਦੇ ਹੋਏ ਜਿਹਦੇ ਨਾਲ ਪਿਆਰ ਹੀ ਨਾ ਕਰੀਏ ਫਾਰਮੈਲਿਟੀ ਹੁੰਦੀ ਹੈ ਬਸ ਇੱਕ ਦਿਖਾਵਾ ਜਿਹਾ ਹੋ ਜਾਂਦਾ ਹੈ ਜੇ ਮਨ ਪਿਆਰ ਕਰਦਾ ਫਿਰ ਤੇ ਸਿਮਰਨ ਕਰਨਾ ਮੁਬਾਰਕ ਹੈ ਜਿਵੇਂ ਆਪਾਂ ਕਰਦੇ ਸੀ ਇਹ ਸਾਰਾ ਸਿਮਰਨ ਚੰਗਾ ਹੈ ਜੇ ਮਨ ਪਿਆਰ ਕਰਦਾ ਹੈ ਜੇ ਮਨ ਪਿਆਰ ਹੀ ਨਹੀਂ ਕਰਦਾ ਫਿਰ ਇਹਨੂੰ ਆਪਾਂ ਕਹਿ ਸਕਦੇ ਹਾਂ ਫਾਰਮੈਲਿਟੀ ਕਰਦਾ ਜਾਂ ਇਹਨੂੰ ਆਪਾਂ ਗੁਰਮਤ ਦੀ ਭਾਸ਼ਾ ਚ ਕਹਾਂਗੇ ਇਹ ਕਰਮਕਾਂਡ ਕਰਦਾ ਹੈ ਕਰਮਕਾਂਡੀ ਹੈ ਸਿੱਖ ਬਸ ਬੈਠਾ ਕਰਮਕਾਂਡ ਜਿਹਾ ਕਰੀ ਜਾਂਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਮਨ ਤੇ ਮੰਨਦਾ ਹੀ ਨਹੀਂ ਇਹਨੂੰ ਕਹਿੰਦੇ ਨੇ ਫਾਰਮੈਲਿਟੀ ਕਰਨੀ ਇਹਨੂੰ ਆਪਾਂ ਤੋਤਾ ਰਟਣੀ ਫਿਰ ਕਹਿ ਸਕਦੇ ਆ ਜੇ ਮਾਨੀ ਨਹੀਂ ਮੰਨਦਾ ਫਿਰ ਤੇ ਤੋਤਾ ਰਟਣੀ ਹੈ ਜਿਵੇਂ ਤੋਤਾ ਮਗਰ ਮਗਰ ਬੋਲੀ ਜਾਂਦਾ ਆਪਾਂ ਵੀ ਮਗਰ ਬੋਲੀ ਜਾਂਦੇ ਆ ਪਰ ਮਨ ਨੂੰ ਤੇ ਪਤਾ ਹੀ ਨਹੀਂ ਮਨ ਨੂੰ ਤੇ ਪਤਾ ਹੀ ਨਹੀਂ ਉਹ ਰਟਿਆ ਰਟਾਇਆ ਬੋਲੀ ਜਾਂਦਾ ਹੈ ਮਨ ਫੀਲ ਹੀ ਨਹੀਂ ਕਰਦਾ ਇਸ ਕਰਕੇ ਜਿੱਦਣ ਮਨ ਵੀ ਮਹਿਸੂਸ ਕਰੇ ਫਿਰ ਸਮਝ ਲਓ ਗੱਲ ਬਣ ਗਈ ਬਈ ਫਿਰ ਤੇ ਚਿੱਤ ਲੱਗ ਗਿਆ ਜਿੱਦਣ ਚਿੱਤ ਲੱਗ ਗਿਆ ਫਿਰ ਇਦਾਂ ਪੜਦੇ ਕਬੀਰ ਸਾਹਿਬ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਹੋ ਸੁਣੈ ਹਰ ਨਾਮਾ ਚਿਤ ਲਾਏ ਬੋਲੋ ਤਾਂ ਹੋਈ ਗਾਵੇ ਹੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀ ਸੰਸਾ ਨਹੀਂ ਕਹੋ ਕਬੀਰ ਸੰਸਾ ਨਹੀਂ ਆ ਕਹੋ ਕਬੀਰ ਨਹੀਂ ਕਹੋ ਕਬੀਰ ਸੰਸਾ ਨਹੀਂ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਕਦ ਪਾਏ ਤਉ ਹੁਕਮੀ ਸੰਸਾ ਨਹੀਂ ਅੰਤ ਕਰਮ ਕਤ ਪਾਏ ਪੜੋ ਹਰ ਨਾਮਾ ਨਿਤ ਲਾਏ ਪੜੋ ਪੜੋ ਲਈ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਜੁਗਤੀ ਸਗਲ ਭਗਤ ਤਾਕੋ ਸੁਖ ਬਿਸਰਾਮ ਆਦ ਜੁਗਤੀ ਕੜੋ ਕੜੋ ਵੇ ਸਗਲ ਭਗਤ ਤਾਕੋ ਸੁਖ ਬਿਸਰਾਮ ਮਾ ਚਿਤ ਲਾਏ ਹੋਈ ਚਿਤ ਲਾਏ ਡਾਊਟ ਨਹੀਂ ਇਹਦੇ ਚ ਕੋਈ ਜਿਹਦਾ ਚਿੱਤ ਲੱਗ ਗਿਆ ਇਹਦੇ ਚ ਕੋਈ ਡਾਊਟ ਨਹੀਂ ਭਾਈ ਸ਼ੰਕਾ ਨਹੀਂ ਕਹੋ ਕਬੀਰ ਸੰਸਾ ਨਹੀਂ ਇਹਦੇ ਤੇ ਸ਼ੱਕ ਨਾ ਕਰੀ ਡਾਊਟ ਨਾ ਕਰੀ ਆਖਰਕਾਰ ਉਸ ਬੰਦੇ ਦਾ ਭਲਾ ਹੋ ਹੀ ਜਾਂਦਾ ਹੈ ਅੰਤ ਦਾ ਮਤਲਬ ਮਰ ਕੇ ਨਹੀਂ ਅੰਤ ਦਾ ਮਤਲਬ ਆਖਰਕਾਰ ਅੰਤ ਨੂੰ ਮਰ ਕੇ ਨਹੀਂ ਅੰਤ ਐਂਡ ਇਹਦਾ ਕੀ ਹੈ ਜਿਹੜਾ ਚਿਤ ਲਾ ਕੇ ਗਾਏਗਾ ਚਿਤ ਲਾ ਕੇ ਸੁਣੇਗਾ ਆਖਰਕਾਰ ਉਹਦਾ ਭਲਾ ਹੋ ਹੀ ਗਿਆ ਉਹਦਾ ਭਲਾ ਹੋ ਗਿਆ ਅੰਤ ਮਤਲਬ ਮਰ ਕੇ ਨਹੀਂ ਉਹਦਾ ਭਲਾ ਹੁੰਦਾ ਅੱਜ ਹੀ ਹੋ ਜਾਂਦਾ ਆਜ ਮਲਾਵਾ ਸੇਖ ਫਰੀਦ ਟੱਕ ਮਕੂੰਜੜੀਆਂ ਮਨਹੋ ਮਚਿੰਦੜੀਆਂ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਵੀ ਤਕੜੇ ਹੋ ਕੇ ਅੱਗੇ ਤੱਕ ਕੋਈ ਨਾ ਆਵੇ ਉਹ ਚੰਗੀ ਤਰ੍ਹਾਂ ਰਸਤਾ ਜਿਹੜਾ ਦੋ ਜਣੇ ਉੱਥੇ ਅੱਧ 'ਚ ਹੋਰ ਬਹਿ ਜੋ ਦੋ ਕੁ ਜਣੇ ਜਿੱਥੇ ਉਹ ਸਿੰਘ ਬੈਠੇ ਨੇ ਬੀਬੀਆਂ ਵਾਲੇ ਪਾਸੇ ਨਹੀਂ ਨਾ ਬੈਠਾ ਕੋਈ ਉੱਥੇ ਵੀ ਦੋ ਕੁ ਜਣੇ ਬਹਿ ਜੋ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ ਹੁਣ ਆਪਾਂ ਇਕਾਗਰਤਾ ਭੰਗ ਨਾ ਹੋਣ ਦੇ ਆਪਣਾ ਅੱਜ ਲਾਸਟ ਦੀਵਾਨ ਹੈ ਠੰਡ ਵੀ ਕਾਫੀ ਹੈ ਇਹਦਾ ਫਾਇਦਾ ਵੀ ਹੁੰਦਾ ਠੰਡ ਦਾ ਟਿਕ ਕੇ ਜੇ ਨਿੱਗੇ ਜੇ ਹੋ ਕੇ ਬੈਠੇ ਰਹਿੰਦਾ ਆ ਜਦੋਂ ਸਮਾਪਤੀ ਦਾ ਵੇਲਾ ਹੁੰਦਾ ਕਰਨੀ ਪੈਂਦੀ ਹੈ ਦਿਲ ਕਰਦਾ ਬੈਠੀ ਰਹੀਏ ਉੱਠਣਾ ਪੈਣਾ ਠੰਡ ਲੱਗੇ ਇਹਦਾ ਫਾਇਦਾ ਜਿਆ ਵੀ ਹੈ ਨਹੀਂ ਤੇ ਗਰਮੀ ਦੇ ਵਿੱਚ ਬਿਠਾਉਣੇ ਹੀ ਬੜੇ ਔਖੇ ਹੋ ਜਾਂਦੇ ਵਿੱਚ ਹਿਲਜੁਲ ਹੋਈ ਰਹਿੰਦੀ ਚਾਰ ਕ ਬਾਹਰ ਨੂੰ ਨਿਕਲ ਗਏ ਹੁਣ ਬਾਹਰ ਨਿਕਲਣਾ ਨੂੰ ਕਹਿੰਦੇ ਵਿੱਚ ਹੀ ਬੈਠੇ ਰਹੋ ਬਾ ਠੀਕ ਹੈ ਇੱਥੇ ਹੀ ਬਾਹਰ ਨਹੀਂ ਨਿਕਲਦੇ ਇਹਦਾ ਫਾਇਦਾ ਵੀ ਹੈ ਪਰ ਆਓ ਅੰਦਰ ਅੰਦਰਲੀਆਂ ਨਾ ਨਾ ਟਿਕੀਆਂ ਜਿਹਨੂੰ ਕਹਿੰਦੇ ਮਨੋਹਮ ਮਚਿੰਦੜੀਆਂ ਜਿਹੜੀਆਂ ਮਨ ਨੂੰ ਚੰਚਲ ਕਰਨ ਵਾਲੇ ਜਿਹੜੇ ਖਿਆਲ ਨੇ ਸਾਡੇ ਜਿਨ੍ਹਾਂ ਚਿਰ ਉਹਨਾਂ ਤੇ ਕੰਟਰੋਲ ਨਾ ਹੋਵੇ ਤੇ ਉਹਨਾਂ ਚਿਰ ਫਿਰ ਮਨ ਆਨੰਦ ਚ ਨਹੀਂ ਆਉਂਦਾ ਮਨ ਸ਼ਾਂਤ ਨਹੀਂ ਹੁੰਦਾ ਮਨ ਠੰਡਾ ਨਹੀਂ ਹੁੰਦਾ ਕੱਲ ਤਾਤੀ ਠੰਡਾ ਹਰ ਨਾਉ ਮਨ ਜਦੋਂ ਸ਼ਾਂਤ ਹੋ ਜੇ ਠੰਡਾ ਹੋ ਜੇ ਮਨ ਭਗਤੀ ਲੱਗ ਪਵੇ ਕਰ ਹੁਣ ਮੇਰੀ ਬੇਨਤੀ ਨੂੰ ਸੁਣਿਓ ਭਾਈ ਇਹ ਜਿਹੜੀ ਭਗਤੀ ਹੈ ਆਪਾਂ ਜਿਵੇਂ ਹੁਣ ਚੌਂਕੜਾ ਮਾਰ ਕੇ ਬਹਿ ਕੇ ਕਰਦੇ ਆ ਇਹ ਪ੍ਰੈਕਟਿਸ ਹੈ ਜਿਵੇਂ ਕਿਸੇ ਚੀਜ਼ ਦੀ ਪ੍ਰੈਕਟਿਸ ਕਰੀਦੀ ਹੈ ਇਹ ਬਸ ਇੱਕ ਤਰੀਕਾ ਹੈ ਇੱਕ ਦਵਾਈ ਹੈ ਉਦੋਂ ਬਾਅਦ ਫਿਰ ਬੰਦਾ ਸਾਰਾ ਦਿਨ ਸਵੇਰੇ 15 ਮਿੰਟ ਨਿਤਨੇਮ ਅੱਧਾ ਘੰਟਾ ਪੌਣਾ ਘੰਟਾ ਨਿਤਨੇਮ ਦਾ ਲਾ ਲਿਆ 15 ਮਿੰਟ ਸਿਮਰਨ ਕਰ ਲਿਆ ਇਹ ਇੱਕ ਪ੍ਰੈਕਟਿਸ ਹੈ ਇੱਕ ਵੀ ਕਰੋ ਭਾਈ ਤਾਂ ਜੋ ਸਾਰਾ ਦਿਨ ਮਨ ਰੋਜ਼ ਰੋਜ਼ ਰੋਜ਼ ਰੋਜ਼ ਜਪਦਾ ਜਪਦਾ ਜਪਦਾ ਫਿਰ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰਨ ਲੱਗ ਜਵੇ ਮਾੜੇ ਕੰਮ ਜ਼ਿੰਦਗੀ ਤੋਂ ਨਿਕਲ ਜਾਣ ਹੁਣ ਜਿਹੜੀ ਆ ਭਗਤੀ ਹੈ ਜਿਹੜੀ ਹੁਣ ਆਪਾਂ ਕਰਦੇ ਸੀ ਹੁਣ ਮੈਂ ਬੋਲਣਾ ਸ਼ੁਰੂ ਕਰਤਾ ਆਪਾਂ ਗੁਰਬਾਣੀ ਦੀ ਵਿਆਖਿਆ ਕਰਦੇ ਆਂ ਅਰਥ ਕਰਾਂਗੇ ਕੋਈ ਇਤਿਹਾਸ ਦੀ ਗੱਲ ਕਰਾਂਗੇ ਅੱਜ ਦੇ ਸਮੇਂ ਦੀ ਗੱਲ ਕਰਦੇ ਆ ਕਦੇ ਨਾ ਕੋਈ ਕੋਈ ਕਿਸੇ ਭੱਖ ਦੇ ਮਸਲੇ ਤੇ ਵੀ ਗੱਲ ਕਰਦੇ ਆ ਜਦੋਂ ਆਪਾਂ ਇਦਾਂ ਸ਼ੁਰੂ ਕਰਦੇ ਆ ਨਾ ਜੀ ਜਿਹੜਾ ਪਹਿਲਾਂ ਮੈਂ ਕੀਤਾ ਜਿਹੜਾ ਹੁਣ ਆਪਾਂ ਅੱਧਾ ਘੰਟਾ ਲਾਇਆ ਅੱਧਾ ਪੌਣਾ ਘੰਟਾ ਆਪਾਂ ਸਾਰਿਆਂ ਨੇ ਲਾਇਆ ਹੈ ਇਹਨੂੰ ਸਰਮਾਏਦਾਰ ਬਹੁਤ ਪਸੰਦ ਕਰਦੇ ਨੇ ਸਰਮਾਏਦਾਰ ਤਬਕਾ ਜਿਹੜਾ ਉਹ ਬਹੁਤ ਪਸੰਦ ਕਰਦੇ ਨੇ ਵੀ ਬੱਲੇ ਬੱਲੇ ਸਿਮਰਨ ਹੀ ਹੋਈ ਜਾਂਦਾ ਹੈ ਆਨੰਦ ਆ ਗਿਆ ਕਈ ਥਾਵਾਂ ਤੇ ਮੈਂ ਜਾਣਾ ਕਿ ਮੈਨੂੰ ਕਹਿਣਗੇ ਬਾਬਾ ਜੀ ਬਸ ਤੁਸੀਂ ਨਾ ਆਹੀ ਡੇਢ ਦੋ ਘੰਟੇ ਬਸ ਐਂ ਕਰਾਈ ਜਾਇਆ ਕਰੋ ਕਰਾਈ ਜਾਇਆ ਕਰੋ ਮੈਂ ਕਿਹਾ ਫਿਰ ਗੁਰਬਾਣੀ ਦੀ ਵਿਚਾਰ ਕਰਨ ਦੀ ਲੋੜ ਨਹੀਂ ਨਹੀਂ ਆਨੰਦ ਇਹਦੇ ਚ ਜ਼ਿਆਦਾ ਆਉਂਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਬਹੁਤ ਆਨੰਦ ਹੈ ਅੱਛਾ ਇਹਦਾ ਵੇਖੋ ਜੇ ਆਪਾਂ ਇਦਾਂ ਹੀ ਕਰਨਾ ਹੋਵੇ ਜਿਵੇਂ ਆਪਾਂ ਕਰ ਰਹੇ ਸੀ ਫਿਰ ਤੇ ਪੰਗਾ ਪਵੇ ਕੋਈ ਨਾ ਨਾ ਸਾਨੂੰ ਕੋਈ ਖਤਰਾ ਨਾ ਸਾਡੇ ਜਥੇ ਨੂੰ ਕੋਈ ਖਤਰਾ ਨਾ ਕੋਈ ਕਿਸੇ ਨਾਲ ਵੈਰ ਨਾ ਗੁੱਗੇ ਵਾਲਿਆਂ ਨੇ ਮੇਰੇ ਤੇ ਰੁੱਸਣਾ ਨਾ ਪਖੰਡੀ ਬਾਬਿਆਂ ਨੇ ਰੁੱਸਣਾ ਹੈ ਨਾ ਮਸਤਾਂ ਦੇ ਚੇਲਿਆਂ ਨੇ ਰੁੱਸਣਾ ਹੈ ਨਾ ਗਾਉਣ ਵਾਲੇ ਸੁਣਨ ਵਾਲਿਆਂ ਨੂੰ ਕੋਈ ਪਰੇਸ਼ਾਨੀ ਹੈ ਸ਼ਰਾਬ ਪੀਣ ਵਾਲੇ ਵੀ ਖੁਸ਼ ਨੇ ਵੀ ਚੱਲ ਯਾਰ ਵਾਹਿਗੁਰੂ ਵਾਹਿਗੁਰੂ ਵੀ ਕਰ ਲਿਆ ਹੁਣ ਠੇਕੇ ਤੇ ਚੱਲਾਂਗੇ ਬਾਬੇ ਕਿਹੜਾ ਕਹਿੰਦੇ ਕੋਈ ਵੀ ਆਹ ਤੇ ਕੰਮ ਹੀ ਬੜਾ ਸੌਖਾ ਮੇਰੇ ਤੇ ਵਿਰੋਧੀ ਕੋਈ ਨਹੀਂ ਮੇਰੇ ਤੇ ਵਿਰੋਧੀ ਕੋਈ ਨਹੀਂ ਹਰੇਕ ਪਿੰਡ ਵਾਲਾ ਕਹੇਗਾ ਯਾਰ ਲਿਆਇਆ ਹੀ ਇਹਨਾਂ ਨੂੰ ਕਰੋ ਬਸ ਆਪਦਾ ਨਾਮ ਜਪਾਇਆ ਆਪਦੇ ਘਰੇ ਆਗਾ ਨਾ ਕਿਸੇ ਦੀ ਮਾੜੀ ਨਾ ਚੰਗੀ ਗੱਲ ਤੇ ਸਵਾਦ ਆ ਗਿਆ ਨਾ ਕਿਸੇ ਦੀ ਮਾੜੀ ਨਾ ਚੰਗੀ ਕੀ ਲੋੜ ਹੈ ਕਦੇ ਕਿਸੇ ਨੂੰ ਫੜ ਲਿਆ ਕਦੇ ਕਿਸੇ ਨੂੰ ਫੜ ਲਿਆ ਲੈ ਕਦੇ ਸ਼ਰਾਬੀਆਂ ਨੂੰ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਲੋੜ ਕੀ ਆ ਤਾਂ ਗੱਲ ਹੀ ਬਣ ਗਈ ਕਿੰਨਾ ਸੌਖਾ ਹੈ ਬਈ ਪਰ ਜਦੋਂ ਤੁਸੀਂ ਸੱਚ ਦੀ ਕਥਾ ਕਰਨੀ ਸ਼ੁਰੂ ਕਰਾਂਗੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਕਥਾ ਕਰਾਂਗੇ ਜਦੋਂ ਗੁਰਬਾਣੀ ਦੀ ਸੁਣੀ ਨਾ ਜਾਈ ਕਹਿੰਦੇ ਫਿਰ ਸਾਰਿਆਂ ਤੋਂ ਸੁਣੀ ਨਹੀਂ ਜਾਂਦੀ ਝਗੜਾ ਕਰਨ ਪੈਣਗੇ ਕਈ ਰਾਰ ਕਰਤ ਝਗੜਾ ਕਰਨਗੇ ਰਾਰ ਕਰਤ ਝੂਠੀ ਲਗ ਗਾਥਾ ਝੂਠੀ ਕਹਾਣੀ ਨੂੰ ਮੰਨਣਗੇ ਝੂਠੀ ਕਹਾਣੀ ਜਿਵੇਂ ਕਿਸੇ ਨੇ ਬਣਾਈ ਹੈ ਵੀ ਆ ਬਾਬੇ ਦੀ ਜਗ੍ਹਾ ਹੈ ਬਾਲਾ ਸ਼ਕਤੀ ਵਾਲਾ ਇਹ ਹੋ ਗਈ ਝੂਠੀ ਕਹਾਣੀ ਕਹਿੰਦੇ ਕੁਰਬਾਨੀ ਦੀ ਸੱਚੀ ਕਥਾ ਕੀ ਹੈ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾਂ ਤ੍ਰਿਸ਼ਨਾ ਨਾਮ ਬੁਝਾਈ ਗੁਰੂ ਗ੍ਰੰਥ ਸਾਹਿਬ ਜੇ ਗੱਲ ਲਿਖੀ ਹੈ ਭਾਈ ਮੜੀਆਂ ਮਸਾਣੀਆਂ ਤੇ ਜਾਣਾ ਨਹੀਂ ਇਹ ਹੋ ਗਈ ਸੱਚੀ ਕਥਾ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੜੀਆਂ ਮਸਾਣੀਆਂ ਤੇ ਜਾਣਾ ਨਹੀਂ ਇਹ ਹੋ ਗਈ ਸੱਚੀ ਕਥਾ ਇੱਕ ਹੈ ਇਹ ਬਾਬਾ ਬਹੁਤ ਸ਼ਕਤੀ ਵਾਲਾ ਹੈ ਇਹਦੀ ਜਗ੍ਹਾ ਬਣੀ ਹੈ ਇੱਥੇ ਆਪਾਂ ਹਰ ਵੀਰਵਾਰ ਦੀਵਾ ਜਗਾਉਣਾ ਹੈ ਜਾਣਾ ਹੀ ਜਾਣਾ ਹੈ ਆਪਾਂ ਮਿਸ ਨਹੀਂ ਕਰਨਾ ਇਹ ਹੈ ਝੂਠੀ ਕਹਾਣੀ ਸੁਣੀ ਸੁਣਾਈ ਦਾਦਿਆਂ ਪੜਦਾਦਿਆਂ ਤੋਂ ਚੱਲੀ ਆ ਰਹੀ ਹੈ ਇਹ ਹੈ ਝੂਠੀ ਕਹਾਣੀ ਗੁਰਬਾਣੀ ਦੀ ਹੈ ਸੱਚੀ ਕਥਾ ਪਰ ਕਹਿੰਦੇ ਕਈ ਲੋਕ ਇਦਾਂ ਦੇ ਹੋਣਗੇ ਜਿਨ੍ਹਾਂ ਤੋਂ ਸੱਚੀ ਕਥਾ ਸੁਣੀ ਨਹੀਂ ਜਾਣੀ ਝੂਠੀਆਂ ਕਹਾਣੀਆਂ ਨੂੰ ਸੱਚ ਮੰਨਣਗੇ ਸੱਚੀ ਕਥਾ ਕਰਨ ਵਾਲੇ ਦੇ ਗਲ ਪੈਣਗੇ ਆਖੋ ਸਤਨਾਮ ਵਾਹ ਉਹਦੇ ਨਾਲ ਲੜਨਗੇ ਰਾਰ ਕਰਤ ਝਗੜਾ ਖੜਾ ਕਰ ਲੈਣਗੇ ਝੂਠੀ ਲੱਗ ਗਾਥਾ ਝੂਠੀਆਂ ਕਹਾਣੀਆਂ ਨੂੰ ਮੰਨਣਗੇ ਤੇ ਸੱਚੀ ਕਥਾ ਕਰਨ ਵਾਲਿਆਂ ਦੇ ਗਲ ਪੈਣਗੇ ਲੋਕ ਸੱਚੀ ਕਥਾ ਕਰਨ ਵਾਲਿਆਂ ਨਾਲ ਲੜਨਗੇ ਜਾ ਕੇ ਝਗੜਾ ਖੜਾ ਕਰ ਲੈਣਗੇ ਵੀ ਤੂੰ ਕੌਣ ਹੁੰਨਾ ਹੈ ਜੇ ਗੁਰਦੁਆਰੇ ਦਾ ਗ੍ਰੰਥੀ ਸੱਚੀ ਕਥਾ ਕਰਨ ਲੱਗ ਪਏਗਾ ਤੇ ਬਹੁਤੇ ਪਿੰਡ ਦੇ ਚੌਧਰੀ ਇਕੱਠੇ ਹੋ ਕੇ ਆ ਕੇ ਕਹਿਣਗੇ ਭਾਈ ਤੂੰ ਆਪਦੀ ਤਿਆਰੀ ਕਰ ਲੈ ਨਵਾਂ ਲੱਭ ਲੈ ਕਿਤੇ ਜੁੱਲੀ ਬਿਸਤਰਾ ਚੁੱਕ ਆਪਦਾ ਚੱਲ ਤੂੰ ਸਵੇਰੇ ਹੀ ਲੱਗ ਜਾਣਾ ਕਹਿਣ ਵੀ ਐ ਨਹੀਂ ਕਰਨਾ ਆ ਨਹੀਂ ਕਰਨਾ ਲੈ ਹੁਣ ਅਸੀਂ ਸਵੇਰੇ ਉਧਰੋਂ ਚਾਹ ਪੀਨੇ ਹੁੰਨੇ ਆ ਸਵੇਰੇ ਹੀ ਲੱਗ ਜਾਣਾ ਸੱਚੀ ਕਥਾ ਤੇ ਕੋਈ ਕੋਈ ਸੁਣ ਸਕਦਾ ਹੈ ਤੇ ਮੇਰੀ ਗੱਲ ਧਿਆਨ 'ਚ ਰੱਖਿਓ ਭਾਈ ਸੱਚੀ ਕਥਾ ਕਰਨ ਵਾਲਾ ਅਸਲ ਵਿੱਚ ਸਾਡਾ ਮਿੱਤਰ ਹੈ ਸੱਚੀ ਕਥਾ ਜਿਹਦੀ ਹੈ ਗੁਰੂ ਨਾਨਕ ਸਾਡਾ ਮਿੱਤਰ ਹੈ ਗੁਰੂ ਨਾਨਕ ਜੀ ਦੇ ਬਚਨਾਂ ਨੂੰ ਅੱਗੇ ਵਿਚਾਰ ਕੇ ਸੁਣਾਉਣ ਵਾਲਾ ਸਾਡਾ ਮਿੱਤਰ ਹੈ ਉਹ ਸਾਡਾ ਭਲਾ ਕਰਦਾ ਹੈ ਜਿਹੜੇ ਚਾਪਲੂਸ ਬੰਦੇ ਹੁੰਦੇ ਨੇ ਉਹ ਖਤਰਨਾਕ ਹੁੰਦੇ ਨੇ ਸੱਚੀ ਗੱਲ ਕਹਿ ਕੇ ਬੰਦਾ ਸਾਨੂੰ ਸਿਆਣਾ ਕਰ ਦਵੇ ਅਕਲ ਦੇ ਦਵੇ ਉਹ ਸਾਡਾ ਅਸਲੀ ਮਿੱਤਰ ਹੁੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਧਿਆਨ ਨਾਲ ਸੁਣੋ ਚੰਗੀ ਤਰ੍ਹਾਂ ਭਾਈ ਇੱਕ ਤੇ ਮਿੱਤਰ ਤੇਰਾ ਉਹ ਹੈ ਜਿਹੜਾ ਤੈਨੂੰ ਐ ਕਹਿੰਦਾ ਹੈ ਯਾਰ ਤੂੰ ਤੇ ਦਿਲ ਬਾਹਲਾ ਤਕੜਾ ਹੈ ਤੇਰਾ 500 ਦਾ ਨੋਟ ਮਿੰਟ 'ਚ ਕੱਢ ਕੇ ਦੇ ਦੇਣਾ ਯਾਰ ਦਿਲ ਬਾਹਲਾ ਤਕੜਾ ਅੱਧੇ ਕਿੱਲੇ ਦਾ ਠੇਕਾ ਅੱਧੇ ਕਿੱਲੇ ਦਾ ਅੱਧੇ ਕਿੱਲੇ ਦਾ ਠੇਕਾ ਮਿਲਿਆ 25000 25 ਚਲੋ 20000 ਲਾ ਲਓ 40000 ਨੂੰ ਕਿੱਲਾ ਚਾੜਦਾ ਠੇਕੇ ਤੇ 20000 ਮਿਲਿਆ ਵਾ ਮੈਂ ਮਾੜਾ ਜਿਹਾ ਗੱਲਬਾਤ ਪੰਜ ਚਾਰ ਜਣੇ ਰਲ ਕੇ ਯਾਰ ਇਹਨੂੰ ਗੱਲ ਕਹੀ ਮੈਂ ਕਿਹਾ ਵੀ ਆ ਜਾ ਜੋ ਵਧੀਆ ਉਹ ਚੀਜ਼ ਲੈ ਕੇ ਆਈਏ ਉਹ ਫਲਾਣਾ ਬ੍ਰਾਂਡ ਲਿਆਉਣਾ ਕਹਿੰਦੇ ਮਿੰਟ 'ਚ 500 ਦਾ ਨੋਟ ਚੱਕ ਕੇ ਫੜਾ ਦਿੱਤਾ ਦਿਲ ਬੜਾ ਤਕੜਾ ਇਹ ਇਹਨੂੰ ਕਹਿੰਦੇ ਨੇ ਖੁਸ਼ਾਮਦੀ ਕਰਦਾ ਬੰਦਾ ਚਾਹ ਐਵੇਂ ਹੀ ਕਰੀ ਜਾਂਦਾ ਬਿਨਾਂ ਗੱਲ ਤੋਂ ਖੁਸ਼ਾਮਦੀ ਕਰਦਾ ਤੇਰੀ ਖੁਸ਼ਾਮਦੀ ਕਰਦਾ ਤੇ ਇੱਕ ਉਹ ਹੈ ਜਿਹੜਾ ਤੇਰਾ ਪੱਕਾ ਮਿੱਤਰ ਹੈ ਜਿਹੜਾ ਤੇਰੇ ਤੇਰੇ ਪਰਿਵਾਰ ਬਾਰੇ ਵੀ ਜਾਣਦਾ ਹੈ ਵੀ ਇਹਦੀ ਘਰ ਵਾਲੀ ਹੈ ਗੁਜ਼ਾਰਾ ਮਸਾਂ ਚੱਲਦਾ ਹੈ ਲੜਕੀ ਬੱਚਿਆਂ ਦੀ ਫੀਸ ਭਰਨ ਵਾਲੀ ਹੈ ਬੇਬੇ ਦੀ ਦਵਾਈ ਵੀ ਲਿਆਉਣੀ ਹੈ ਘਰ ਦਾ ਬਿੱਲ ਵੀ ਭਰਨਾ ਹੈ 20000 ਰੁਪਇਆ ਮਿਲਿਆ ਹੈ ਪਾਗਲ ਹੋਇਆ ਚੱਕ ਕੇ 500 ਰੁਪਇਆ ਲਾਤਾ ਉਹ ਫਿਰ ਗਲ ਪੈ ਜਾਂਦਾ ਤੇਰੇ ਤੂੰ ਪਾਗਲ ਓਏ ਆਪਣੇ ਨਿਆਣਿਆਂ ਦਾ ਖਿਆਲ ਕਰਿਆ ਕਰ ਤੇਰੇ ਬੱਚੇ ਰੁੱਲ ਜਾਣਗੇ ਤੇਰੇ ਬੱਚਿਆਂ ਦੀ ਫੀਸ ਨਹੀਂ ਭਰਨੀ ਤੂੰ ਚੱਕ ਕੇ 500 ਰੁਪਏ ਦਾ ਨੋਟ ਫੜਾਤਾ ਜੁੰਡੀ ਦੀਆਂ ਯਾਰਾਂ ਮਗਰ ਰਲ ਕੇ ਐਵੇਂ ਗਲਾਸੀਆਂ ਖੜਕਾਉਂਦਾ ਪਾਗਲਾ ਵਾਂਗੂ ਤੁਰਿਆ ਫਿਰਦਾ ਤੈਨੂੰ ਅਕਲ ਨਹੀਂ ਉਹਨੂੰ ਆਪਾਂ ਕੀ ਕਹਿੰਦੇ ਆ ਇਹ ਮੇਰਾ ਦੁਸ਼ਮਣ ਹੈ ਇਹ ਉਹ ਉਹ ਮਾਰਦੇ ਨੇ ਪੰਪ ਸਿੱਧੀ ਜੀ ਗੱਲ ਕਹਿ ਲੋ ਚਲੋ ਆਪਾਂ ਆਪਣੀ ਮਾਲਵੇ ਦੀ ਬੋਲੀ ਵੀ ਉਹ ਪੰਪ ਮਾਰਦੇ ਨੇ ਇਹ ਗੱਲ ਪੈਂਦਾ ਤੈਨੂੰ ਅਕਲ ਨਹੀਂ ਉਹ ਕਹਿੰਦਾ ਤੇਰੇ ਵਰਗਾ ਦਲੇਰ ਹੀ ਕੋਈ ਨਹੀਂ ਜਿਹੜੇ ਦੂਜੇ ਨੇ ਉਹ ਕਹਿੰਦੇ ਨੇ ਯਾਰ ਬਾਹਲਾ ਦਲੇਰ ਬੰਦਾ ਹੈ ਬਈ 500 ਦਾ ਨੋਟ ਐ ਫੜਾ ਦਿੰਦਾ ਚੱਕ ਕੇ ਉਹ ਇਦਾਂ ਕਹਿੰਦੇ ਨੇ ਇਹ ਜਿਹੜਾ ਇਹ ਕਹਿੰਦਾ ਤੂੰ ਪਾਗਲ ਹੈ ਤੇਰਾ ਦਿਮਾਗ ਥੋੜਾ ਹੈ ਐਵੇਂ ਹੀ ਗੱਲਾਂ 'ਚ ਆ ਕੇ 500 ਦਾ ਨੋਟ ਚੱਕ ਕੇ ਫੜਾਤਾ ਤੂੰ ਹੁਣ ਮੈਨੂੰ ਇਹ ਦੱਸੋ ਵੀ ਸਾਡਾ ਦੋਸਤ ਇਹਨਾਂ ਦੋਨਾਂ 'ਚੋਂ ਕੌਣ ਹੈ ਮਿੱਤਰ ਕੌਣ ਮਿੱਤਰ ਉਹ ਹੈ ਜਿਹੜਾ ਸਾਨੂੰ ਉਸ ਵੇਲੇ ਟੋਕਦਾ ਹੈ ਤੁਹਾਡੀ ਮਾਂ ਤੁਹਾਡੇ ਨਾਲ ਲੜਦੀ ਹੈ ਤੁਹਾਡਾ ਪਿਓ ਤੁਹਾਡੇ ਨਾਲ ਲੜਦਾ ਹੈ ਉਹ ਕਹਿੰਦੇ ਨੇ ਆਪਣੇ ਨਿਆਣਿਆਂ ਦਾ ਖਿਆਲ ਕਰਿਆ ਕਰ ਭਾਈ ਇਹ ਜਿਹੜਾ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਇਹਦਾ ਅਰਥ ਇਹੋ ਹੀ ਹੈ ਹੋਰ ਇਹ ਤੇ ਗਾਂਧੀ ਦੀ ਸੋਚ ਹੋ ਗਈ ਵੀ ਅਗਲਾ ਤੇਰੇ ਮੁੱਕੀ ਮਾਰੇ ਤੂੰ ਉਹਦੇ ਪੈਰੀ ਹੱਥ ਲਾ ਦੇ ਬੋਲ ਕੇ ਪੜੀਏ ਫਰੀਦਾ ਜੋ ਤੈ ਮਾਰਨ ਫਰੀਦਾ ਜੋ ਤੈ ਮਾਰਨ ਮੁਕੀਆਂ ਤੇ ਨਾ ਨਾ ਮਾਰੇ ਕੁੰਮ ਆਪਣੜੇ ਤਰ ਜਾਈਏ ਪੈਰ ਤੇ ਨਾਂ ਦੇ ਚੁੰਮ ਇਹਦਾ ਅਖਰੀ ਅਰਥ ਇਹ ਹੈ ਵੀ ਜਿਹੜਾ ਤੇਰੇ ਮੁੱਕੀ ਮਾਰੇ ਤੈ ਨਹੀਂ ਮਾਰਨਾ ਤੂੰ ਸਗੋਂ ਪਤਾ ਕੀ ਕਰਨਾ ਹੈ ਤੂੰ ਉਹਦੇ ਪੈਰ ਫੜ ਲੈਣੇ ਇਹ ਸੋਚ ਗਾਂਧੀ ਵਾਲੀ ਹੋ ਸਕਦੀ ਹੈ ਗੁਰਮਤ ਵਾਲੀ ਤਾਂ ਨਹੀਂ ਹੋ ਸਕਦੀ ਵੀ ਅਗਲਾ ਤੇਰੇ ਮੁੱਕੀ ਮਾਰੇ ਤੂੰ ਉਹਦੇ ਪੈਰੀ ਹੱਥ ਦੇ ਇਹ ਗੱਲ ਤੇ ਗੁਰਮਤ ਕਹਿੰਦੀ ਹੈ ਵੀ ਤੂੰ ਕੁਝ ਕਹਿਣਾ ਨਹੀਂ ਤੂੰ ਕੁਝ ਨਹੀਂ ਕਹਿਣਾ ਪਰ ਜੇ ਅਗਲਾ ਤੇਰੇ ਪਹਿਲਾਂ ਮਾਰੂ ਫਿਰ ਜਵਾਬ ਜ਼ਰੂਰ ਦੇਣਾ ਜੇ ਤੂੰ ਚੁੱਪ ਕਰ ਗਿਆ ਉਹ ਕਿਸੇ ਹੋਰ ਦੇ ਵੀ ਮਾਰੂ ਜਾ ਕੇ ਉਹਨੂੰ ਹੌਸਲਾ ਹੋ ਜਾਣਾ ਵੀ ਇਹੜਾ ਕਿਹੜਾ ਕੁਝ ਕਹਿੰਦੇ ਨੇ ਜੇ ਤੂੰ ਉਹਨੂੰ ਨਾ ਕੁਝ ਆਖਿਆ ਉਹਨੂੰ ਹੌਸਲਾ ਹੋ ਜਾਣਾ ਹੈ ਉਹਨੇ ਕਿਸੇ ਹੋਰ ਦੇ ਵੀ ਮਾਰਨਾ ਜਾ ਕੇ ਗੁਰਮਤ ਇਹ ਕਹਿੰਦੀ ਹੈ ਭੈ ਕਾਹੂ ਕੋ ਦੇਤਨਾ ਨਹਿ ਭੈ ਮਾਨਤ ਆ ਕਿਸੇ ਤੋਂ ਡਰਨਾ ਨਹੀਂ ਤੇ ਕਿਸੇ ਨੂੰ ਡਰਾਉਣਾ ਵੀ ਨਹੀਂ ਪਰ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਿਹੜੇ ਤੇਰੇ ਮੁੱਕੀਆਂ ਮਾਰਦੇ ਭਾਵ ਤੇਰੇ ਚੋਟ ਕਰਦੇ ਨੇ ਜਿਹੜੇ ਮੁੱਕੀ ਦੀ ਜਿੱਦਾਂ ਚੋਟ ਵੱਜਦੀ ਹੈ ਜਿਵੇਂ ਮਾਂ ਤੈਨੂੰ ਕਹਿੰਦੀ ਆ ਕਮਲਿਆ ਪਾਗਲ ਹੋਇਆ ਫਿਰਦਾ ਜਿਹੜੀਆਂ ਚੋਟ ਮਾਰਦੀ ਹੈ ਨਾ ਮਾਂ ਦੇ ਸ਼ਬਦ ਚੋਟ ਕਰਦੇ ਨੇ ਮਾਂ ਦੀ ਚੰਗੀ ਸਿੱਖਿਆ ਚੋਟ ਕਰਦੀ ਹੈ ਚੰਗੇ ਮਿੱਤਰਾਂ ਦੀ ਚੰਗੀ ਸਿੱਖਿਆ ਚੋਟ ਕਰਦੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਪਾਗਲ ਹੋਇਆ 500 ਦਾ ਨੋਟ ਕੱਢ ਕੇ ਫੜਾਤਾ ਕਹਿੰਦੇ ਇਹੋ ਜੀਆਂ ਜਿਹੜੀਆਂ ਚੋਟਾਂ ਨੇ ਨਾ ਝੱਲ ਲਿਆ ਕਰ ਇਹਨਾਂ ਦਾ ਗੁੱਸਾ ਨਾ ਕਰਿਆ ਕਰ ਆਖੋ ਸਤਨਾਮ ਵਾਹ ਜਿਹੜੇ ਤੈਨੂੰ ਲੱਗਦਾ ਵੀ ਮੁਕੀਆਂ ਮਾਰਦੇ ਨੇ ਹੈ ਤੇਰਾ ਭਲਾ ਕਰਦੇ ਨੇ ਜਿਹੜੇ ਤੈਨੂੰ ਐ ਕਹਿੰਦੇ ਨੇ ਆ ਕੇ ਵੀ ਆਹ ਗਲਤ ਕਰਦਾ ਹੈ ਆਹ ਗਲਤ ਕਰਦਾ ਹੈ ਆਹ ਗਲਤ ਕਰਦਾ ਹੈ ਕਹਿੰਦੇ ਉਹਨਾਂ ਦਾ ਗੁੱਸਾ ਨਾ ਕਰਿਆ ਕਰ ਜੇ ਤੂੰ ਆਪਣੇ ਚੰਗੀ ਤਰ੍ਹਾਂ ਸੋਚੇ ਨਾ ਆਪਣੜੈ ਗਿਰੀਵਾਨ ਮੈਂ ਆਪਣੜੈ ਘਰ ਜਾਈਏ ਜੇ ਆਪਣੇ ਅੰਦਰ ਸੋਚੇ ਆਪਣਾ ਘਰ ਤੇ ਅਸਲਾ ਆਹੀ ਆਸਲੀ ਆਹੀ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਆਹੀ ਘਰ ਹੈ ਅੰਦਰਲਾ ਜੇ ਤੂੰ ਚੰਗੀ ਤਰ੍ਹਾਂ ਆਪਣੇ ਅੰਦਰ ਸੋਚੇ ਅੰਦਰ ਸੋਚੇ ਜੇ ਚੰਗੀ ਤਰ੍ਹਾਂ ਵਿਚਾਰ ਕਰੇ ਫਿਰ ਤੇ ਸਗੋਂ ਜਿਹੜੇ ਤੈਨੂੰ ਚੋਟ ਕਰ ਕਰਕੇ ਮਾੜਿਆਂ ਕੰਮਾਂ ਤੋਂ ਰੋਕਦੇ ਨੇ ਫਿਰ ਤੇ ਸਗੋਂ ਤੈਨੂੰ ਉਹਨਾਂ ਦੇ ਪੈਰ ਫੜਨੇ ਚਾਹੀਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦੇ ਪੈਰ ਫੜ ਕੇ ਕੀ ਕਹਿਣਾ ਚਾਹੀਦਾ ਹੈ ਸ਼ੁਕਰ ਹੈ ਮੈਨੂੰ ਮਾੜੇ ਕੰਮ ਤੋਂ ਬਚਾ ਲਿਆ ਆਪਾਂ ਨੜੈ ਘਰ ਜਾਈਏ ਪੈਰ ਤਿੰਨਾਂ ਦੇ ਚੁੰਮ ਜੇ ਚੰਗੀ ਤਰ੍ਹਾਂ ਸੋਚ ਕੇ ਵੇਖੇ ਤੇ ਉਹਨਾਂ ਦੇ ਪੈਰ ਫੜ ਲੈ ਉਹਨਾਂ ਨੇ ਚੋਟ ਕਰਕੇ ਤੈਨੂੰ ਮਾੜੇ ਕੰਮਾਂ ਤੋਂ ਬਚਾ ਲਿਆ ਜਿਵੇਂ ਮੇਰੇ ਵੀਰ ਕਈ ਅੰਮ੍ਰਿਤਧਾਰੀ ਬਣ ਗਏ ਪਰ ਕਈਆਂ ਨੇ ਸੰਗਤ ਵਿੱਚ ਆ ਕੇ ਜਾਂ ਕਿਸੇ ਨੇ ਜਦੋਂ ਐਸੀ ਚੋਟ ਮਾਰੀ ਉਹ ਅੱਜ ਕਹਿੰਦੇ ਵੀ ਕਮਾਲ ਹੋ ਗਈ ਉਸ ਵੇਲੇ ਪੰਜ ਚਾਰ ਗੱਲਾਂ ਉਦੋਂ ਤੇ ਗੁੱਸਾ ਜਾ ਲੱਗਦਾ ਸੀ ਹੁਣ ਚੰਗੀਆਂ ਲੱਗਦੀਆਂ ਫਿਰ ਬੰਦਾ ਆਪ ਵੀ ਸੁਣ ਸੁਣ ਕੇ ਬਦਲਿਆ ਹੁੰਦਾ ਹੈ ਫਿਰ ਦੁਨੀਆ ਨੂੰ ਸੁਣਾਉਂਦਾ ਫਿਰਦਾ ਫਿਰ ਸਮਾਜ ਨੂੰ ਬਦਲਣ ਤੁਰ ਪੈਂਦਾ ਇਸ ਕਰਕੇ ਗੁੱਸਾ ਨਹੀਂ ਕਰੀਦਾ ਤੇ ਚੇਤਾ ਰੱਖਿਓ ਜੀ ਜਦੋਂ ਮੰਨ ਲਓ ਵੀ ਮੈਂ ਜੇ ਸਵੇਰੇ ਉੱਠ ਕੇ ਮੈਂ ਆਪਣੀ ਗੱਲ ਕਰਾਂ ਜੇ ਜੇ ਮੈਂ ਇਦਾਂ ਕਹਾਂ ਵੀ ਮੈਂ ਭਾਈ 2 ਘੰਟੇ ਸਿਮਰਨ ਕਰਦਾ ਜਿਵੇਂ ਆਪਾਂ ਕਰ ਰਹੇ ਸੀ ਸਾਰੇ ਉਦੋਂ ਬਾਅਦ ਆ ਮੇਰਾ ਜਿਹੜਾ ਹੈ ਨਾ ਆ ਕੰਮ ਹੈ ਮੇਰਾ ਇਹ ਮੇਰੀ ਡਿਊਟੀ ਹੈ ਜਿਹੜਾ ਮੈਂ ਸਟੇਜ ਤੇ ਬੈਠਾ ਇੱਥੇ ਬਹਿ ਕੇ ਮੈਂ ਸਹੀ ਗੱਲ ਜੇ ਨਹੀਂ ਕਰਦਾ ਸੱਚ ਨਹੀਂ ਬੋਲਦਾ ਸਟੇਜ ਤੇ ਬਹਿ ਕੇ ਫਿਰ ਇਹਦਾ ਮਤਲਬ ਰੱਬ ਦਾ ਮੈਨੂੰ ਕੋਈ ਡਰ ਨਹੀਂ ਰੱਬ ਦਾ ਮੇਰੇ ਮਨ ਵਿੱਚ ਕੋਈ ਪਿਆਰ ਨਹੀਂ ਸਵੇਰੇ ਜੇ ਮੈਂ ਭਗਤੀ ਕੀਤੀ ਹੈ ਤੇ ਮੇਰਾ ਸਵੇਰੇ ਦਾ ਨਿਤਨੇਮ ਸਵੇਰ ਦਾ ਮੇਰਾ ਸਿਮਰਨ ਤਾਂ ਹੀ ਸਫਲ ਹੈ ਜੇ ਮੈਂ ਇੱਥੇ ਸਟੇਜ ਤੇ ਬਹਿ ਕੇ ਵੀ ਭਗਤੀ ਕਰਾਂ ਸੱਚ ਬੋਲਾਂ ਜਿਹੜਾ ਸਵੇਰੇ ਮੈਂ ਸੱਚ ਸਮਝਿਆ ਜਿਹੜਾ ਸਵੇਰੇ ਮੈਂ ਸੱਚ ਜੁੜਿਆ ਜਿਹੜਾ ਸਵੇਰੇ ਮੈਂ ਸੱਚ ਅਨੁਭਵ ਕੀਤਾ ਹੈ ਉਹ ਸੱਚ ਦੀ ਕਥਾ ਮੈਂ ਇੱਥੇ ਵੀ ਕਰਾਂ ਉਹ ਤਾਂ ਮੇਰਾ ਸਵੇਰ ਦਾ ਨਿਤਨੇਮ ਤੇ ਸਿਮਰਨ ਮੰਨਿਆ ਜਾ ਸਕਦਾ ਨਹੀਂ ਤੇ ਮੰਨਿਆ ਹੀ ਨਹੀਂ ਜਾ ਸਕਦਾ ਤੇ ਜਦੋਂ ਆ ਸੱਚ ਬੋਲਾਂਗੇ ਆਪਾਂ ਇਹ ਭਗ ਸੱਚ ਬੋਲਣਾ ਭਗਤੀ ਹੈ ਫਿਰ ਚੰਗੀ ਤਰ੍ਹਾਂ ਹੋਰ ਸਮਝ ਲਓ ਇਸ ਗੱਲ ਨੂੰ ਇੱਕ ਸ਼ਬਦ ਆਉਂਦਾ ਹੈ ਕਬੀਰ ਸਾਹਿਬ ਕਹਿੰਦੇ ਨੇ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਇ ਮਾਖੀ ਚੰਦਨ ਪਰ ਹਰੈ ਜਹ ਬਗੰਧ ਤਹਿ ਜੈ ਇਹ ਬੋਲ ਕੇ ਪੜੋ ਧਿਆਨ ਨਾਲ ਸੁਣੋ ਕਬੀਰ ਪਾਪੀ ਭਗਤ ਨਾ ਪਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬੇਗੰਧ ਤਹਿ ਜਾਏ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਪਾਪੀ ਹਿਰਦੇ ਨੂੰ ਭਗਤੀ ਚੰਗੀ ਨਹੀਂ ਲੱਗਦੀ ਪਰ ਤੁਸੀਂ ਨੋਟ ਕਰਿਓ ਜਿਹੜੀ ਆਪਾਂ ਪਹਿਲਾਂ ਭਗਤੀ ਕੀਤੀ ਹੈ ਅੱਧਾ ਪੌਣਾ ਘੰਟਾ ਲਾਇਆ ਜਿਹੜਾ ਹੁਣ ਆ ਗੱਲ ਚੰਗੀ ਤਰ੍ਹਾਂ ਸਮਝਿਓ ਉਹ ਭਗਤੀ ਸਾਰਿਆਂ ਨੂੰ ਪ੍ਰਵਾਨ ਹੈ ਸਭ ਨੂੰ ਪ੍ਰਵਾਨ ਹੈ ਵੀ ਆਹ ਤੇ ਬਹੁਤ ਵਧੀਆ ਜਦੋਂ ਉਸੇ ਪੰਕਤੀਆਂ ਦੀ ਕਥਾ ਕਰਾਂਗੇ ਅਰਥ ਕਰਾਂਗੇ ਸਮਝ ਆਏਗੀ ਉਹ ਭਗਤੀ ਨੂੰ ਕੋਈ ਕੋਈ ਪਸੰਦ ਕਰਦਾ ਹੈ ਪਹਿਲਾਂ ਵਾਲਾ ਪਾਉਣਾ ਕਹਿੰਦਾ ਸਭ ਨੂੰ ਪਸੰਦ ਹੈ ਪਹਿਲਾਂ ਵਾਲਾ ਜਿਹੜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕੀਤਾ ਉਹ ਤੇ ਬਹੁਤ ਪਸੰਦ ਹੈ ਮੈਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਜੀ ਅਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਬਹੁਤ ਜਪਦੇ ਆਂ ਜੀ ਬਹੁਤ ਬਹੁਤ ਸਿਮਰਨ ਕਰਦੇ ਆਂ ਸਾਡੇ ਤੇ ਕਰਾਂਦੇ ਹੀ ਸਿਮਰਨ ਨੇ 24 ਘੰਟੇ ਬਸ ਸਿਮਰਨ ਹੀ ਹੋਈ ਜਾਂਦਾ ਸਿਮਰਨ ਹੀ ਹੋਈ ਜਾਂਦਾ ਮੈਂ ਕਿਹਾ ਬਹੁਤ ਚੰਗੀ ਗੱਲ ਹੈ ਕਹਿੰਦਾ ਜੀ ਮੈਂ ਤੁਹਾਡੇ ਦੀਵਾਨ ਵਿੱਚ ਆਇਆ ਮੈਂ ਕਿਹਾ ਹਾਂ ਕਹਿੰਦਾ ਜੀ ਤੁਸੀਂ ਕਦੇ ਕਹਿੰਦੇ ਹੋ ਆ ਨਾ ਮੰਨੋ ਆ ਨਾ ਕਰੋ ਆ ਨਾ ਕਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਮੈਂ ਕਿਹਾ ਜੀ ਕਰੋ ਹੁਕਮ ਕਰੋ ਮੈਂ ਕਿਹਾ ਕਹਿੰਦਾ ਜੀ ਤੁਸੀਂ ਨਾ ਬਹੁਤਾ ਨਾ ਕਰਿਆ ਕਰੋ ਬਸ ਤੁਸੀਂ ਸਿਮਰਨ ਦੀ ਗੱਲ ਹੀ ਕਰਿਆ ਕਰੋ ਸਿਮਰਨ ਹੀ ਹੋਈ ਜਾਵੇ ਸਿਮਰਨ ਹੀ ਹੋਈ ਜਾਵੇ ਸਿਮਰਨ ਹੀ ਹੋਈ ਜਾਵੇ ਕਹਿੰਦਾ ਅੱਧਾ ਘੰਟਾ ਬੜਾ ਸੋਹਣਾ ਲਾ ਲੈਨੇ ਹੋ ਵਧੀਆ ਤੁਸੀਂ ਇਦਾਂ ਹੀ ਲਾਈ ਜਾਇਆ ਕਰੋ ਬਸ ਕਹਿੰਦਾ ਐ ਰੱਜ ਜਾਂਦਾ ਮਨ ਸਾਡਾ ਖੁਸ਼ ਹੋ ਜਾਂਦੇ ਮੈਂ ਕਿਹਾ ਤੂੰ ਖੁਸ਼ ਹੋ ਜਾਣਾ ਕਹਿੰਦਾ ਹਾਂ ਮੈਂ ਕਿਹਾ ਸਾਡੇ ਇਲਾਕੇ ਦੇ ਵਿੱਚ ਬੰਦਾ ਸਮੈਕੀ ਹੈ ਲੀਡਰਾਂ ਨਾਲ ਉਹਦੀ ਬਹੁਤ ਬਣਦੀ ਹੈ ਲੀਡਰਾਂ ਨਾਲ ਵੀ ਬਣਦੀ ਹੈ ਬੰਦਾ ਵੀ ਦੋ ਨੰਬਰੀ ਹੈ ਅਖੰਡ ਪਾਠ ਮਹੀਨੇ ਦੇ ਮਹੀਨੇ ਕਰਾਂਦਾ ਮੈਂ ਕਿਹਾ ਕੀਰਤਨੀਏ ਵੀ ਵੱਡੇ ਵੱਡੇ ਸੱਦਦਾ ਹੈ ਕਹਿੰਦਾ ਅੱਛਾ ਮੈਂ ਕਿਹਾ ਹਾਂ ਉਹਨੂੰ ਫੋਨ ਲਾ ਉਹਦਾ ਨੰਬਰ ਮੰਗਵਾਇਆ ਹੋਲਡ ਕਰਕੇ ਫੋਨ ਲਾ ਲਿਆ ਮੈਂ ਕਿਹਾ ਤੂੰ ਕਹਿ ਵੀ ਅਸੀਂ ਫਲਾਣੀ ਸੰਸਥਾ ਵਾਲੇ ਆ ਅਸੀਂ ਜੀ ਸਿਮਰਨ ਕਰਨਾ ਹੈ ਤੁਹਾਡੇ ਘਰ ਸਿਮਰਨ ਕਰਨਾ ਹੈ ਇੱਕ ਘੰਟਾ ਟਾਈਮ ਦਿਓ ਸਾਨੂੰ ਖੰਡ ਪਾੜ ਦੇ ਭੋਗ ਤੇ ਉਹ ਬੰਦੇ ਨੂੰ ਫੋਨ ਲਾ ਲਿਆ ਕਹਿੰਦਾ ਹਾਂਜੀ ਜੀ ਸਦਕੇ ਆਓ ਧੰਨ ਭਾਗ ਉਹ ਬਹੁਤਾ ਸਗੋਂ ਪਖੰਡ ਜਾ ਕਰੇ ਮੈਂ ਬਸ ਸਿਮਰਨ ਹੋਊ ਬਸ ਫੇਰ ਤੱਕ ਪਾਠ ਖੁੱਲ ਗਏ ਸਾਡੇ ਤੇ ਇਸ ਤੇ ਸ਼ੁਕਰ ਹੈ ਮੇਰਾ ਭਲਾ ਸਾਡਾ ਤੇ ਰੋਮ ਰੋਮ ਪਵਿੱਤਰ ਹੋ ਜੂ ਸਾਡਾ ਘਰ ਪਵਿੱਤਰ ਹੋ ਜਾਣਾ ਹੈ ਜੀ ਆਇਆਂ ਨੂੰ ਜ਼ਰੂਰ ਸਿਮਰਨ ਕਰੋ ਮੈਂ ਕਿਹਾ ਮਿਲ ਗਿਆ ਟਾਈਮ ਕਹਿੰਦਾ ਮਿਲ ਗਿਆ ਮੈਂ ਕੌਣ ਦੁਬਾਰਾ ਲਾ ਫੋਨ ਤੂੰ ਕਹੇ ਮੈਂ ਇਹਨਾਂ ਦੇ ਪਰਮੇਸ਼ਰ ਦੁਆਰ ਆਇਆ ਹੋਇਆ ਸੀ ਤੇ ਬਾਬਾ ਜੀ ਨੂੰ ਵੀ ਮਨਾ ਲਿਓ ਇਹ ਇਹ ਕਹਿੰਦੇ ਆ ਵੀ ਅੱਧਾ ਕੁ ਘੰਟਾ ਅਸੀਂ ਬਾਅਦ ਚ ਕਥਾ ਕਰ ਦਿਆਂਗੇ ਜਦੋਂ ਉਹਨੂੰ ਉਹਨੂੰ ਦੁਬਾਰਾ ਫੋਨ ਲਾਇਆ ਉਹ ਮੈਨੂੰ ਜਾਣਦਾ ਸਾਡੇ ਨਾਲ ਬਣਦੀ ਨਹੀਂ ਉਹ ਜਦੋਂ ਫੋਨ ਲਾਇਆ ਕਹਿੰਦੇ ਇੱਥੇ ਮੇਰੀ ਬਾਬਾ ਜੀ ਨਾਲ ਗੱਲ ਹੋ ਗਈ ਇਹ ਕਹਿੰਦੇ ਆ ਕਿ ਆਪਾਂ ਅੱਧਾ ਘੰਟਾ ਭਾਈ ਕਥਾ ਨਾਲ ਕਰ ਦਿਆਂਗੇ ਜੇ ਤੁਸੀਂ ਕਹੋ ਤੇ ਇਹਨਾਂ ਨੂੰ ਵੀ ਲੈ ਆਈਏ ਉਹ ਕਹਿੰਦੇ ਫਿਰ ਜੇ ਇਹਨਾਂ ਨੂੰ ਲਿਆਉਣਾ ਫਿਰ ਤੂੰ ਵੀ ਰਹਿਣ ਦੇ ਤੂੰ ਵੀ ਨਾ ਆਈ ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਕਹਿਣਾ ਕੀ ਚਾਹੁੰਦਾ ਮੇਰੀ ਗੱਲ ਸੁਣਿਓ ਮੈਂ ਕਹਿਣਾ ਕੀ ਚਾਹੁੰਦਾ ਉਸ ਵੇਲੇ ਉਹਨੇ ਫੋਨ ਕੱਟਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਸਾਹਿਬ ਕਹਿੰਦਾ ਹਾਂਜੀ ਮੈਂ ਕਿਹਾ ਤੇਰੇ ਵਾਲਾ ਕਰਾਨ ਨੂੰ ਤਿਆਰ ਹੈ ਬੰਦਾ ਦੋ ਨੰਬਰੀ ਹੈ ਕਹਿੰਦਾ ਹਾਂ ਮੈਂ ਕਿਹਾ ਮੇਰੇ ਵਾਲਾ ਕਰਾਉਂਦਾ ਨਹੀਂ ਕਹਿੰਦਾ ਹਾਂ ਮੈਂ ਕਿਹਾ ਫਿਰ ਦੱਸ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸਹਾਏ ਹਰੀ ਦੀ ਭਗਤੀ ਕਹਿੰਦੇ ਚੰਗੀ ਨਹੀਂ ਲੱਗਦੀ ਪਾਪੀ ਨੂੰ ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ ਕਹਿੰਦਾ ਠੀਕ ਹੈ ਮੈਂ ਕਿਹਾ ਬੰਦਾ ਮਾੜਾ ਹੈ ਕਹਿੰਦਾ ਇਹ ਵੀ ਠੀਕ ਹੈ ਮੈਂ ਕਿਹਾ ਤੇਰੇ ਵਾਲੀ ਭਗਤੀ ਇਹਨੂੰ ਪਸੰਦ ਹੈ ਮੈਂ ਕਿਹਾ ਉਹਨੇ ਹਾਂ ਕਰਤੀ ਨਾ ਵੀ ਆ ਜਾ ਕਹਿੰਦਾ ਹਾਂ ਮੈਂ ਕਿਹਾ ਮੇਰੇ ਵਾਲੀ ਪਸੰਦ ਨਹੀਂ ਕਹਿੰਦਾ ਹਾਂ ਮੈਂ ਕਿਹਾ ਮੇਰੇ ਵਾਲੀ ਕਰਨੀ ਸ਼ੁਰੂ ਕਰ ਤੂੰ ਕਹਿੰਦਾ ਵੀ ਆਹ ਬੰਦ ਕਰ ਦੋ ਤੂੰ ਕਹਿੰਦਾ ਛੱਡ ਦੋ ਐਦਾਂ ਹੀ ਕਰਾਈ ਜਾਇਆ ਕਰੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਾ ਹਾਂ ਮੈਂ ਕਿਹਾ ਆ ਭਗਤੀ ਐ ਜਿੱਦਣ ਆ ਕਰਨ ਲੱਗ ਜਾਏਗਾ ਨਾ ਸਰਮਾਏਦਾਰ ਬਹੁਤੇ ਸਾਰੇ ਨਹੀਂ ਸਰਮਾਏਦਾਰ ਤੇਰੇ ਵਿਰੁੱਧ ਹੋ ਜਾਣਗੇ ਸੱਚ ਐ ਇਹ ਜਿੰਨਾ ਸਰਮਾਏਦਾਰ ਤਬਕਾ ਹੈ ਹੁਣ ਸਾਡੇ ਵਰਗੇ ਸਟੇਜ ਤੇ ਕਹਿੰਦੇ ਨੇ ਗਾਉਣ ਵਾਲੇ ਨਾਲ ਲਵਾਓ ਐਵੇਂ ਭੁੜਕਦੇ ਨਾ ਫਿਰੋ ਬਹੁਤੇ ਕਥਾਵਾਚਕ ਗੁਰਮਤੀਏ ਤੁਹਾਨੂੰ ਸਟੇਜਾਂ ਤੇ ਕਹਿੰਦੇ ਨੇ ਓਏ ਮੱਸੇ ਦੀ ਔਲਾਦ ਨਾ ਬਣਿਆ ਕਰੋ ਐਦਾਂ ਕਹਿੰਦੇ ਨੇ ਨਾ ਮੱਸਾ ਰੰਗੜ ਕੀ ਕਰਦਾ ਸੀ ਅਸੀਂ ਸਟੇਜਾਂ ਤੇ ਇਦਾਂ ਕਹਿੰਦੇ ਆ ਵੀ ਮੱਸਾ ਰੰਗੜ ਕੀ ਕਰਦਾ ਸੀ ਵੇਸ਼ਵਾ ਨਾਚ ਕਰਦੀ ਸੀ ਸ਼ਰਾਬ ਦੀ ਬੋਤਲ ਹੱਥ ਵਿੱਚ ਸੀ ਨੋਟ ਵਾਰਦਾ ਹੈ ਪੈਸੇ ਸਿੱਟਦਾ ਹੈ ਉਹਦੇ ਉੱਤੋਂ ਦੀ ਕਹਿੰਦਾ ਆਪਾਂ ਮੰਨਦੇ ਆ ਮੱਸਾ ਰੰਗੜ ਕਿੱਡਾ ਪਾਪੀ ਬੰਦਾ ਬਈ ਨਾਚ ਕਰਦੀ ਸੀ ਵੇਸ਼ਵਾ ਨੋਟ ਸਿੱਟਦਾ ਸੀ ਤੇ ਅੱਜ ਸਾਡੇ ਵੀ ਪੈਲਸਾਂ ਵਿੱਚ ਜਾ ਕੇ ਵੇਖ ਲਓ ਲੜਕੀਆਂ ਨਾਚ ਕਰਦੀਆਂ ਨੇ 500 ਦੇ ਨੋਟ ਇਦਾਂ ਚੱਕ ਚੱਕ ਕੇ ਉੱਤੋਂ ਸਿੱਟਦਾ ਹੈ ਗਲਾਸੀ ਸ਼ਰਾਬ ਦੀ ਹੱਥ ਵਿੱਚ ਫੜੀ ਹੈ ਹੁਣ ਸਮਝ ਇਹ ਨਹੀਂ ਆਉਂਦੀ ਵੀ ਇਹ ਪੁੱਤ ਗੁਰੂ ਗੋਬਿੰਦ ਸਿੰਘ ਦਾ ਹੈ ਇਹ ਅੰਸ ਬੰਸ ਗੁਰੂ ਗੋਬਿੰਦ ਸਿੰਘ ਦੀ ਹੈ ਇਹ ਔਲਾਦ ਗੁਰੂ ਗੋਬਿੰਦ ਸਿੰਘ ਦੀ ਹੈ ਕਿ ਮੱਸੇ ਰੰਗੜ ਦੀ ਕਹਿੰਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਹਾਂ ਤੇ ਕੰਮ ਤੇ ਆਪਾਂ ਕਾਂਗੇ ਯਾਰ ਮੱਸੇ ਵਾਲੇ ਕਰਦਾ ਸਾਰੀ ਨਕਸ਼ਾ ਤੇ ਸਾਰਾ ਹੀ ਉਹ ਬਣਿਆ ਹੋਇਆ ਨਕਸ਼ਾ ਤੇ ਉਹ ਹੈ ਹੁਣ ਮੇਰੀ ਬੇਨਤੀ ਨੂੰ ਸੁਣਿਓ ਜਦੋਂ ਇਹੋ ਜੀਆਂ ਗੱਲਾਂ ਸਟੇਜ ਤੇ ਕਰਨੀਆਂ ਨੇ ਫਿਰ ਸਰਮਾਏਦਾਰੀ ਸਾਡੇ ਵਰਗਿਆਂ ਤੇ ਖੁਸ਼ ਨਹੀਂ ਹੋ ਸਕਦੀ ਆਖੋ ਸਤਨਾਮ ਉਹ ਮੈਨੂੰ ਮੰਨਣਗੇ ਮੰਨਣਗੇ ਜੇ ਮੈਂ ਇਦਾਂ ਹੀ ਕਹੀ ਚੱਲਾਂ ਵਾਹਿਗੁਰੂ ਵਾਹਿਗੁਰੂ ਦੋ ਘੰਟੇ ਲਾ ਦਿਆਂ ਮੇਰੇ ਮਗਰ ਮਗਰ ਫਿਰਦੇ ਨੇ ਪਰ ਜਦੋਂ ਤੁਸੀਂ ਕੁਰਬਾਨੀ ਦਾ ਸੱਚ ਬਿਆਨ ਕਰੋਗੇ ਅੱਗ ਲੱਗ ਜੇ ਅੱਗ ਲੱਗ ਜੇ ਜਰ ਚਾਰ ਬੰਦਿਆਂ 'ਚ ਮੇਰੀ ਬੇਇੱਜ਼ਤੀ ਹੁੰਦੀ ਹੈ ਇੰਨੇ ਬੰਦਿਆਂ ਦੇ ਵਿੱਚ ਮੈਂ ਇਹ ਕੰਮ ਕੀਤਾ ਹੈ ਪੈਲਸ ਵਿੱਚ ਗੱਲ ਸਿੱਧੀ ਮੇਰੇ ਤੇ ਆ ਗਈ ਮੈਂ ਇਹ ਕੰਮ ਕੀਤਾ ਹੈ ਸਾਨੂੰ ਉਹ ਪ੍ਰਚਾਰਕ ਚਾਹੀਦਾ ਜਿਹੜਾ ਬੋਲੇ ਨਾ ਮੇਰੇ ਸਾਡੇ ਗੱਲ ਸਾਡੇ ਬਾਰੇ ਨਾ ਗੱਲ ਰਾਵੇ ਬਸ ਗੁਰਬਾਣੀ ਦਾ ਕੀਰਤਨ ਕਰੇ ਆਪਣੇ ਘਰ ਨੂੰ ਜਾਵੇ ਬਸ ਤੇ ਮਾਫ ਕਰਨਾ ਕੀਰਤਨੀਏ ਕਹਿ ਦਿੰਦੇ ਆਪਾਂ ਕੀਰਤਨੀਏ ਰਾਗੀ ਕੀਰਤਨੀਏ ਤੇ ਇਦਾਂ ਦੇ ਨਹੀਂ ਹੁੰਦੇ ਭਲੋ ਭਲੋ ਰੇ ਕੀਰਤਨੀਆਂ ਰਾਗੀ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਬੜੇ ਤਰੀਕਿਆਂ ਨਾਲ ਗਾਉਂਦੇ ਨੇ ਪਰ ਨਹੀਂ ਹਰ ਹਰ ਭੀਜੈ ਰਾਜ ਰਾਜੇ ਪਰਮਾਤਮਾ ਕਹਿੰਦੇ ਇਹਦੇ ਤੇ ਖੁਸ਼ ਨਹੀਂ ਹੁੰਦਾ ਰਾਗੀ ਨੇ ਤੇ 71 71000 ਇੱਕ ਇੱਕ ਪ੍ਰੋਗਰਾਮ ਦਾ ਹੈਗੇ ਨੇ ਇਦਾਂ ਦੇ ਤੁਸੀਂ ਫੋਨ ਕਰਿਓ ਕਹਿਣਗੇ 4 ਦਿਨਾਂ ਲਈ ਭਾਵੇਂ ਬੁੱਕ ਕਰ ਲਓ 4 ਪ੍ਰੋਗਰਾਮ ਕਰ ਲਾਂਗੇ ਇੱਕ ਦਿਨ ਚ 4 ਪਰ ਇੱਕ ਪ੍ਰੋਗਰਾਮ ਦਾ 71 71000 ਲੈਣਾ ਹੈ ਇੱਕ ਦਿਨ ਚ ਚਾਰ ਕਰਾ ਲੈ ਸਵੇਰੇ 8 ਤੋਂ 10 2 ਘੰਟੇ ਨਹੀਂ ਵੈਸੇ ਲਾਉਂਦੇ ਘੰਟਾ ਕੀ ਲਾਉਂਦੇ 8 ਤੋਂ 9 ਲਾ ਦੇਾਂਗੇ ਫਿਰ ਦੁਪਹਿਰੇ ਲਾ ਲਾਂਗੇ 12 ਤੋਂ 1 ਫਿਰ 3 ਤੋਂ 4 ਲਵਾ ਲਈ ਫਿਰ ਇੱਕ ਰਾਤ ਦਾ ਲਵਾ ਲਾ ਪਰ ਇੱਕ ਦਾ 70000 ਲੈਣਾ ਸੱਚ ਹੈ ਇਹ ਬਿਲਕੁਲ ਸੱਚ ਉਹਨਾਂ ਇਹੋ ਜਿਹੇ ਰਾਗੀਆਂ ਨੂੰ ਸਰਮਾਏਦਾਰ ਕਹਿਣਗੇ ਇਹਨਾਂ ਨੂੰ ਸੱਦੋ ਵੀ ਆਹ ਕਮਾਲ ਕਰਦੇ ਨੇ ਨਾ ਕਿਸੇ ਦੀ ਮਾੜੀ ਨਾ ਚੰਗੀ ਬਸ ਪੰਜ ਚਾਰ ਸ਼ਬਦ ਪੜੇ ਚੰਗਾ ਸਾਥ ਸੰਗਤ ਹੋਈਆਂ ਭੁੱਲਾਂ ਖਿਮਾ ਬਾਣੀ ਦਾ ਕੀਰਤਨ ਕਰਦੇ ਆ ਕੋਈ ਭੁੱਲ ਗਲਤੀ ਹੋ ਗਈ ਹੋਵੇ ਮਾਫ ਕਰਨਾ ਸਰਦਾਰ ਸਾਹਿਬ ਫਲਾਣਾ ਸਿੰਘ ਜੀ ਨੇ ਬਹੁਤ ਸੇਵਾ ਬੜਾ ਉਦਮੀ ਬਹੁਤ ਗੁਰਸਿੱਖ ਗੁਰਮੁਖ ਪਰਿਵਾਰ ਹੈ ਸੋ ਮਹਾਰਾਜ ਇਹਨਾਂ ਨੂੰ ਬਖਸ਼ਿਸ਼ਾਂ ਇਹਨਾਂ ਤੇ ਰੱਖਣ ਕਾਰੋਬਾਰਾਂ 'ਚ ਵਾਧੇ ਪੁੱਛ ਤੇ ਲੈ ਕਿਤੇ ਠੇਕੇ ਤੇ ਨਹੀਂ ਇਹਦੇ ਕਾਰੋਬਾਰਾਂ 'ਚ ਵਾਧੇ ਸੱਚੇ ਪਾਤਸ਼ਾਹ ਦੇ ਕਾਰੋਬਾਰਾਂ 'ਚ ਤਰੱਕੀਆਂ ਬਖਸ਼ ਪੁੱਛਦੇ ਲੈ ਕਰਦਾ ਕੀ ਐ ਕਾਰੋਬਾਰਾਂ 'ਚ ਵਾਧੇ ਪੁੱਛੋ ਉਹੋ ਜਿਆਂ ਨੂੰ ਕਹਿਣਗੇ ਬੱਲੇ ਬੱਲੇ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਮੇਰਿਓ ਵੀਰੋ ਭਰਾਵੋ ਸਾਰੀ ਸਰਮਾਏਦਾਰੀ ਇਦਾਂ ਦੀ ਨਹੀਂ ਬਹੁਤ ਬੰਦੇ ਚੜ੍ਹਦੀ ਕਲਾ ਵਾਲੇ ਜ਼ਮੀਨਾਂ ਜਾਇਦਾਦਾਂ ਵਾਲੇ ਨੇ ਕੋਈ ਐ ਹਜ਼ਾਰਾਂ ਚੋਂ ਕੋਈ ਇੱਕ ਅੱਧਾ ਜਿਹੜਾ ਕਵੇ ਵੀ ਠੀਕ ਹੈ ਛੱਡੋ ਸਾਰਾ ਕੁਝ ਉਹੋ ਜੇ ਵਿਰਲੇ ਨੇ ਸਾਰੇ ਨਹੀਂ ਪਰ ਵਿਰਲੇ ਨੇ ਤੇ ਤਾਂ ਮੈਂ ਬੇਨਤੀ ਕਰਦਾ ਜਿੰਨੀ ਸੰਗਤ ਸੁਣਦੇ ਹੋ ਜਿਹੜੇ ਸਾਡੇ ਆਮ ਜਨਤਾ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਇਹ ਬਾਹਰੀ ਸਰਮਾਏ ਦੁਨੀਆ ਦੀ ਬਣਾਈ ਹੈ ਗੁਰੂ ਤੇ ਸਰਮਾਏਦਾਰ ਇਹਨਾਂ ਨੂੰ ਨਹੀਂ ਮੰਨਦੇ ਗੁਰੂ ਸਾਹਿਬ ਨਹੀਂ ਮੰਨਦੇ ਆਪਾਂ ਚਲੋ ਕਹਿ ਦਿੰਨੇ ਆ ਕਹਿਣ ਚ ਆ ਜਾਂਦੀ ਹੈ ਗੱਲ ਪੈਸੇ ਵਾਲਿਆਂ ਨੇ ਨਹੀਂ ਖੜਨਾ ਉਹ ਬੰਦੇ ਉਧਰ ਨੂੰ ਤੁਰਨਗੇ ਪਰ ਜਿਹੜੇ ਮੇਰੇ ਵੀਰ ਤੁਸੀਂ ਸੱਚ ਨੂੰ ਪਸੰਦ ਕਰਦੇ ਹੋ ਨਾ ਸੱਚ ਬੋਲਣ ਵਾਲੇ ਸਹੀ ਜਿਹੜੇ ਪ੍ਰਚਾਰਕ ਨੇ ਘੱਟ ਤੋਂ ਘੱਟ ਉਹਨਾਂ ਲਈ ਅਰਦਾਸ ਹੀ ਕਰਦਿਆ ਕਰੋ ਇੰਨਾ ਹੀ ਬਹੁਤ ਹੈ ਆਖੋ ਵਾਹ ਬਾਕੀ ਆਪੇ ਚੱਲੀ ਜਾਓ ਜ਼ਰੂਰੀ ਨਹੀਂ ਮੈਂ ਕਹਿ ਰਿਹਾ ਤੁਸੀਂ 5-500 ਦੇ ਨੋਟ ਕੱਢ ਦਿਓ ਬਸ ਵੀ ਤੁਹਾਡੇ ਪੈਸਿਆਂ ਦੀ ਲੋੜ ਹੈ ਆਪੇ ਚੱਲਦਾ ਹੈ ਪਰ ਘੱਟ ਤੋਂ ਘੱਟ ਤੁਸੀਂ ਅੰਦਰੋਂ ਸ਼ਾਬਾਸ਼ੇ ਦਿਆ ਕਰੋ ਦਿਲੋਂ ਸ਼ਾਬਾਸ਼ੇ ਦਿਆ ਕਰ ਅੰਦਰੋਂ ਅਰਦਾਸ ਕਰਿਆ ਕਰ ਜਦੋਂ ਗੁਰੂ ਦੇ ਸਿੱਖ ਮਨੋਂ ਅਰਦਾਸ ਕਰਦੇ ਆ ਨਾ ਸੰਗਤ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਇਸ ਕਰਕੇ ਭਾਈ ਜਿਹੜੀ ਪਹਿਲੀ ਭਗਤੀ ਸੀ ਜਿਹੜੀ ਆਪਾਂ ਪਹਿਲਾਂ ਲਾਇਆ ਅੱਧਾ ਪੌਣਾ ਘੰਟਾ ਉਹ ਸਭ ਨੂੰ ਪਸੰਦ ਹੈ ਆ ਜਿਹੜੀ ਚੱਲੇਗੀ ਇਹਦਾ ਗਾਹਕ ਕੋਈ ਕੋਈ ਹੈ ਆਖੋ ਸਤਨਾਮ ਆ ਭਗਤੀ ਹੈ ਸੱਚ ਬੋਲਣਾ ਆ ਭਗਤੀ ਕਿਸੇ ਕਿਸੇ ਨੂੰ ਪਸੰਦ ਹੈ ਤੇ ਜਦੋਂ ਆਪਾਂ ਸੱਚ ਬੋਲਾਂਗੇ ਫਿਰ ਅੰਦਰ ਨਾ ਹੁਲਾਰਾ ਜਿਹਾ ਆਉਂਦਾ ਹੈ ਆਖਾਂ ਜੀਵਾਂ ਜਿਵੇਂ ਹੁਣ ਆਪਾਂ ਕਈ ਵਾਰੀ ਕਹਿੰਦੇ ਆ ਅੰਦਰੋਂ ਬੰਦਾ ਮਰਿਆ ਮਰਿਆ ਜਿਹਾ ਹੀ ਬਸ ਐ ਖਤਮ ਜਿਹਾ ਅੰਦਰੋਂ ਪਰ ਜਦੋਂ ਅਸੀਂ ਸੱਚ ਕਹਿਤਾ ਆਖਾਂ ਨਾਲ ਦੀ ਨਾਲ ਹੀ ਜੀਵਾਂ ਆਜ ਮਲਾਵਾ ਸੇਖ ਫਰੀਦ ਉਸੇ ਵੇਲੇ ਹੀ ਜਦੋਂ ਸੱਚ ਕਹਿਤਾ ਤੇ ਅੰਦਰ ਜਾਨ ਜੀ ਬਹਿ ਗਈ ਤੇ ਜੇ ਸੱਚ ਮੈਂ ਛੱਡਤਾ ਸੱਚ ਛੱਡਤਾ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵੀ ਪਲ ਜਦੋਂ ਮੈਂ ਸੱਚ ਤੋਂ ਦੂਰ ਹੋ ਗਿਆ ਵਿਸਰੈ ਮਰ ਜਾਵਾਂ ਬਸ ਜਾਨ ਹੀ ਨਿਕਲਣ ਲੱਗ ਜਾਂਦੀ ਹੈ ਤੇ ਯਾਦ ਰੱਖਣਾ ਜੀ ਆਖਾਂ ਜੀਵਾਂ ਵਿਸਰੈ ਆਖਣ ਔਖਾ ਇਹ ਕੰਮ ਔਖਾ ਹੈ ਇਹ ਸੌਖਾ ਨਹੀਂ ਇਹ ਔਖਾ ਹੈ ਜਿਹੜੀ ਆਪਾਂ ਪਹਿਲਾਂ ਭਗਤੀ ਕੀਤੀ ਹੈ ਬਹੁਤ ਸੌਖੀ ਹੈ ਜੇ ਆਪਾਂ ਕਹੀਏ ਵੀ ਵਾਹਿਗੁਰੂ ਵਾਹਿਗੁਰੂ ਜਪਣਾ ਬਹੁਤ ਔਖਾ ਹੈ ਨਾ ਜੀ ਨਾ ਤਿੰਨ ਤਿੰਨ ਘੰਟੇ ਇੱਥੇ ਬਿਠਾ ਬੈਠ ਜੱਪੀ ਜਾਂਦੇ ਆ ਤੁਸੀਂ ਜਪੋਗੇ ਮੇਰੇ ਨਾਲ ਕੋਈ ਔਖਾ ਨਹੀਂ ਸੱਤ ਦੀਵਾਨ ਰੱਖ ਲਓ ਸੱਤੇ ਦੇਣੀ ਤਿੰਨ ਤਿੰਨ ਘੰਟੇ ਸਗੋਂ ਮੈਨੂੰ ਪਤਾ ਹੈ ਜੇ ਆਪਾਂ ਇਸ ਸਮਾਗਮ ਦਾ ਨਾਮ ਐਉਂ ਰੱਖ ਦਈਏ ਬਈ ਇਨਾ ਬਾਜਵਾ ਪਿੰਡ ਦੇ ਵਿੱਚ 7 ਦਿਨ ਜਪ ਤਪ ਸਮਾਗਮ ਚੱਲੂ ਇਸ਼ਤਿਹਾਰ ਤੇ ਲਿਖ ਦਿਓ ਅੱਛਾ ਕੀ ਹੋਊ ਤੁਸੀਂ ਇਲਾਕੇ ਵਾਲੇ ਪੁੱਛਿਓ ਵੀ ਕੀ ਹੋਊ ਉਹਦੇ ਵਿੱਚ ਜੀ ਬਸ ਸਵੇਰ ਤੋਂ ਲੈ ਕੇ ਸਵੇਰ ਦੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਨਾਮ ਜਪਿਆ ਜਾਊ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 11 ਵਜੇ ਤੱਕ ਨਾਮ ਜਪਿਆ ਜਾਊ ਤੁਸੀਂ ਫਿਰ ਮਾਫ ਕਰਨਾ ਮੈਨੂੰ ਇਹਦੇ ਨਾਲੋਂ ਜ਼ਿਆਦਾ ਸੰਗਤ ਆਏਗੀ ਵੀ ਜਪ ਤਪ ਹੋ ਗਿਆ ਭਾਈ ਬੌਲਾ ਨਾਮ ਜਪਿਆ ਬਹੁਤ ਨਾਮ ਮੈਂ ਇਹਦਾ ਇਹਦੀ ਵਿਰੋਧਤਾ ਨਹੀਂ ਕਰਦਾ ਜ਼ਰੂਰੀ ਹੈ ਪਰ ਚਾਬੀ ਦਿਓ ਚਾਰਜ ਹੋ ਜਾਓ ਇੱਕ ਘੰਟਾ ਜਪ ਲਓ ਬਹਿ ਕੇ ਟਿਕ ਕੇ ਪਰ ਉਦੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਜੇ ਸੱਚ ਨਾ ਲਿਆਂਦਾ ਫਿਰ ਭਗਤੀ ਕੋਈ ਨਹੀਂ ਜੇ ਜ਼ਿੰਦਗੀ ਵਿੱਚ ਸੱਚ ਤੇ ਨਾ ਚੱਲੇ ਫੇਰ ਭਗਤੀ ਕੋਈ ਨਹੀਂ ਅਸਲ ਭਗਤੀ ਕੀ ਹੈ ਇਹਨੂੰ ਸਮਝੋ ਭਾਈ ਸੱਚ ਕਹਿ ਦੇਣਾ ਸੱਚ ਬੋਲ ਦੇਣਾ ਇਹ ਭਗਤੀ ਹੈ ਤੇ ਮਰੀਆਂ ਜ਼ਮੀਰਾਂ ਵਾਲਿਆਂ ਨੇ ਨਹੀਂ ਕਰਨੀ ਭਾਈ ਇਹ ਭਗਤੀ ਮਰੀ ਜ਼ਮੀਰ ਵਾਲਾ ਨਹੀਂ ਕਰ ਸਕਦਾ ਜਿਹੜਾ ਮਰੀ ਜ਼ਮੀਰ ਵਾਲਾ ਉਹ ਨਹੀਂ ਸੱਚ ਬੋਲ ਸਕਦਾ ਉਹ ਜੁਰਤ ਨਹੀਂ ਹੁੰਦੀ ਉਹਨੂੰ ਨੀਲੀਆਂ ਪੱਗਾਂ ਵਾਲਿਆਂ ਨੇ ਡਰਾ ਲੈਣਾ ਜਾ ਕੇ ਗਲ ਪੈਂਦੇ ਨੇ ਆ ਕੇ ਵੇਖਦੇ ਆ ਜਹਾਲ ਹਾਲ ਸਾਡਾ ਕੀ ਹੈ ਇਹ ਸੰਗੀ ਦੇ ਵਿੱਚ ਗਲ ਦੇ ਵਿੱਚ ਅੰਗੂਠੇ ਦਿੰਦੇ ਨੇ ਨਾਲੇ ਆਪ ਮਰਦੇ ਨੇ ਨਾਲੇ ਜਿਨ੍ਹਾਂ ਨੂੰ ਮਗਰ ਲਾ ਲੈਂਦੇ ਨੇ ਜਿਵੇਂ ਜਥੇਦਾਰ ਇਹਨਾਂ ਦੇ ਮਗਰ ਲੱਗ ਗਏ ਸੀ ਹੁਣ ਰਗੜੇ ਗਏ ਮਾਫ ਕਰਨਾ ਜੱਫੇ ਮਾਰ ਜਥੇਦਾਰ ਤੇ ਕਹਿ ਦਿੰਨੇ ਆ ਜੱਫੇ ਮਾਰ ਨੇ ਜਿਹੜੇ ਅਹੁਦਿਆਂ ਨੂੰ ਜੱਫੇ ਮਾਰ ਕੇ ਬੈਠੇ ਨੇ ਅਸੀਂ ਨਹੀਂ ਛੱਡਦੇ ਕੌਮ ਕਹਿੰਦੀ ਇਹ ਜਥੇਦਾਰ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਜਥੇਦਾਰ ਜਿਹੜੀ ਕੌਮ ਦੇ ਜਥੇਦਾਰ ਨੇ ਕੌਮ ਮੰਨਦੀ ਨਹੀਂ ਜਥੇਦਾਰ ਪਰ ਉਹ ਜ਼ਮੀਰ ਕਿਵੇਂ ਮਰ ਗਈ ਭਾਈ ਸੰਗੀ ਜਗੂਠਾ ਦੇ ਲਿਆ ਬੰਦ ਕਰਾਤੀ ਜ਼ਬਾਨ ਚੁੱਪ ਕਰਾਤੇ ਮਰੀਆਂ ਜ਼ਮੀਰਾਂ ਵਾਲੇ ਇਸ ਰਾਹ ਤੇ ਨਹੀਂ ਤੁਰ ਸਕਦੇ ਉਹ ਤੇ ਵਿਕੇ ਪਏ ਹੁੰਦੇ ਨੇ ਨਾਲੇ ਵਿਕਣਗੇ ਆਪ ਹੀ ਨਹੀਂ ਉਹ ਤੇ ਇਹ ਤੇ ਇਦਾਂ ਦੇ ਹੁੰਦੇ ਨੇ ਆਪ ਹੀ ਨਹੀਂ ਕੌਮ ਵੇਚ ਜਾਂਦੇ ਨੇ ਯਾ ਖੁਦਾਇਆ या खुदाया हवश के बंदे वफा को बेच देते हैं खुदा के घर की क्या बात है वो तो खुदा को बेच देते हैं ਉਹ ਤੇ ਰੱਬ ਨੂੰ ਵੀ ਵੇਚ ਦੇਣਗੇ ਉਹਦੇ ਰੱਬ ਨੂੰ ਵੀ ਵੇਚ ਦੇਣਗੇ ਸਾਡੀ ਕੌਮ ਹੀ ਵੇਚਣ ਤੁਰ ਪਏ ਸੀ ਸਰਸੇ ਵਾਲੇ ਕੋਲ ਕੌਮ ਵੇਚਣ ਵਾਲਾ ਕੰਮ ਹੀ ਹੁੰਦਾ ਹੋਰ ਕੀ ਹੁੰਦਾ ਤੇ ਆ ਥੋੜੇ ਦਿਨ ਪਹਿਲਾਂ ਵਿਸ਼ਨੂੰ ਦਾ ਰੂਪ ਧਾਰ ਲਿਆ ਸਰਸੇ ਵਾਲੇ ਬਾਬੇ ਨੇ ਵਿਸ਼ਨੂੰ ਦਾ ਭੜਕ ਗਏ ਹਿੰਦੂ ਭਰਾ ਸਾਡੇ ਕਈ ਭੜਕ ਗਏ ਕਹਿੰਦੇ ਨਕਲ ਕੀਤੀ ਐ ਵਿਸ਼ਨੂੰ ਦੀ ਨਕਲ ਕੀਤੀ ਐ ਭਗਵਾਨ ਦੀ ਨਕਲ ਕੀਤੀ ਐ ਇਹਦੇ ਤੇ ਕੇਸ ਦਰਜ ਕਰੋ ਹੁਣ ਕਿਸੇ ਨਾ ਕਿਸੇ ਨੇ ਰੋਬ ਜਿਹਾ ਮਾਰਿਆ ਹੋਣਾ ਕੱਲ ਵਾਪਸ ਵੀ ਲੈ ਲਿਆ ਕਹਿੰਦੇ ਸਾਨੂੰ ਕੋਈ ਦੁੱਖ ਨਹੀਂ ਜੋ ਮਰਜ਼ੀ ਬਣਿਆ ਫਿਰੇ ਮੈਂ ਕਿਹਾ ਇਹ ਇਹਨਾਂ ਨੇ ਮਾਫ ਕਰਤਾ ਕਹਿ ਦਿੰਦੇ ਨੇ ਇੱਕੋ ਹੀ ਗੱਲ ਹੈ ਪਰ ਸਿੱਖਾਂ ਨੇ ਤੈਨੂੰ ਮਾਫ ਨਹੀਂ ਕਰਨਾ ਬਾਬਾ ਸਿੱਖ ਨਹੀਂ ਕਰਦੇ ਨਾ ਨਾ ਭਾਈ ਨਾ ਸਿੱਖ ਨਹੀਂ ਕਰਦੇ ਤੈਨੂੰ ਮਾਫ ਇਹਨਾਂ ਨੇ ਤੇ ਕਹਿ ਵੀ ਦਿੱਤਾ ਕਿ ਨੇ ਕਰਤਾ ਮਾਫ ਰਾਤ ਪੀਤੀ ਸੀ ਤੇ ਨਿਊਜ਼ ਚੱਲਦੀ ਸੀ ਰਾਤ ਨਿਊਜ਼ ਚੱਲਦੀ ਸੀ ਵੀ ਅਸੀਂ ਕੇਸ ਵਾਪਸ ਲੈ ਲਿਆ ਕੋਈ ਨਹੀਂ ਭਾਵਨਾਵਾਂ ਨੂੰ ਭੜਕਾਇਆ ਸਾਡੀਆਂ ਨੂੰ ਕਹਿੰਦੇ ਸਾਡੀਆਂ ਭਾਵਨਾਵਾਂ ਕੋਈ ਨਹੀਂ ਭੜਕਾਈਆਂ ਮੈਂ ਕਿਹਾ ਸਾਡੀਆਂ ਸਿੱਖਾਂ ਦੀਆਂ ਭੜਕਾਈਆਂ ਨੇ ਸ਼ਾਂਤ ਨਹੀਂ ਹੋਣੀਆਂ ਜਿਹੜੀਆਂ ਤੂੰ ਭੜਕਾਤੀਆਂ ਕਹਿ ਦਿੰਨੇ ਆਪਾਂ ਫਰਕ ਬਹੁਤ ਹੈ ਫਰਕ ਬਹੁਤ ਹੈ ਸਿੱਖ ਜਿੰਨਾ ਚਿਰ ਜਿਉਂਦੇ ਨੇ ਨਹੀਂ ਮਾਫ ਕਰਨਗੇ ਇਹਦੇ ਜਥੇਦਾਰਾਂ ਨੇ ਮਾਫੀ ਦੇ ਦਿੱਤੀ ਸਿੱਖ ਨਹੀਂ ਕਰਨਗੇ ਮਾਫ ਕਦੇ ਵੀ ਇਹ ਕੌਮ ਨੇ ਮਾਫ ਕੀਤਾ ਹੀ ਨਹੀਂ ਤਾਂ ਹੀ ਤੇ ਵਾਪਸ ਲੈਣੀ ਪੈ ਗਈ ਹੁਕਮਨਾਮਾ ਵਾਪਸ ਲੈਣਾ ਪੈ ਗਿਆ ਕਿਉਂ ਕਿਉਂਕਿ ਜਾਗਦੀ ਜ਼ਮੀਰ ਵਾਲੇ ਭਾਵੇਂ ਥੋੜੇ ਨੇ ਪਰ ਹੈ ਨੇ ਸਾਡੀ ਕੌਮ ਹੈ ਨੇ ਹੈ ਥੋੜੇ ਨੇ ਪਰ ਹੈ ਨੇ ਤੇ ਯਾਦ ਰੱਖੋ ਜੀ ਜਾਗਦੀ ਜ਼ਮੀਰ ਵਾਲਾ ਕੱਲਾ ਹੀ ਸਵਾ ਲੱਖ ਵਰਗਾ ਹੁੰਦਾ ਆਖੋ ਸਤਨਾਮ ਵਾਹਿਗੁਰੂ ਜਾਗਦੀ ਜ਼ਮੀਰ ਵਾਲੇ ਬਣੋ ਲਾਸ਼ਾਂ ਤੇ ਬਥੇਰੀਆਂ ਤੁਰੀਆਂ ਫਿਰਦੀਆਂ ਨੇ ਜ਼ਮੀਰ ਜਗਾਣੀ ਸੱਚ ਨੂੰ ਸੱਚ ਕਹਿਣਾ ਗਲਤ ਨੂੰ ਗਲਤ ਕਹਿਣਾ ਸਹੀ ਨੂੰ ਸਹੀ ਕਹਿਣਾ ਆਪ ਸਹੀ ਰਾਹ ਤੇ ਚੱਲਣਾ ਭਗਤੀ ਹੈ ਸੱਚ ਨੂੰ ਸਮਝਣਾ ਭਗਤੀ ਹੈ ਸੱਚ ਨੂੰ ਸੁਣਨਾ ਭਗਤੀ ਹੈ ਸੱਚ ਤੇ ਚੱਲਣਾ ਭਗਤੀ ਹੈ ਸੱਚ ਬੋਲਣਾ ਭਗਤੀ ਹੈ ਕਿਸੇ ਨੂੰ ਸੱਚ ਤੇ ਚਲਾਉਣਾ ਭਗਤੀ ਹੈ ਇਹ ਸਾਰੀ ਭਗਤੀ ਹੋਈ ਹੁੰਦੀ ਹੈ ਭਗਤੀ ਸਿਰਫ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਨੂੰ ਨਹੀਂ ਕਹਿੰਦੇ ਉਹ ਤੇ ਇੱਕ ਤਰੀਕਾ ਹੈ ਕਿ ਵੀ ਸਾਡੀ ਜ਼ਿੰਦਗੀ 'ਚ ਭਗਤੀ ਆ ਜਾਵੇ ਉਹ ਤੇ ਇੱਕ ਢੰਗ ਹੈ ਭਗਤੀ ਦਾ ਤੇ ਦਿਨੇ ਪਤਾ ਲੱਗਣਾ ਭਗਤੀ ਦਾ ਤੇ ਪਤਾ ਲੱਗਣਾ ਵੀ ਸਵੇਰੇ ਤੂੰ ਨਿਤਨੇਮ ਕਰਦਾ ਸੀ ਚਾਰਜ ਵੀ ਹੋਇਆ ਸਾਰਾ ਦਿਨ ਤੇਰਾ ਜਿਵੇਂ ਹੁਣ ਆਪਾਂ ਫੋਨ ਆਪਾਂ ਕਈ ਵਾਰੀ ਕਹਿੰਦੇ ਯਾਰ ਇਹ ਤੇ ਲੱਗਾ ਹੀ ਨਹੀਂ ਸੀ ਉਹ ਕਿੱਲੀ ਜੀ ਲੱਗੀ ਹੋਈ ਨਹੀਂ ਸੀ ਇਹ ਤੇ ਚਾਰਜ ਹੋਇਆ ਹੀ ਨਹੀਂ ਮੈਂ ਐਵੇਂ ਘੰਟਾ ਲਾਈ ਰੱਖਿਆ ਉੱਥੇ ਇਹ ਤੇ ਚਾਰਜ ਹੀ ਨਹੀਂ ਹੋਇਆ ਕਈ ਮਾਫ ਕਰਨਾ ਬੰਦੇ ਦੋ ਦੋ ਘੰਟੇ ਨੇ ਚਾਰਜ ਹੁੰਦੇ ਹੀ ਨਹੀਂ ਆਖੋ ਸਤਨਾਮ ਸਿੱਧੀ ਜੀ ਗੱਲ ਕਰੋ ਬਿਲਕੁਲ ਹੀ ਸਿੱਧੀ ਗੱਲ ਹੈ ਵੀ ਕਈ ਬੈਠੇ ਜ਼ਰੂਰ ਨੇ 2-2 ਘੰਟੇ ਅਸੀਂ ਜੀ ਭਜਨ ਕਰਦੇ ਆਂ 3 ਵਜੇ ਬਹਿ ਜਾਣਗੇ ਭਜਨ ਕਰਦੇ ਆਂ ਅਸੀਂ ਤੇ ਚਾਰਜ ਹੁੰਦਾ ਹੀ ਨਹੀਂ ਦਿਨੇ ਉਹਨੂੰ ਕਹੋ ਵੀ ਉੱਥੇ ਆਵੇ ਖਾ ਕੀ ਹੋ ਗਿਆ ਉਹ ਚੱਲ ਕੋਈ ਨਹੀਂ ਭਾਈ ਜਿਹੜਾ ਕਰੂ ਉਹੀ ਪਰੂ ਤਨ ਗੁਰੂ ਨਾਨਕ ਬਸ ਤੂੰ ਤੈਂ ਕੀ ਲੈਣਾ ਹੈ ਐਦਾਂ ਬੋਲ ਓਏ ਤੈਂ ਕੀ ਲੈਣਾ ਭਗਤਾ ਤੂੰ ਛੱਡ ਜਾ ਬਸ ਨਾਮ ਹੀ ਜਪ ਨਾਮ ਹੀ ਜਪ ਉਦੋਂ ਫਿਰ ਆਪਾਂ ਨੂੰ ਕਹਿਣਾ ਪਊ ਵੀ ਬੈਂਦਾ 3 ਘੰਟੇ ਆ ਚਾਰਜ ਕੋਈ ਨਹੀਂ ਹੁੰਦਾ ਏ ਐਵੇਂ ਹੀ ਬੈਠਾ ਰਹਿਣਾ ਬਸ ਐਦਾਂ ਕਹਿਣਾ ਪਏਗਾ ਫਿਰ ਉਸ ਬੰਦੇ ਨੂੰ ਆਪਾਂ ਇਸ ਕਰਕੇ ਜਿਹੜਾ ਸਵੇਰੇ ਤੂੰ ਬੈਠਾ ਹੈ ਨਿਤਨੇਮ ਕਰਦਾ ਦਿਨੇ ਵੀ ਤੇ ਅਸਰ ਵਿਖਾ ਉਹਦਾ ਵੀ ਤੂੰ ਕੀ ਕੀਤਾ ਸਵੇਰੇ ਉਹ ਰੰਗ ਤੈਨੂੰ ਲੱਗੇ ਵੀ ਲਾਲ ਰੰਗ ਤੋਂ ਤਿਸ ਕੋ ਲੱਗਾ ਜਿਸ ਕੇ ਵਡ ਲਾਲ ਰੰਗ ਬੋਲ ਕੇ ਇਹ ਉਹਨੂੰ ਲੱਗਦਾ ਜੀ ਜਿਹਦੇ ਵੱਡੇ ਭਾਗ ਹਨ ਵੱਡੇ ਭਾਗ ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨਹਿ ਲਾਗੇ ਦਾਗਾ ਧੰਨ ਗੁਰੂ ਗੋਬਿੰਦ ਸਿੰਘ ਦੇ 8 ਤੇ 9 8 ਤੇ 6 ਸਾਲ ਦੇ ਸਾਹਿਬਜ਼ਾਦਿਆਂ ਨੂੰ ਹੀ ਲੱਗ ਗਿਆ ਲੱਗਦਾ ਕਹਿ 7 ਤੇ 9 ਦਿੰਨੇ ਆ 7 ਤੇ 9 ਪਰ ਬਹੁਤੇ ਇਤਿਹਾਸਕਾਰਾਂ ਨੇ ਇਸੇ ਗੱਲ ਨੂੰ ਮੰਨਿਆ ਕਿ ਸਾਹਿਬਜ਼ਾਦਾ ਫਤਿਹ ਸਿੰਘ 6 ਸਾਲ ਦਾ ਪੂਰਾ ਨਹੀਂ ਸੀ ਹੋਇਆ ਤੇ ਜੋਰਾਵਰ ਸਿੰਘ ਦੀ ਉਮਰ 8 ਸਾਲ ਦੀ ਅਜੇ ਪੂਰੀ ਨਹੀਂ ਸੀ 5 ਮਹੀਨੇ ਤੇ ਕੁਝ 5 ਮਹੀਨੇ 5 ਸਾਲ ਤੇ 11 ਮਹੀਨੇ ਦੀ ਉਮਰ ਹੀ ਸੀ ਜਦੋਂ ਫਤਿਹ ਸਿੰਘ ਨੀਆਂ 'ਚ ਖੜ ਕੇ ਉਹ ਸੀ ਜਿਨ੍ਹਾਂ ਨੂੰ ਲਾਲ ਰੰਗ ਲੱਗਿਆ ਹੋਇਆ ਸੀ ਸੱਚ ਰੰਗ ਦਾਦੀ ਕੋਲ ਬਹਿ ਕੇ ਵੀ ਭਗਤੀ ਕੀਤੀ ਤੇ ਜਦੋਂ ਕਚਹਿਰੀ 'ਚ ਚਲੇ ਗਏ ਉੱਥੇ ਵੀ ਕੀਤੀ ਆਖੋ ਸਤਨਾਮ ਹੁਣ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਵੀ ਦਾਦੀ ਕੋਲ ਬਹਿ ਕੇ ਵੀ ਦਾਦੀ ਕਹਿੰਦੀ ਪੁੱਤਰੋ ਲਓ ਬਈ आओ तुमको दूल्हा बना तो लूं नन्ही सी कल की सिर्फ सरों पे सजा तो लूं जाने से पहले तुम्हें तुम्हें दूल्हा बना तो लूं ਤੇ ਮਾਤਾ ਨੇ ਤਿਆਰ ਵੀ ਕੀਤਾ ਸਿਮਰਨ ਵੀ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਫਿਰ ਗੁਰਬਾਣੀ ਵੀ ਪੜ੍ਹੀ ਭਗਤੀ ਕੀਤੀ ਸਵੇਰੇ ਬੱਚੇ ਸਾਹਿਬਜ਼ਾਦਿਆਂ ਨੂੰ ਭਾ ਕੇ ਨਾਮ ਜਪਿਆ ਪਹਿਲਾਂ ਮਾਤਾ ਨੇ ਫਿਰ ਜਪਾਇਆ ਪਹਿਲਾਂ ਜਪਿਆ ਫਿਰ ਜਾਦਿਆਂ ਨੂੰ ਜਪਾਇਆ ਭਗਤੀ ਆਪ ਵੀ ਕੀਤੀ ਬੱਚਿਆਂ ਨੇ ਵੀ ਕੀਤੀ ਸੱਚ ਨਾਲ ਐਸਾ ਜੋੜਿਆ ਐਸੀ ਪ੍ਰੈਕਟਿਸ ਹੈ ਐਸੇ ਉਚਾਰਜ ਨੇ ਐਸੀ ਐਸੇ ਐਕਟਿਵ ਨੇ ਐਸੀ ਚੜ੍ਹਦੀ ਕਲਾ ਹੈ ਉਹਨਾਂ ਦੇ ਅੰਦਰ ਐਸਾ ਸਪਿਰਟ ਹੈ ਐਸਾ ਵੀਰ ਰਸ ਹੈ ਐਸਾ ਸਰੂਰ ਹੈ ਐਸੀ ਮਸਤੀ ਹੈ ਐਸਾ ਅੰਦਰ ਦਾ ਖੇੜ ਹੈ ਜਿਹੜਾ ਸਵੇਰੇ ਚੜਦਾ ਸੀ ਕਚਹਿਰੀ 'ਚ ਜਾ ਕੇ ਠੰਡਾ ਨਹੀਂ ਸੀ ਕਚਹਿਰੀ 'ਚ ਜਾ ਕੇ ਵੀ ਉਵੇਂ ਹੀ ਰਹੀ ਤੁਹਾਡੇ ਦਾਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਵਿੱਚ ਆਪਣੇ ਆਪ ਦਾ ਬਲੀਦਾਨ ਦਿੱਤਾ ਹੈ ਧਰਮ ਦੀ ਸੁਤੰਤਰਤਾ ਵਾਸਤੇ ਵਿਚਾਰਾਂ ਦੀ ਸੁਤੰਤਰਤਾ ਵਾਸਤੇ ਆਜ਼ਾਦੀ ਵਾਸਤੇ ਆਪਣੇ ਆਪ ਦਾ ਬਲੀਦਾਨ ਦਿੱਤਾ ਸਾਹਿਬਜ਼ਾਦਿਓ ਬੜੇ ਬੜੇ ਕਰੜੇ ਪਰਚੇ ਪਹਿਣ ਕੇ ਵੇਖਿਓ ਡੋਲ ਨਾ ਜਾਇਓ ਮਾਤਾ ਮਰ ਭਾਵੇਂ ਜਾਈਏ ਬਾਪੂ ਦੀ ਪੱਗ ਨੂੰ ਦਾਗ ਨਹੀਂ ਲੱਗਣਿਆ ਟੁਕੜੇ ਟੁਕੜੇ ਹੋ ਜਾਣ ਭਾਵੇਂ ਸਾਡੇ ਅਸੀਂ ਬਾਪੂ ਦੀ ਪੱਗ ਨੂੰ ਦਾਗ ਨਹੀਂ ਲੱਗਣ ਵੇਖੋ ਐਸਾ ਸਪਿਰਟ ਐਸਾ ਜੋਸ਼ ਮਾਤ ਗੁਜਰੀ ਨੇ ਉਹਨਾਂ ਦੇ ਅੰਦਰ ਭਰਿਆ ਫਿਰ ਪਹਿਲੇ ਦਿਨ ਤੁਹਾਨੂੰ ਪਤਾ ਹੈ ਮੈਂ ਇਤਿਹਾਸ ਸਾਰਾ ਤੇ ਨਹੀਂ ਸੁਣਾ ਰਿਹਾ ਮੈਂ ਇਸ਼ਾਰਾ ਹੀ ਕਰ ਰਿਹਾ ਬਸ 10 ਕੋ ਨੂੰ ਸਰਹੰਦ ਪਹੁੰਚੇ ਸੀ ਠੰਡੇ ਬੁਰਜ ਤੇ ਰੱਖਿਆ ਉੱਚਾ ਸੀ ਜਿਵੇਂ ਆਪਣੇ ਟੈਂਕੀਆਂ ਲੱਗੀਆਂ ਨੇ ਉੱਚੀ ਹਵਾ ਆਉਣੀ ਹੈ ਜੇ ਆਪਾਂ ਪਿੰਡ ਦੀ ਟੈਂਕੀ ਤੇ ਚੜ ਜਾਈਏ ਠੰਡੀ ਹਵਾ ਆਉਂਦੀ ਹੈ ਉੱਤੇ ਉਹ ਤੇ ਇਦੋਂ ਵੀ ਉੱਚਾ ਸੀ ਬੁਰਜ ਨੇੜੇ ਪਾਣੀ ਸੀ ਪਾਣੀ ਤੋਂ ਹੋ ਕੇ ਹਵਾ ਸਿੱਧੀ ਬੁਰਜ ਵਿੱਚ ਪੈਂਦੀ ਸੀ ਤੇ ਠੰਡ ਲੱਗਦੀ ਸੀ ਗਰਮੀ ਵਿੱਚ ਵੀ ਉੱਥੇ ਠੰਡ ਲੱਗਦੀ ਸੀ ਉੱਤੇ ਤੇ ਅੱਜ ਕੱਲ ਦੇ ਪੋ ਦੇ ਮਹੀਨੇ ਵਿੱਚ ਤੇ ਉੱਥੇ ਫਿਰ ਵੇਖੋ ਹਾਲ ਕੀ ਹੋਣਾ ਗੁਰਮਖੋ ਆ ਜਿਹੜੀ ਸਰਦੀ ਹੈ ਨਾ ਹੁਣ ਪਾਪੂਲੇਸ਼ਨ ਵੱਧ ਗਈ ਜਨਸੰਖਿਆ ਵੱਧ ਗਈ ਗੱਡੀਆਂ ਪੱਠੇ ਥਾਂ ਥਾਂ ਉੱਤੇ ਅੱਗ ਬਲਦੀ ਹੈ ਹੁਣ ਠੰਡ ਘਟ ਗਈ ਬਹੁਤ ਜਦੋਂ ਸਾਹਬਜ਼ਾਦੇ ਸ਼ਹੀਦ ਹੋਏ ਨੇ ਉਦੋਂ ਤੇ ਠੰਡ ਤੂੰ ਕਿਤੇ ਜ਼ਿਆਦਾ ਪੈਂਦੀ ਸੀ ਹੁਣ ਨਾਲ ਜਦੋਂ ਉਹਨਾਂ ਨੂੰ ਉੱਪਰ ਬੰਦ ਕੀਤਾ ਗਿਆ ਸੀ ਸਿੱਧੀ ਹਵਾ ਪੈਂਦੀ ਸੀ 10 ਪੋ ਦੀ ਰਾਤ ਸਾਰੀ ਕੋਲ ਕੋਈ ਗਰਮ ਕੱਪੜਾ ਨਹੀਂ ਸੀ ਠੰਡੇ ਫਰਸ਼ ਦੇ ਉੱਤੇ ਪਏ ਰਹੇ ਦੋ ਉਮਰਾਂ ਵਿੱਚ ਠੰਡ ਜ਼ਿਆਦਾ ਲੱਗਦੀ ਹੈ ਦੋ ਨੂੰ ਆਪਾਂ ਨੂੰ ਅੱਜ ਕੱਲ ਬਚਾ ਕੇ ਰੱਖਣਾ ਪਊ ਅੱਜ ਕੱਲ ਆਪਾਂ ਨੂੰ ਦੋ ਨੂੰ ਬਚਾਉਣਾ ਪੈਂਦਾ ਹੈ ਜਾਂ ਬਜ਼ੁਰਗਾਂ ਨੂੰ ਤੇ ਜਾਂ ਬੱਚਿਆਂ ਨੂੰ ਕਹਿੰਦੇ ਠੰਡ ਨਾ ਲੱਗੇ ਜਾਂ ਬਜ਼ੁਰਗਾਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ ਜਾਂ ਬੱਚਿਆਂ ਨੂੰ ਬਚਾ ਕੇ ਰੱਖਣਾ ਪੈਂਦਾ ਹੈ ਮਾਤਾ ਗੁਜਰ ਕੌਰ 80 ਸਾਲ ਨੂੰ ਟੱਪ ਗਏ ਜਾਦਿਆਂ ਦੀ ਉਮਰ ਛੋਟੀ ਹੈ ਦੋਵੇਂ ਉਮਰਾਂ ਵਿੱਚ ਠੰਡ ਜ਼ਿਆਦਾ ਲੱਗਦੀ ਹੈ ਬੁੱਢਿਆਂ ਹੱਡਾਂ ਦਾ ਨਿੱਕ ਦਿੱਤਾ ਸਾਰੀ ਰਾਤ ਸਮਝਾਇਆ ਸਵੇਰੇ ਸਿਪਾਈ ਲੈਣ ਆਏ ਕਹਿੰਦੇ ਮਾਤਾ ਤੋਰ ਸਾਡੇ ਨਾਲ ਕਹਿੰਦੇ ਕੀ ਹੈ ਭਾਈ ਕਹਿੰਦੇ ਇਹਨਾਂ ਦੀ ਪੇਸ਼ੀ ਹੈ ਮਾਤਾ ਜੀ ਆਖਣ ਲੱਗੇ ਇਹਨਾਂ ਨੇ ਕਸੂਰ ਤੇ ਕੋਈ ਨਿੱਕਿਆਂ ਨਿੱਕਿਆਂ ਨੇ ਕੀਤਾ ਨਹੀਂ ਕਾਦੀ ਪੇਸ਼ੀ ਹੈ ਇਹਨਾਂ ਦੀ ਇਹਨਾਂ ਨੇ ਕਿਹੜਾ ਪਾਪ ਉਹ ਨਿੱਕੇ ਜੇ 5 ਸਾਲ ਦੇ 6 ਸਾਲ ਦੇ ਦੀ ਕੀ ਪੇਸ਼ੀ ਹੋਊ ਜੇ ਹੁਣ ਆਪਣੇ ਕੋਈ ਆਵੇ ਵੀ 6 ਸਾਲ ਦੇ ਬੱਚੇ ਨੂੰ ਲੈ ਕੇ ਜਾਣਾ ਹੈ ਇਹਦੀ ਪੇਸ਼ੀ ਆਪਾਂ ਕਹਾਂਗੇ ਇਹਨੇ ਕੀ ਕਸੂਰ ਕੀਤਾ ਹੈ 6 ਸਾਲ ਦੇ ਬੱਚੇ ਦੀ ਵੀ ਕਦੇ ਪੇਸ਼ੀ ਹੁੰਦੀ ਹੈ ਇਹ ਪਹਿਲੀਆਂ ਪੇਸ਼ੀਆਂ ਸੀ ਐਡੀ ਛੋਟੀ ਉਮਰ ਦੇ ਲਾਲਾਂ ਦੀਆਂ ਮੈਨੂੰ ਲੱਗਦਾ ਹੈ ਉਦੋਂ ਬਾਅਦ ਐਡੀ ਛੋਟੀ ਉਮਰ ਵਾਲਿਆਂ ਦੀਆਂ ਪੇਸ਼ੀਆਂ ਤੇ ਹੋਈਆਂ ਨਹੀਂ ਹੋਣਗੀਆਂ ਇੰਨੀ ਛੋਟੀ ਉਮਰ 'ਚ ਇਹ ਐਸੀ ਸਭਾ ਸੀ ਤਾਂ ਹੀ ਤੇ ਕਹਿੰਦੇ ਆ ਐਸੀ ਸਭਾ ਲੱਗੀ ਜਿਹਨੂੰ ਅੱਜ ਤੱਕ ਭੁੱਲਿਆ ਨਹੀਂ ਗਿਆ ਹੁਣ ਵੀ ਕਹਿੰਦੇ ਆ ਸਭਾ ਫਤਿਹਗੜ੍ਹ ਸਾਹਿਬ ਕੀ ਹੈ ਸਭਾ ਐਸੀ ਸਭਾ ਸੀ ਤਿੰਨ ਦਿਨ ਦੀ ਐਸੀ ਕਚਹਿਰੀ ਸੀ ਜਿਹੜੀ ਭੁੱਲੀ ਨਹੀਂ ਗਈ ਅੱਜ ਤੱਕ ਉਹ ਐਸੀ ਸਭਾ ਸੀ ਸਿਪਾਹੀ ਕਹਿੰਦੇ ਨੇ ਪੇਸ਼ੀ ਹੈ ਮਾਤਾ ਤੇਰੇ ਬੱਚਿਆਂ ਦੀ ਪੇਸ਼ੀ ਹੈ ਵਿਸ਼ ਪਾਈ ਉਹ ਇਹਨਾਂ ਨਿੱਕਿਆਂ ਨਿੱਕਿਆਂ ਨੇ ਕੀ ਕਸੂਰ ਕਰ ਦਿੱਤਾ ਹੈ ਮਾਤਾ ਹੁਣ ਸਾਨੂੰ ਤੇ ਪਤਾ ਨਹੀਂ ਸਾਡੀ ਤੇ ਡਿਊਟੀ ਹੈ ਇੱਥੇ ਲੈਣ ਆਏ ਚਲੋ ਲੈ ਗਏ ਮਾਤਾ ਜੀ ਨੇ ਕਿਹਾ ਤਕੜੇ ਹੋ ਕੇ ਰਿਓ ਜਦੋਂ ਗਏ ਸਾਹਿਬਜ਼ਾਦੇ ਮਾਤਾ ਜੀ ਨੇ ਸਵੇਰੇ ਜਪਿਆ ਜਪਾਇਆ ਸਾਰੇ ਰਾਹ ਸਿਪਾਈ ਸਮਝਾਉਂਦੇ ਗਏ ਜਿਹੜਾ ਹੁਣ ਜਿਹੜਾ ਹੁਣ ਜੀਵ ਭਗਤੀ ਕਰੇ ਮਨ ਨਾ ਕਰੇ ਉਹ ਬੰਦਾ ਵਿਕੇਗਾ ਉਹ ਉਹ ਵਿਕ ਜਾਏਗਾ ਉਹ ਡੋਲ ਜਾਏਗਾ ਸਾਰੇ ਰਾਹ ਸਮਝਾਉਂਦੇ ਗਏ ਜਾ ਕੇ ਸਲਾਮ ਕਰਿਓ ਜਾ ਕੇ ਸਲਾਮ ਕਰਿਓ ਸੂਬੇ ਨੂੰ ਜਾ ਕੇ ਸਜਦਾ ਕਰਿਓ ਸਲਾਮ ਕਰਿਓ ਜਦੋਂ ਸਾਹਿਬਜ਼ਾਦੇ ਗਏ ਨਾ ਕਚਹਿਰੀ 'ਚ ਅੰਦਰ ਵੜੇ ਉਹ ਬੈਠਾ ਸੂਬਾ ਸਲਾਮ ਕਰੋ ਸਾਰੇ ਵੇਖਣ ਵਾਸਤੇ ਆ ਗਏ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਆਏ ਨੇ ਸਾਰਾ ਸਰਹੰਦ ਆਇਆ ਅੱਜ ਕਚਹਿਰੀ ਭਰੀ ਪਈ ਹੈ ਰਸ਼ ਬਹੁਤ ਹੈ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਵੇਖਣੇ ਨੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਵੇਖਣੇ ਨੇ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਕਿ ਚਾਰੇ ਦੇ ਚਾਰੇ ਗੁਰੂ ਗੋਬਿੰਦ ਸਿੰਘ ਵਰਗੇ ਸੀ ਕਈ ਬੱਚੇ ਮਾਂ ਵਰਗੇ ਹੁੰਦੇ ਨੇ ਕਈਆਂ ਦਾ ਚਿਹਰਾ ਪਿਓ ਤੇ ਜਾਂਦਾ ਹੈ ਨੱਕ ਅੱਖਾਂ ਚਿਹਰਾ ਕੱਦ ਕਾਠ ਕਈਆਂ ਦੇ ਮਾਂ ਤੇ ਜਾਣਗੇ ਕਈਆਂ ਦੇ ਪਿਓ ਤੇ ਕਈਆਂ ਦਾ ਦਾਦੇ ਤੇ ਕਈਆਂ ਦਾ ਨਾਨੇ ਤੇ ਪਰ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦਿਆਂ ਦੀ ਨੁਹਾਰ ਬਿਲਕੁਲ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਸੀ ਅਜੀਤ ਸਿੰਘ ਦਾ ਭਲੇਖਾ ਪੈ ਗਿਆ ਸੀ ਚਮਕੌਰ ਦੀ ਗੜੀ ਵਿੱਚ ਵੀ ਗੁਰੂ ਗੋਬਿੰਦ ਸਿੰਘ ਆ ਗਏ ਗੁਰੂ ਗੋਬਿੰਦ ਸਿੰਘ ਚਿਹਰਾ ਜਮਾਂ ਹੀ ਮਿਲਦਾ ਸੀ ਮਹਾਰਾਜ ਨੁਹਾਰ ਗੁਰੂ ਗੋਬਿੰਦ ਸਿੰਘ ਵਰਗੀ ਸੀ ਬਾਬੇ ਜੀ ਸਿੰਘ ਫਤਿਹ ਸਿੰਘ ਸੱਚਮੁੱਚ ਇਦਾਂ ਦਾ ਹੀ ਸੀ ਜਿੱਦਾਂ ਦੇ ਕਲਗੀਆਂ ਵਾਲੇ ਬਚਪਨ ਵਿੱਚ ਸੀ ਕਈ ਮਾਵਾ ਆਪਣੇ ਪੋਤਿਆਂ ਨੂੰ ਕਹਿੰਦੀ ਨੇ ਵੀ ਤੂੰ ਤੇ ਮੇਰੇ ਪੁੱਤ ਵਰਗਾ ਹੀ ਆ ਨਿੱਕਾ ਹੁੰਦਾ ਤੇਰੇ ਵਰਗਾ ਹੀ ਲੱਗਦਾ ਸੀ ਬਿਲਕੁਲ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਮਹਾਰਾਜ ਵਰਗੇ ਜਦੋਂ ਕਚਹਿਰੀ 'ਚ ਗਏ ਭੀੜ ਜਮਾ ਹੋ ਗਈ ਵੇਖਣ ਵਾਸਤੇ ਜਦੋਂ ਇਦਾਂ ਖੜੇ ਜਾ ਕੇ ਉਹਨਾਂ ਨੇ ਇਸ਼ਾਰਾ ਕੀਤਾ ਕਹਿੰਦੇ ਸਲਾਮ ਕਰੋ ਉੱਪਰ ਵੇਖ ਕੇ ਸਾਹਿਬ ਸਾਹਿਬਜ਼ਾਦੇ ਦੋਵਾਂ ਨੇ ਇਕੱਠੇ ਵੇਖਿਆ ਇੱਕ ਦੂਜੇ ਵੱਲ ਵੇਖ ਕੇ ਇੱਕਦਮ ਦੋਵਾਂ ਨੇ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾਈ ਗੱਜ ਹੱਦ ਹੋ ਗਈ ਸਿਪਾਈ ਸਿਪਾਈਆਂ ਨੂੰ ਘੂਰਦੇ ਨੇ ਵੀ ਤੁਸੀਂ ਸਮਝਾਇਆ ਨਹੀਂ ਸੀ ਉਹ ਕਹਿੰਦੇ ਸਾਰੇ ਰਾਹ ਸਮਝਾਉਂਦੇ ਆਏ ਆ ਪਤਾ ਨਹੀਂ ਇਹਨਾਂ ਨੇ ਸੁਣਿਆ ਹੀ ਨਹੀਂ ਗੱਜ ਕੇ ਫਤਿਹ ਬੁਲਾਤੀ ਜੋ ਬਾਪੂ ਨੇ ਦੱਸਿਆ ਸੀ ਸੱਚ ਉਹ ਸੱਚ ਜਿਹੜਾ ਆਨੰਦਪੁਰ ਬੋਲਦੇ ਸੀ ਉਹ ਸੱਚ ਅੱਜ ਕਚਹਿਰੀ 'ਚ ਵੀ ਬੋਲਤਾ ਸਵਾਦ ਤੇ ਫੇਰ ਆਇਆ ਆਖੋ ਇਹ ਇਹ ਭਗਤੀ ਹੈ ਮੈਂ ਜੋ ਬੇਨਤੀ ਕਰਦਾ ਇਹ ਸਮਝੋ ਗੱਲ ਕੀ ਹੈ ਉਹ ਭਗਤੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਕਰਾਈ ਅੱਜ ਕਚਹਿਰੀ 'ਚ ਵੀ ਕੀਤੀ ਜਿਹੜੀ ਫਤਿਹ ਸਿਖਾਈ ਅੱਜ ਕਚਹਿਰੀ 'ਚ ਵੀ ਬੁਲਾਈ ਮੈਂ ਕੱਲ ਵੀ ਕਿਹਾ ਸੀ ਅਸੀਂ ਕੀ ਆ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਰਾਮ ਜਿਹੋ ਜਿਹਾ ਮਾਹੌਲ ਵੇਖਿਆ ਉਹੋ ਜਿਹਾ ਢਲ ਗਏ ਪੈਲਸ ਚਲ ਗਏ ਪੈਲਸ ਵਰਗੇ ਹੋ ਗਏ ਵੀ ਚੱਲ ਉਹ ਨੱਚਦੇ ਟੱਪਦੇ ਨੇ ਚੱਲ ਆਪਾਂ ਵੀ ਛੱਡ ਜੋ ਨਾਲ ਹੀ ਕੋਈ ਨਹੀਂ ਫਿਰ ਕੀ ਹੈ ਲੋੜੀ ਹੈ ਯਾਰ ਲੋਕੀ ਵੀ ਤਿਲ ਸਿੱਟੀ ਜਾਂਦੇ ਨੇ ਦੇਵਤਿਆਂ ਦੀ ਜੀਬ ਐ ਅੱਗ ਦੇ ਵਿੱਚ ਤਿਲ ਸਿੱਟ ਦੋ ਅੱਗ 'ਚ ਘਿਓ ਸਿੱਟ ਦੋ ਆਪਾਂ ਵੀ ਸਿੱਟ ਦੋ ਚੱਲ ਫੇਰ ਕਿਹੜੀ ਗੱਲ ਐ ਪਰ ਜੇ ਆਪਾਂ ਨੂੰ ਅਕਲ ਗੁਰੂ ਸਾਹਿਬ ਨੇ ਦਿੱਤੀ ਐ ਆਪਾਂ ਨੂੰ ਸਮਝਾਇਆ ਐ ਵੀ ਦੇਵਤੇ ਬਣੋ ਦੇਵਤੇ ਪੂਜੋ ਨਾ ਖਾਣ ਵਾਲੀ ਚੀਜ਼ ਅੱਗ 'ਚ ਕਿਉਂ ਸਿੱਟਦਾ ਹੈ ਖਾਣ ਵਾਲੀ ਚੀਜ਼ ਸਾੜਦਾ ਕਿਉਂ ਐ ਤੇਰੇ ਕੋਲ ਜ਼ਿਆਦਾ ਕਿਸੇ ਗਰੀਬ ਨੂੰ ਦੇ ਦੇ ਤੇਰੇ ਕੋਲ ਕੌਲਾ ਤਿਲਾਂ ਦਾ ਜ਼ਿਆਦਾ ਚੱਕ ਕਿਸੇ ਗਰੀਬ ਨੂੰ ਦੇ ਆ ਤੇਰੇ ਕੋਲ ਜ਼ਿਆਦਾ ਘਿਓ ਹੈ ਕਿਸੇ ਬੱਚੇ ਲੋੜਵੰਦ ਜਿਹਦੇ ਬੱਚਾ ਹੋਣ ਵਾਲਾ ਹੈ ਗਰੀਬ ਹੈ ਉਹਨੂੰ ਦੇਸੀ ਘਿਓ ਦਾ ਕਿਲੋ ਦੇ ਆ ਉਹਦਾ ਫਾਇਦਾ ਹੋਵੇ ਕਿਸੇ ਗਰੀਬ ਨੂੰ ਜਾ ਕੇ ਕਿਲੋ 2 ਕਿਲੋ 5 ਕਿਲੋ ਘਿਓ ਜੇ ਤੇਰੇ ਕੋਲ ਬਹੁਤਾ ਹੀ ਹੈ ਤੇ ਜਾ ਜੋਤ ਚ ਪਾ ਕੇ ਆ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਲੈ ਜਾ ਬੀਬੀ 5 ਕਿਲੋ ਘਿਓ ਤੇਰੇ ਕੋਲ ਜ਼ਿਆਦਾ ਹੈ 2 ਕਿਲੋ ਜ਼ਿਆਦਾ ਹੈ 2 ਕਿਲੋ ਉਸ ਭੈਣ ਨੂੰ ਲੱਭ ਬਹੁਤ ਗਰੀਬ ਹੈ ਬਹੁਤ ਗਰੀਬ ਹੈ ਛੱਪਰੀਆਂ 'ਚ ਰਹਿੰਦੀ ਹੈ ਕੱਚੇ ਕੋਠੇ 'ਚ ਰਹਿੰਦੀ ਹੈ ਲੈ ਜਾ 2 ਕਿਲੋ ਘਿਓ ਲੈ ਭੈਣੇ ਬੱਚਾ ਹੋਣ ਵਾਲਾ ਹੈ ਆ 2 ਕਿਲੋ ਘਿਓ ਖਾ ਲਈ ਪੰਜੀਰੀ ਰਲਾ ਲੈ ਖਾ ਲੈ ਉਹ ਭੈਣ ਨੂੰ ਸੰਤੁਸ਼ਟੀ ਮਿਲ ਜਾਏਗੀ ਖੁਸ਼ ਹੋ ਜਾਏਗੀ ਕੀ ਕਹੇਗੀ ਜੋਤ ਚ ਪਾਈ ਆਖੋ ਸਤਨਾਮ ਸਭ ਮਹਿ ਜੋਤ ਸਾਰਿਆਂ ਚ ਰੱਬ ਦੀ ਜੋਤ ਹੈ ਹੁਣ ਇਹ ਗੱਲ ਸਹੀ ਵੀ ਹੈ ਤੇ ਬਾਦਲੀਲ ਲੀਲ ਹੈ ਇਹ ਗੱਲ ਵਿੱਚ ਲੌਜੀਕ ਹੈ ਇਸ ਗੱਲ ਵਿੱਚ ਦਲੀਲ ਹੈ ਪਰ ਮਾਫ ਕਰਨਾ ਇਸ ਗੱਲ ਨੂੰ ਮੰਨਣਗੇ ਨਹੀਂ ਇਹਨੂੰ ਨਹੀਂ ਮੰਨਣਗੇ ਕਹਿਣਗੇ ਨਾ ਲੈ ਕਮਲਈ ਨੇ ਬਾਕੀ ਦੇ ਸਾਰੇ ਜਿਹੜੇ ਜੋਤਾਂ ਜਗਾਈ ਜਾਂਦੇ ਨੇ ਨਾ ਅਸੀਂ ਤੇ ਇਦਾਂ ਹੀ ਕਰਾਂਗੇ ਹਰ ਮਹੀਨੇ ਜੋਤ ਜਗਾਵਾਂਗੇ 2 ਕਿਲੋ 3 ਕਿਲੋ 5 ਕਿਲੋ ਘਿਓ ਫੂਕ ਦਿਆਂਗੇ ਕਿਸੇ ਗਰੀਬ ਨੂੰ ਨਹੀਂ ਦਿਆਂਗੇ ਫੂਕਾਂਗੇ ਦੇ ਦਈਏ ਕਿਉਂ ਫੂਕਣਾ ਧਰਮ ਹੈ ਘਿਓ ਫੂਕਣਾ ਧਰਮ ਹੈ ਕਿਸੇ ਲੋੜਵੰਦ ਬੀਬੀ ਨੂੰ ਦੇਣਾ ਧਰਮ ਥੋੜੋ ਹੈ ਵੀ ਚੱਕ ਕੇ ਕਿਸੇ ਗਰੀਬ ਨੂੰ ਫੜਾ ਦੋ ਇਹ ਧਰਮ ਥੋੜੋ ਹੈ ਅਸੀਂ ਤੇ ਤਿਲ ਅੱਗ ਤੇ ਸਿੱਟਾਂਗੇ ਕਿਸੇ ਗਰੀਬ ਨੂੰ ਕਿਉਂ ਦਈਏ ਅਸੀਂ ਤੇ ਤਿਲ ਅੱਗ ਤੇ ਸਿੱਟਾਂਗੇ ਅਸੀਂ ਤੇ ਨਾਰੀਅਲ ਪਾਣੀ 'ਚ ਸਿੱਟਾਂਗੇ ਕਿਸੇ ਗਰੀਬ ਨੂੰ ਕਿਉਂ ਦਈਏ ਜੇ ਸਮਝਾਓ ਤੇ ਕਹਿਣਗੇ ਲੈ ਤੁਸੀਂ ਬਹੁਤੇ ਗਿਆਨੀ ਆ ਗਏ ਤੁਹਾਨੂੰ ਬਾਹਲਾ ਪਤਾ ਹੈ ਇਦਾਂ ਕਹਿਣਗੇ ਆ ਹਾਲ ਹੈ ਸਾਡਾ ਗੁਰਮਖੋ ਆਪਣੀ ਜ਼ਿੰਦਗੀ ਨੂੰ ਬੰਦਗੀ ਬਣਾਓ ਆਪਣੀ ਜ਼ਿੰਦਗੀ ਨੂੰ ਬੰਦਗੀ ਬਣਾਓ ਭਾਈ ਸਮਝੋ ਇਹਨਾਂ ਗੱਲਾਂ ਜੋ ਭਗਤੀ ਸਿਖਾਈ ਅੱਜ ਉੱਥੇ ਵੀ ਜਾ ਕੇ ਕੀਤੀ ਡਰ ਨਹੀਂ ਲੱਗਿਆ ਗੱਜ ਕੇ ਫਤਿਹ ਬੁਲਾਤੀ ਸਾਰੇ ਹੈਰਾਨ ਹੋ ਗਏ ਸਨਾਟਾ ਛਾ ਗਿਆ ਇੰਨੀ ਜੁਰਤ ਕਿਵੇਂ ਕੀਤੀ ਓਏ ਤੁਹਾਡੇ ਪਿਤਾ ਦੀ ਪਿਤਾ ਦਾ ਦਰਬਾਰ ਨਹੀਂ ਇਹ ਆਨੰਦਪੁਰ ਨਹੀਂ ਇਹ ਸਰਹੰਦ ਹੈ ਇਹ ਵਜੀਦ ਖਾਨ ਸੂਬੇ ਦੀ ਕਚਹਿਰੀ ਹੈ ਇੱਥੇ ਫਤਿਹ ਨਹੀਂ ਇੱਥੇ ਸਜਦੇ ਸਲਾਮ ਹੋਏਗੀ ਇਹ ਆਖਣ ਲੱਗੇ ਸਾਨੂੰ ਫਤਿਹ ਬੁਲਾਣੀ ਸਿਖਾਈ ਹੈ ਅਸੀਂ ਫਤਿਹ ਸਿੱਖੀ ਹੈ ਅਸੀਂ ਫਤਿਹ ਪਾਈ ਹੈ ਓਏ ਅਸੀਂ ਤੇ ਫਤਿਹ ਹੀ ਬੁਲਾਣੀ ਹੈ ਅਗਲਾ ਭਾਵੇਂ ਜਵਾਬ ਦੇਵੇ ਤੇ ਭਾਵੇਂ ਨਾ ਦੇਵੇ ਅਸੀਂ ਤੇ ਫਤਿਹ ਹੀ ਬੁਲਾਵਾਂਗੇ ਜਦੋਂ ਤੇਰੇ ਸਾਹਮਣੇ ਆਵਾਂਗੇ ਅਸੀਂ ਤੇ ਫਤਿਹ ਹੀ ਬੁਲਾਵਾਂਗੇ ਤੂੰ ਜਵਾਬ ਦੇ ਨਾ ਦੇ ਅਸੀਂ ਨਹੀਂ ਸਿਜਦਾ ਕਰਦੇ ਇਹ ਸਿਰ ਹੈ ਅਮਾਨਤ ਸਤਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਨਹੀਂ ਜਾਂਦਾ ਇਦਾਂ ਨਹੀਂ ਵੀ ਭੇਖ ਹੈ ਕੱਲਾ ਆ ਸਾਡੇ ਚੋਲੇ ਨੇ ਸ੍ਰੀ ਸਾਹਿਬਾਂ ਨੇ ਸਿਰ ਤੇ ਪੱਗਾਂ ਨੇ ਨਾ ਮੈਂ ਧਨੌਲੇ ਆਇਆ ਸੀ ਜਦੋਂ ਉੱਥੇ ਪੜਿਆ ਸੀ ਅਸੀਂ ਨਹੀਂ ਭੇਖਦੇ ਜੋਗੀ ਸਾਡਾ ਪੰਥ ਨਿਆਰ ਹੈ ਨਹੀਂ ਵੇਖਦੇ ਜੋਗੀ ਸਾਡਾ ਪੰਥ ਜੀ ਸਾਡਾ ਪੰਥ ਨਿਆਰਾ ਹੈ ਨਹੀਂ ਭੇਜਦੇ ਜੋਗੀ ਸਾਡਾ ਪੰਥ ਨਿਆਰਾ ਹੈ ਅਸੀਂ ਨਹੀਂ ਭੇਜਦੇ ਨਹੀਂ ਭੇਜਦੇ ਜੋਗੀ ਸਾਡਾ ਪੰਥ ਨਿਆਰਾ ਭੇਖ ਦੇ ਜੋਗੀ ਸਾਡਾ ਪੰਥ ਨਿਆਰਾ ਹੈ ਮੇਰੀ ਭੇਖ ਤੇ ਜੋਗੀ ਸਾਡਾ ਪੰਥ ਨਿਆਰਾ ਨਹੀਂ ਭੇਖ ਤੇ ਜੋਗੀ ਸਾਡਾ ਪੰਥ ਨਿਆਰਾ ਹੈ ਅਸੀਂ ਨਹੀਂ ਪਛਾਣਾ ਹੈ ਅਸਲੀ ਜੋਗੀ ਹੁੰਦਾ ਹੈ ਗੁਰੂ ਦਾ ਸਿੱਖ ਭਾਈ ਜਿਹਨੂੰ ਜਿਉਣ ਦੀ ਜੁਗਤੀ ਮਿਲ ਗਈ ਮੈਥਡ ਮਿਲ ਗਿਆ ਤਰੀਕਾ ਮਿਲ ਗਿਆ ਜਿਉਣ ਦਾ ਜਿਹਨੂੰ ਚੱਜ ਆ ਗਿਆ ਉਹ ਗੁਰੂ ਦਾ ਸਿੱਖ ਘਰ 'ਚ ਰਹਿ ਕੇ ਭਗਵੇਂ ਪਾਣ ਤੋਂ ਬਿਨਾਂ ਹੀ ਜੋਗੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਗਵੇਂ ਪਾਣ ਦੀ ਸੱਚਾ ਜੋਗੀ ਬੱਚਿਆਂ ਵਾਲਾ ਪਰਿਵਾਰ ਵਾਲਾ ਮਾਪਿਓ ਦੀ ਸੇਵਾ ਕਰਦਾ ਜੋਗੀ ਮਹਾਰਾਜ ਨੇ ਇਹਨਾਂ ਦੇ ਜੋਗੀ ਬਣਾਇਆ ਉਹ ਕਹਿੰਦੇ ਕੋਈ ਭੇਖ ਲਈ ਅਸੀਂ ਕੱਪੜੇ ਪਾਈ ਫਿਰਦੇ ਆ ਤੇਰੇ ਸਾਹਮਣੇ ਸਲਾਮ ਕਰ ਦਿਆਂਗੇ ਵਕਾਊਆ ਅਸੀਂ ਕਿਤੇ ਡਰ ਜਾਾਂਗੇ ਤੇਰੇ ਤੋਂ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੋਰਾ ਲੀਨ ਹੁਣ ਨਹੀਂ ਡਰ ਮੌਤ ਦਾ ਤਿਆਰੀ ਹੈ ਚਲੋ ਜੀ ਤੁਹਾਨੂੰ ਪਤਾ ਹੈ ਬੜੇ ਲਾਲਚ ਦਿੱਤੇ ਤੁਹਾਨੂੰ ਬੜੇ ਸੁੱਖ ਮਿਲਣਗੇ ਜੀ ਤੁਹਾਨੂੰ ਸਾਰੀ ਜ਼ਿੰਦਗੀ ਬੜੀ ਐਸ਼ ਕਰੋਗੇ ਬੜੀਆਂ ਸੁੱਖ ਸਹੂਲਤਾਂ ਮਿਲਣਗੀਆਂ ਵੱਡਿਆਂ ਘਰਾਂ 'ਚ ਵਿਆਹੇ ਜਾਓਗੇ ਜਾਗੀਰਾਂ ਮਿਲਣਗੀਆਂ ਪਰ ਕੌਮ ਨਾਲ ਗਦਾਰੀ ਕਰੋ ਪੰਥ ਨਾਲ ਗਦਾਰੀ ਕਰੋ ਪੰਥ ਨੂੰ ਛੱਡ ਦਿਓ ਚੇਤਾ ਰੱਖਿਓ ਸਿਧਾਂਤਾਂ ਨੂੰ ਛੱਡ ਦੇਣਾ ਪੰਥ ਨਾਲ ਗਦਾਰੀ ਹੁੰਦੀ ਹੈ ਸੱਚ ਨੂੰ ਛੱਡ ਦੇਣਾ ਪੰਥ ਨਾਲ ਗਦਾਰੀ ਹੁੰਦੀ ਹੈ ਬੰਦਾ ਸੱਚ ਛੱਡ ਕੇ ਝੂਠ ਵਾਲੇ ਪਾਸੇ ਤੁਰਿਆ ਫਿਰੇ ਪਾਈ ਫਿਰੇ ਭਾਵੇਂ ਕੱਪੜੇ ਬੰਨ ਲਵੇ ਨੀਲੀ ਬੰਨ ਲਵੇ ਕੇਸਰੀ ਉੱਪਰ ਦੀ ਗਾਤਰਾ ਪਾ ਕੇ ਦਾੜਾ ਛੱਡ ਕੇ ਤੁਰਿਆ ਫਿਰੇ ਤੇ ਆਖੇ ਅਸੀਂ ਪੰਥਕ ਹੁੰਨੇ ਆ ਪਰ ਜੇ ਸੱਚ ਦਾ ਲੜ ਛੱਡ ਚੁੱਕਿਆ ਸਿਧਾਂਤ ਛੱਡ ਦਿੱਤੇ ਨੇ ਮਰਿਆਦਾ ਛੱਡ ਦਿੱਤੀ ਹੈ ਉਹ ਬੰਦਾ ਸਿਧਾਂਤਾਂ ਨੂੰ ਛੱਡਣ ਵਾਲਾ ਪੰਥ ਦਾ ਗਦਾਰ ਹੁੰਦਾ ਹੈ ਗਦਾਰੀ ਕਰਦਾ ਕੌਮ ਨਾਲ ਇੱਕ ਬੰਦਾ ਉਹ ਹੁੰਦਾ ਜਿਹਨੂੰ ਪਤਾ ਨਹੀਂ ਇੱਕ ਬੰਦਾ ਅਣਜਾਣ ਹੈ ਪਰ ਜਿਹੜਾ ਸਭ ਜਾਣਦਾ ਹੈ ਵੀ ਸਿਧਾਂਤ ਆ ਨੇ ਪਰ ਫਿਰ ਵੀ ਉਹਨਾਂ ਨੂੰ ਲਾਗੂ ਨਹੀਂ ਕਰਦਾ ਉਹ ਗਦਾਰ ਹੁੰਦਾ ਹੈ ਕੌਮ ਦਾ ਗਦਾਰ ਹੈ ਉਹ ਬੰਦਾ ਉਹ ਕਹਿੰਦੇ ਕੌਮ ਨਾਲ ਗਦਾਰੀ ਕਰਾਂਗੇ ਸਿਧਾਂਤ ਛੱਡ ਦੇਣੇ ਕੌਮ ਨਾਲ ਗਦਾਰੀ ਹੈ ਸਿਧਾਂਤ ਛੱਡ ਦਈਏ ਇਹ ਨਹੀਂ ਹੋ ਸਕਦਾ ਇਹ ਤੇ ਬੜੀ ਵੱਡੀ ਜਿੱਤ ਸੀ ਜੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਕੱਪੜੇ ਰੱਖਦੇ ਸਿੱਖਾਂ ਵਾਲੇ ਪੱਗਾਂ ਰੱਖਦੇ ਸਿੱਖਾਂ ਵਾਲੀਆਂ ਉਹਨਾਂ ਦੇ ਬਣ ਕੇ ਉਹਨਾਂ ਦੇ ਬਣ ਜਾਂਦੇ ਜਿਵੇਂ ਰਾਮ ਰਾਏ ਬਣ ਗਿਆ ਸੀ ਰਾਮ ਰਾਏ ਗੁਰੂ ਸਾਹਿਬ ਨੇ ਭੇਜਿਆ ਕਹਿੰਦੇ ਜਾ ਨਿਸ਼ਾ ਕਰਾ ਕੇ ਆਈ ਬਾਦਸ਼ਾਹ ਦੀ ਤੇ ਉਹ ਜਾ ਕੇ ਵਿਕ ਗਿਆ ਤੇ ਗੁਰੂ ਹਰ ਰਾਏ ਸਾਹਿਬ ਨੇ ਆਖਿਆ ਸੀ ਮੇਰੇ ਦੋ ਪੁੱਤ ਨਹੀਂ ਮੇਰਾ ਇੱਕੋ ਹੀ ਪੁੱਤਰ ਹੈ ਹਰ ਕ੍ਰਿਸ਼ਨ ਹਰ ਕ੍ਰਿਸ਼ਨ ਮੇਰਾ ਪੁੱਤਰ ਹੈ ਜਿਹੜੇ ਬਾਅਦ ਵਿੱਚ 8ਵੇਂ ਪਾਤਸ਼ਾਹ ਬਣਦੇ ਨੇ ਇੱਕ ਮੇਰਾ ਪੁੱਤ ਹੈ ਵੱਡਾ ਕਹਿੰਦੇ ਮੇਰੇ ਲਈ ਮਰ ਗਿਆ ਮਰ ਗਿਆ ਮੇਰੇ ਲਈ ਕਿਉਂ ਕਹਿੰਦੇ ਸਿਧਾਂਤ ਛੱਡ ਗਿਆ ਆਖੋ ਸਤਨਾਮ ਮੇਰੇ ਮੱਥੇ ਨਾ ਲੱਗੇ ਗੁਰੂ ਹਰ ਰਾਏ ਸਾਹਿਬ ਨੇ ਮੱਥੇ ਨਹੀਂ ਲਾਇਆ ਕਹਿੰਦੇ ਮੇਰੇ ਮੱਥੇ ਨਾ ਲੱਗੇ ਸਿਧਾਂਤ ਛੱਡ ਗਿਆ ਮੇਰਾ ਇੱਕ ਪੁੱਤ ਹੈ ਦੋ ਨਹੀਂ ਮੇਰਾ ਪੁੱਤ ਹੈ ਹਰ ਕ੍ਰਿਸ਼ਨ ਗੁਰੂ ਹਰ ਰਾਏ ਸਾਹਿਬ ਕਹਿੰਦੇ ਨੇ ਹਰ ਕ੍ਰਿਸ਼ਨ ਮੇਰਾ ਪੁੱਤ ਹੈ ਇਹ ਛੋਟੀ ਜੀ ਉਮਰ ਦਾ ਹੈ ਇਸੇ ਨੂੰ ਦਸਤਾਰਬੰਦੀ ਹੋਏਗੀ ਇਹ ਅੱਗੇ ਮਾਲਕ ਬਣੇਗਾ ਇਹਨੂੰ ਗੁਰ ਗੁਰਤਾ ਗੱਦੀ ਤੇ ਭਾਵਾਂਗੇ RAM ਰਾਏ ਮੇਰਾ ਕੁਛ ਨਹੀਂ ਲੱਗਦਾ ਕਿਉਂ ਜੀ ਕਹਿੰਦੇ ਸਿਧਾਂਤ ਛੱਡ ਗਿਆ ਸੱਚ ਛੱਡ ਗਿਆ ਕਚਹਿਰੀ 'ਚ ਜਾ ਕੇ ਭਗਤੀ ਕੀਤੀ ਨਹੀਂ ਉੱਥੇ ਜਾ ਕੇ ਝੂਠ ਲੱਗ ਪਿਆ ਬੋਲਣ ਆਖੋ ਸਤਨਾਮ ਵਾਹ ਵੀ ਜਿਹੜੀ ਭਗਤੀ ਦਰਬਾਰ 'ਚ ਬਹਿ ਕੇ ਕਰਦਾ ਸੀ ਕਚਹਿਰੀ 'ਚ ਕਿਉਂ ਨਹੀਂ ਕੀਤੀ ਜਦੋਂ ਕਚਹਿਰੀ ਦੇ ਵਿੱਚ ਪੁੱਛਿਆ ਗਿਆ ਵੀ ਗੁਰਬਾਣੀ ਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਘੜ ਪਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਵੀ ਮੁਸਲਮਾਨਾਂ ਬਾਰੇ ਇਦਾਂ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਜੇ ਤੇ ਸੱਚ ਕਹਿ ਦਿੰਦਾ ਵੀ ਕਥਾ ਕਰਕੇ ਸੁਣਾਉਂਦਾ ਵੀ ਸੱਚੀ ਇਹਦੇ ਵਿੱਚ ਝੂਠ ਕੀ ਹੈ ਚਲੋ ਇੰਨਾ ਟਾਈਮ ਨਹੀਂ ਵੀ ਕਥਾ ਕਰਕੇ ਸੁਣਾ ਦਿੰਦਾ ਇਹ ਪਤਾ ਕੀ ਕਹਿੰਦਾ ਨਾ ਬਾਦਸ਼ਾਹ ਸਲਾਮਤ ਤੁਹਾਨੂੰ ਭੁਲੇਖਾ ਪੈ ਗਿਆ ਕਹਿੰਦੇ ਕੀ ਕਹਿੰਦੇ ਇਹਦੇ ਛਪਾਈ 'ਚ ਗਲਤੀ ਹੋਈ ਹੈ ਲਿਖਿਆ ਗਲਤ ਹੈ ਲਿਖਣ ਵਾਲੇ ਨੇ ਉਤਾਰਾ ਗਲਤ ਕੀਤਾ ਹੈ ਕਹਿੰਦੇ ਕੀ ਕਹਿੰਦੇ ਅਸਲੀ ਪੰਗਤੀ ਪਤਾ ਕਿੱਦਾਂ ਹੈ ਮਿੱਟੀ ਮੁਸਲਮਾਨ ਕੀ ਨਹੀਂ ਅਸਲੀ ਪੰਗਤੀ ਹੈ ਮਿੱਟੀ ਬੇਈਮਾਨ ਮੁਸਲਮਾਨ ਤੇ ਇੱਥੇ ਲਿਖਿਆ ਹੀ ਨਹੀਂ ਗੁਰੂ ਨਾਨਕ ਨੇ ਲਿਖਿਆ ਮੁਸਲਮਾਨ RAM ਰਾਏ ਨੇ ਬਣਾਤਾ ਬੇਈਮਾਨ ਕਚਹਿਰੀ ਦੇ ਵਿੱਚ ਸਮਝੌਤਾ ਕਰ ਗਿਆ ਕਚਹਿਰੀ 'ਚ ਸੱਚ ਨਹੀਂ ਬੋਲਿਆ ਡਰ ਗਿਆ ਤੇ ਗੁਰੂ ਹਰ ਰਾਏ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੇ ਜਿਹੜਾ ਕਚਹਿਰੀ 'ਚ ਸੱਚ ਨਹੀਂ ਬੋਲਿਆ ਮੇਰੇ ਲਈ ਮਰ ਗਿਆ ਮਰ ਗਿਆ ਅੱਜ ਤੋਂ ਬਾਅਦ ਇਹ ਪਤਾ ਜੀ ਉਸੇ ਭਲੇਖੇ ਵਿੱਚ ਹੀ ਸੀ ਬਜੀਤਾ ਵੀ ਸ਼ਾਇਦ ਇਹ ਤੇ ਨਿੱਕੇ ਨਿੱਕੇ ਨੇ ਇਹਨਾਂ ਨੂੰ ਤੇ ਮਨਾਉਣਾ ਬਾਹਲਾ ਹੀ ਸੌਖਾ ਹੈ ਆਖੋ ਸਤਨਾਮ ਵਾਹ ਵੀ ਇਹਨਾਂ ਨੂੰ ਮਨਾਉਣਾ ਕੀ ਔਖਾ ਇਹ ਤੇ ਬਹੁਤ ਸੌਖਾ ਹੈ ਇਹ ਤੇ ਕੰਮ ਵੀ ਮਾੜਾ ਜਿਹਾ ਹੈ ਇਹਦੇ ਗੱਲ ਹੀ ਕੋਈ ਨਹੀਂ ਪਰ ਉਹਨਾਂ ਦਾ ਅਜੇ ਤੱਕ ਬਾਹ ਨਹੀਂ ਸੀ ਨਾ ਪਿਆ ਕਿਉਂਕਿ ਪਤਾ ਨਹੀਂ ਲੱਗਦਾ ਭਾਈ ਮਾਫ ਕਰਨਾ ਗੁਰੂ ਦੇ ਘਰ ਜੰਮ ਕੇ ਵੀ ਜ਼ਰੂਰੀ ਨਹੀਂ ਵੀ ਅਸੀਂ ਸੱਚੇ ਸਿੱਖ ਬਣ ਹਾਂ ਗੁਰੂ ਦੇ ਘਰ ਜੰਮ ਕੇ ਵੀ ਬਿਰਥੀ ਚੰਦ ਨਹੀਂ ਬਣ ਸਕਿਆ RAM ਰਾਏ ਨਹੀਂ ਬਣ ਸਕਿਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਗੁਰਦੁਆਰੇ 'ਚ ਰਹਿ ਕੇ ਬੰਦਾ ਸਿੱਖ ਬਣ ਜੂ ਪੱਕਾ ਨਾ ਇਹ ਤੇ ਉਹਦੀ ਬਖਸ਼ਿਸ਼ ਹੈ ਜਿਸ ਨੂੰ ਤੂੰ ਜਾਣਾਏ ਹੈ ਸੋਈ ਜਾਂਦਾ ਜਿਹਨੂੰ ਜਣਾਵੇ ਜਿਹਦੇ ਤੇ ਕਿਰਪਾ ਕਰੇ ਜਿਹਦੇ ਸਮਝ ਆ ਜਾਵੇ ਜਿਹੜਾ ਦਿਲੋਂ ਮੰਨੇ ਹੁਣ ਉਹਨੇ ਸਭਾ 'ਚ ਜਾ ਕੇ ਮੁੱਕਰ ਗਿਆ ਕਚਹਿਰੀ 'ਚ ਜਾ ਕੇ ਮੁੱਕਰ ਗਿਆ ਤੇ ਸਾਹਿਬਜ਼ਾਦੇ ਸਭਾ 'ਚ ਜਾ ਕੇ ਕਹਿੰਦੇ ਬੁਲਾਉਣੀ ਫਤਿਹ ਹੀ ਆ ਭਾਵੇਂ ਜਵਾਬ ਦੇ ਤੇ ਭਾਵੇਂ ਨਾ ਦੇ ਉਹਨੇ ਬੜਾ ਲਾਲ ਬੜੇ ਲਾਲਚ ਦਿੱਤੇ ਕਹਿੰਦੇ ਤੇਰੇ ਲਾਲਚਾਂ ਚਾਉਣ ਵਾਲੇ ਨਹੀਂ ਭੁੱਲ ਜਾ ਚਲੋ ਗੱਲ ਮੁਕਾਓ ਘਰ ਨੂੰ ਮੋੜ ਤੇ ਵਾਪਸ ਘਰ ਆ ਗਏ ਘਰ ਮਤਲਬ ਮਾਤਾ ਕੋਲ ਆ ਕੇ ਬੁਰਜ 'ਚ ਫਤਿਹ ਸਿੰਘ ਨਾ ਭੱਜਿਆ ਹੀ ਆਵੇ ਜਿਵੇਂ ਨਾ ਬੱਚੇ ਆ ਹੁਣ ਸਾਹਮਣੇ ਲਿਆਇਓ ਨਕਸ਼ਾ ਜੇ ਬੱਚਾ ਪਾਸ ਹੋ ਜਾਵੇ ਸਾਡਾ ਨਿਆਣਾ ਬੀਬੀਓ ਜਦੋਂ ਨਿਆਣਾ ਪਾਸ ਹੋ ਜਾਂਦਾ ਹੈ ਬੱਚਾ ਪਾਸ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਨਾ ਉਹ ਪੇਪਰ ਜਿਆ ਲੈ ਕੇ ਆਉਂਦਾ ਹੈ ਉਹ ਨਾ ਭੱਜਦਾ ਲੱਭਦਾ ਆਪਣੀ ਮਾਂ ਨੂੰ ਵੀ ਮਾਂ ਲੱਭਾਂ ਕਿੱਥੇ ਹੈ ਮੇਰੀ ਮਾਤਾ ਨੂੰ ਲੱਭਾਂ ਕਿੱਥੇ ਐ ਭੱਜ ਕੇ ਨਿੱਕੇ ਨਿੱਕੇ ਬੱਚੇ ਭੱਜ ਕੇ ਇਦਾਂ ਵਿਖਾਉਣਗੇ ਆ ਵੇਖ ਇੰਨੇ ਨੰਬਰ ਆਏ ਮੈਨੂੰ ਮੈਂ ਫਸਟ ਆਇਆ ਮੈਂ ਸੈਕਿੰਡ ਆਇਆ ਸਾਰੀ ਕਲਾਸ ਚੋਂ ਆ ਬਾਪੂ ਨੂੰ ਲੱਭਦੇ ਫਿਰਨਗੇ ਵਿਖਾਉਂਦੇ ਫਿਰਨਗੇ ਵੇਖ ਫਤਿਹ ਸਿੰਘ ਨਾ ਪੌੜੀਆਂ ਤੇ ਭੱਜ ਲਿਆ ਪਹਿਲਾਂ ਹੀ ਜੋਰਾਵਰ ਨੂੰ ਪਿੱਛੇ ਹੀ ਛੱਡਤਾ ਛੋਟਾ ਜਿਹਾ ਸੀ ਨਾ ਭੱਜ ਕੇ ਜਾ ਕੇ ਆਪਣੀ ਦਾਦੀ ਕੋਲ ਕਹਿੰਦਾ ਮਾਤਾ ਜੀ ਅਸੀਂ ਪਾਸ ਹੋ ਗਏ ਅਸੀਂ ਫਤਿਹ ਬੁਲਾਈ ਸੀ ਅਸੀਂ ਸਲਾਮ ਨਹੀਂ ਕੀਤੀ ਦਾਦੀ ਜੀ ਫਤਿਹ ਬੁਲਾਈ ਸੀ ਝੁਕੇ ਨਹੀਂ ਅਸੀਂ ਸਾਨੂੰ ਡਰਾਇਆ ਬੜਾ ਉਹਨਾਂ ਨੇ ਲਾਲਚ ਬਹੁਤ ਦਿੱਤੇ ਮਾਤਾ ਜੀ ਮਠਿਆਈਆਂ ਰੱਖੀਆਂ ਪਈਆਂ ਸੀ ਵੀ ਖਾਣ ਗਏ ਇੱਕ ਪਾਸੇ ਮਠਿਆਈਆਂ ਰੱਖੀਆਂ ਸੀ ਇੱਕ ਪਾਸੇ ਖਡਾਉਣੇ ਰੱਖੇ ਸੀ ਇੱਕ ਪਾਸੇ ਸ਼ਸਤਰ ਰੱਖੇ ਸੀ ਅਸੀਂ ਖਡਾਉਣੇ ਨਹੀਂ ਚੁੱਕੇ ਭੁੱਖ ਬਹੁਤ ਲੱਗੀ ਸੀ ਕਈ ਦਿਨਾਂ ਦਾ ਕੁਝ ਖਾਦਾ ਨਹੀਂ ਪਰ ਮਾਤਾ ਅਸੀਂ ਮਠਿਆਈ ਨੂੰ ਵੀ ਹੱਥ ਨਹੀਂ ਲਾਇਆ ਜੀ ਕਰਦਾ ਸੀ ਭੁੱਖ ਲੱਗੀ ਸੀ ਪਰ ਖਾਦੀ ਨਹੀਂ ਅਸੀਂ ਮਠਿਆਈ ਫਤਿਹ ਸਿੰਘ ਦੱਸਦਾ ਮਾਤਾ ਨੂੰ ਆ ਵੇਖੋ ਇਦਾਂ ਦਾ ਇਤਿਹਾਸ ਹੈ ਸਾਡਾ ਅਸੀਂ ਮਠਿਆਈ ਖਾਦੀ ਨਹੀਂ ਬੇਬੇ ਹਥਿਆਰ ਚੁੱਕ ਲਏ ਹਥਿਆਰ ਚੁੱਕ ਲਏ ਜੀ ਸਾਹਿਬ ਜਾਂਦੇ ਹਥਿਆਰਾਂ ਨੂੰ ਭੱਜ ਕੇ ਫੜ ਲਿਆ ਉਹਨਾਂ ਨੇ ਫਿਰ ਖਾਤ ਤੇ ਰੱਖ ਤੇ ਥੱਲੇ ਬੇਬੇ ਅਸੀਂ ਪੂਰੇ ਨੰਬਰ ਲੈ ਕੇ ਪਾਸ ਹੋ ਕੇ ਆਏ ਮਾਤਾ ਫੇਰ ਸਾਰੀ ਰਾਤ ਸਮਝਾਉਂਦੇ ਰਹੀ ਸਵੇਰੇ ਨਿਤਨੇਮ ਫੇਰ ਕੀਤਾ ਚਾਰਜ ਹੋ ਗਏ ਕੈਮ ਕਰਤੇ ਪੂਰੇ ਫੇਰ ਗਏ ਅਗਲੇ ਦਿਨ ਸਿਪਾਈ ਲੈਣ ਆਏ ਅਗਲੇ ਦਿਨ ਜਾ ਕੇ ਉਹਨਾਂ ਨੇ ਮੇਨ ਦਰਵਾਜ਼ਾ ਬੰਦ ਕਰਤਾ ਛੋਟੀ ਮੋਰੀ ਖੋਲਤੀ ਤਾਕੀ ਕਹਿੰਦੇ ਜਦੋਂ ਅੰਦਰ ਵੜਨਗੇ ਅੰਦਰ ਵੜਨਗੇ ਤੇ ਸਿਰ ਝੁਕਾਉਣਗੇ ਜਦੋਂ ਇਹ ਨੀਵੀਂ ਪਾਉਣਗੇ ਸਾਰੇ ਦਰਬਾਰ ਵਾਲੇ ਤਾੜੀਆਂ ਮਾਰ ਦੇਣਗੇ ਸਲਾਮ ਕਰਦੀ ਸਲਾਮ ਕਰਦੀ ਮਨੋਬਲ ਡਿੱਗ ਜਾਏਗਾ ਸਪਿਰਟ ਡਾਊਨ ਹੋ ਜਾਏਗਾ ਬੰਦੇ ਦਾ ਮਨੋਬਲ ਡਿੱਗਣ ਵਾਸਤੇ ਨਾ ਕਹਿੰਦੇ ਸਾਰੇ ਦਰਬਾਰੀ ਆਪਾਂ ਤਾੜੀਆਂ ਮਾਰ ਦੇਾਂਗੇ ਇਹਨਾਂ ਦਾ ਮਨੋਬਲ ਡਿੱਗ ਜਾਏਗਾ ਜਦੋਂ ਸਾਹਿਬਜ਼ਾਦੇ ਨੇ ਵੇਖਿਆ ਵੀ ਮੇਨ ਦਰਵਾਜ਼ਾ ਬੰਦ ਕੀਤਾ ਟਾਕੀ ਖੋਲੀ ਆ ਉਹ ਵੀ ਥੋੜਾ ਜਿਹਾ ਥਾਂ ਹੈ ਸਾਰੇ ਦਰਬਾਰੀ ਨਿਗਾਹ ਟਿਕਾ ਕੇ ਬੈਠੇ ਹੁਣ ਵੀ ਆਏ ਸਿਰ ਆਉਣਗੇ ਅਸੀਂ ਤਾੜੀ ਮਾਰਾਂਗੇ ਸਪਿਰਟ ਡਾਊਨ ਹੋ ਜਾਏਗਾ ਮਨੋਬਲ ਡਿੱਗ ਜੂ ਜਦੋਂ ਸਾਹਿਬਜ਼ਾਦੇ ਅੰਦਰ ਆਏ ਇਹਨਾਂ ਨੇ ਫਿਰ ਵੇਖ ਲਿਆ ਵੀ ਆ ਤੱਕ ਆ ਤਾਕੀ ਜਾਣ ਕੇ ਲਾਈ ਹੈ ਇਹਨਾਂ ਨੇ ਕਿਹਾ ਕੋਈ ਨਹੀਂ ਸਿਰ ਨਹੀਂ ਲੰਘਾਇਆ ਪਹਿਲਾਂ ਪੈਰ ਲੰਘਾਏ ਉਡੀਕਦੇ ਸੀ ਕਹਿੰਦੇ ਸਿਰ ਆਉਣਗੇ ਆ ਗਈਆਂ ਜੁੱਤੀਆਂ ਸਾਹਿਬ ਸ੍ਰੀ ਅਕਾਲ ਜੁੱਤੀਆਂ ਆ ਗਈਆਂ ਐਦਾਂ ਇਤਿਹਾਸ ਬਣਾਉਣੇ ਪੈਂਦੇ ਨੇ ਸਾਰਾ ਸਾਰਾ ਦਿਨ ਤਾਸ਼ਾਂ ਖੇਡ ਕੇ ਨਹੀਂ ਬਣਦੇ ਮੇਰੇ ਉਹ ਬਜ਼ੁਰਗੋ ਸਾਰਾ ਸਾਰਾ ਦਿਨ ਸੱਥਾਂ 'ਚ ਤਾਸ਼ਾਂ ਖੇਡ ਕੇ ਗੱਪਾਂ ਮਾਰ ਕੇ ਇਤਿਹਾਸ ਨਹੀਂ ਬਣਦੇ ਮੇਰੇ ਨੌਜਵਾਨ ਵੀਰੋ ਸਾਰਾ ਦਿਨ ਫਲਾਣੇ ਗਾਇਕ ਦਾ ਆ ਗੀਤ ਆਇਆ ਫਲਾਣੇ ਦਾ ਆ ਆਇਆ ਸਭ ਮਰ ਕੇ ਖੱਪ ਕੇ ਕੋਈ ਧਰਤੀ 'ਚ ਦੱਬਿਆ ਪਿਆ ਹੈ ਕਿਸੇ ਦੀ ਰਾਖ ਉੱਡ ਗਈ ਸੜ ਗਏ ਮਰ ਗਏ ਨਾਲ ਹੀ ਸਭ ਕੁਝ ਮਰ ਗਿਆ ਆ ਇਤਿਹਾਸ ਹੈ ਜਿਹੜਾ ਲੱਖਾਂ ਦੇ ਵਿੱਚ ਰੋਜ਼ ਗਾਉਂਦੇ ਆ ਆਖੋ ਸਤਨਾਮ ਵਾਹ ਆ ਇਤਿਹਾਸ ਆ ਗੰਦਮੰਦ ਗਾਉਣ ਵਾਲਿਆਂ ਦਾ ਹਾਲ ਕੀ ਆ ਅੱਜ ਵੇਖੋ ਆ ਸੱਚ ਤੇ ਤੁਰਨ ਵਾਲਿਆਂ ਦਾ ਆ ਵੇਖੋ ਕਿਵੇਂ ਉਹਨਾਂ ਦਾ ਨਾਮ ਲੈ ਲੈ ਕੇ ਐ ਦਿਲ ਬਾਹਰ ਨੂੰ ਆਉਂਦਾ ਹੈ ਦਿਮਾਗ ਟਿਕਾਣੇ ਆ ਜਾਂਦਾ ਹੈ ਬਥੇਰੇ ਆਏ ਚਲੇ ਗਏ ਬਥੇਰੇ ਗੰਦਮੰਦ ਗਾਉਂਦੇ ਰਹੇ ਸੁਣਨ ਵਾਲੇ ਵੀ ਮਰ ਗਏ ਸੁਣਾਉਣ ਵਾਲੇ ਵੀ ਮਰ ਗਏ ਪਰ ਆ ਇਤਿਹਾਸ ਵੇਖੋ ਆ ਵੇਖੋ ਜੇ ਜੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਇਤਿਹਾਸ ਬਣਾਇਆ ਸੀ ਉਹ ਵੀ ਰਹਿ ਗਏ ਜੇ ਬਾਬਾ ਅਤਰ ਸਿੰਘ ਨੇ ਜਾਂ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗਿਆਂ ਨੇ ਗਾਇਆ ਸੀ ਉਹ ਵੀ ਰਹਿ ਗਏ ਦੋਵੇਂ ਹੀ ਰਹਿ ਗਏ ਦੋਵੇਂ ਹੀ ਰਹਿ ਗਏ ਉਹ ਦੋਵੇਂ ਹੀ ਰਹਿ ਗਏ ਇਤਿਹਾਸ ਬਣਾਉਣ ਵਾਲੇ ਵੀ ਇਤਿਹਾਸ ਗਾਉਣ ਵਾਲੇ ਵੀ ਐਦਾਂ ਸਹੀ ਨੂੰ ਸਮਝੋ ਸੱਚ ਕੀ ਹੈ ਗੰਦਮੰਦ ਦੇ ਪਿੱਛੇ ਕੀ ਕੱਖ ਨਹੀਂ ਇਹਦੇ ਚ ਕੱਢਣਾ ਆਪਾਂ ਮੇਨ ਦਰਵਾਜ਼ਾ ਬੰਦ ਕਰਤਾ ਤਾਂ ਕੀ ਖੁੱਲ ਗਈ ਬਸ ਉਡੀਕਦੇ ਨੇ ਸਿਰ ਆਉਣਗੇ ਆ ਗਈਆਂ ਜੁੱਤੀਆਂ ਹੁਣ ਇਹਨਾਂ ਨੇ ਆਖਿਆ ਵੀ ਇਹ ਤੇ ਅੱਗੇ ਲੱਗਿਆ ਹੋਇਆ ਕੰਮ ਇਹ ਨਹੀਂ ਸਮਝਣ ਵਾਲੇ ਉਮਰਾਂ ਹੀ ਨਿੱਕੀਆਂ ਨੇ ਇਹਦੇ ਅੰਦਰੋਂ ਪੂਰੇ ਸਟਰੋਂਗ ਨੇ ਬਸ ਫਿਰ ਉਹਨਾਂ ਨੇ ਸ਼ੁਰੂ ਕਰ ਲਿਆ ਕੰਮ ਕਹਿੰਦੇ ਵੀ ਤੁਹਾਡੇ ਪਿਤਾ ਨੂੰ ਸ਼ਹੀਦ ਕਰਤਾ ਕਹਿੰਦੇ ਉਹ ਝੂਠ ਨਾ ਬੋਲ ਸੱਚ ਦੀ ਕੁਰਸੀ ਤੇ ਬਹਿ ਕੇ ਝੂਠ ਨਾ ਬੋਲ ਕਿਹੜਾ ਤੇਰਾ ਸੂਰਮਾ ਜਿਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਹੈ ਆ ਤੇਰੇ ਵੱਡੇ ਵੱਡਿਆਂ ਦੀਆਂ ਜਦੋਂ ਮੇਰੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਂਦੇ ਨੇ ਨਾ ਖੜਦੇ ਨੇ ਲੱਤਾਂ ਕੰਬਣ ਲੱਗ ਜਾਂਦੀਆਂ ਉਹਨਾਂ ਦੇ ਸਾਹਮਣੇ ਜਾ ਕੇ ਮੇਰੇ ਸਾਡੇ ਪਿਤਾ ਦੇ ਸਾਹਮਣੇ ਖੜਨ ਵਾਲਾ ਕਿਹੜਾ ਹੈ ਝੂਠ ਨਾ ਬੋਲ ਉਹਨਾਂ ਨੂੰ ਸ਼ਹੀਦ ਨਹੀਂ ਕੀਤਾ ਉਹ ਜੜਦੀ ਕਲਾ 'ਚ ਨੇ ਹਾਂ ਇਸ ਗੱਲੋਂ ਤੁਹਾਨੂੰ ਵਧਾਈ ਦਿੰਨੇ ਆ ਬਈ ਇਸ ਗੱਲੋਂ ਤੁਹਾਨੂੰ ਵਧਾਈ ਦਿੰਨੇ ਆ ਕੀ ਇਸ ਗੱਲੋਂ ਵਧਾਈ ਦਿੰਦੇ ਆ ਵੀ ਤੁਸੀਂ ਸਾਡੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਤੇ ਕੀਤੇ ਨੇ ਆ ਜਿਹੜੇ ਤੇਰੇ ਸਿਪਾਹੀ ਗਏ ਸੀ ਵੇਖਿਆ ਸਾਡੇ ਪਿਤਾ ਨੂੰ ਪੁੱਛਦਾ ਹੈ ਫਤਿਹ ਸਿੰਘ ਸਾਡਾ ਬਾਪੂ ਵੇਖਿਆ ਸਾਡੇ ਪਿਤਾ ਪਿਤਾ ਨੂੰ ਵੇਖਿਆ ਓਏ ਸਿਪਾਹੀਓ ਤੁਸੀਂ ਗਏ ਹੋ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਵੇਖੇ ਰਾਜੇ ਮਹਾਰਾਜੇ ਵੀ ਹੋਣ ਗਿਆ ਵਜੀਦਾ ਤੁਹਾਡਾ ਰੋਜ਼ ਵੇਖਦੇ ਹੋ ਇਹਦਾ ਚਿਹਰਾ ਆਰ ਆਰ ਆ ਵਜੀਦੇ ਦਾ ਚਿਹਰਾ ਰੋਜ਼ ਵੇਖਦੇ ਹੋ ਤਨਖਾਹਾਂ ਦਿੰਦਾ ਤੁਹਾਨੂੰ ਪੈਸਾ ਦਿੰਦਾ ਤੁਹਾਨੂੰ ਕਿੱਥੇ ਇਹ ਕਿੱਥੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਵੇਖਿਆ ਭੁੱਖ ਲੈ ਜਾਂਦੀ ਹੈ ਕਲ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਕਰਨ ਨਾਲ ਭੁੱਖ ਲੈ ਜਾਂਦੀ ਹੈ ਇੰਨਾ ਹੀ ਵਧਾਈ ਹੈ ਵੀ ਵੇਖਿਆ ਤੇ ਸਹੀ ਸਾਡੇ ਪਿਤਾ ਨੂੰ ਸਾਹਿਬ ਆ ਡਟ ਕੇ ਜਵਾਬ ਦਿੱਤਾ ਜੋ ਮਰਜ਼ੀ ਕਰ ਲਓ ਬਸ ਹੁਣ ਡਰਾਨ ਵਾਲੀ ਗੱਲ ਛੱਡ ਦਿਓ ਵੀ ਮੰਨ ਜਾਾਂਗੇ ਅਸੀਂ ਚਲੋ ਗੱਲ ਮਕਾਈਏ ਹੁਣ ਆਪਾਂ ਸਾਹਿਬਜ਼ਾਦਿਆਂ ਨੂੰ ਦੂਜੇ ਦਿਨ ਵੀ ਵਾਪਸ ਭੇਜਤਾ ਕਹਿੰਦੇ ਕੱਲ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿਓ ਇਹ ਨਹੀਂ ਮੰਨਦੇ ਅੱਜ ਫਤਿਹ ਸਿੰਘ ਫੇਰ ਭੱਜ ਕੇ ਆਇਆ ਮਾਤਾ ਜੀ ਅੱਜ ਵੀ ਬਸ ਅਸੀਂ ਨਹੀਂ ਬੋਲਣ ਨਹੀਂ ਦਿੱਤੇ ਅੱਜ ਅਸੀਂ ਬੋਲਣ ਨਹੀਂ ਦਿੱਤੇ ਮਾਤਾ ਗੁਜਰ ਕੌਰ ਜੀ ਦੱਸਦੇ ਨੇ ਫਿਰ ਹੁਣ ਕਹਿੰਦੇ ਕੱਲ ਨੂੰ ਉਹਨਾਂ ਨੇ ਕਿਹਾ ਨਹੀਂ ਅੱਜ ਜਣ ਕੇ ਸ਼ਹੀਦ ਕਰਦਾ ਮਾਤਾ ਜੀ ਨੀਆਂ ਚ ਕੇ ਸਾਰੀ ਰਾਤ ਮਾਤਾ ਜੀ ਫੇਰ ਪੜਾਉਂਦੇ ਸਮਝਾਉਂਦੇ ਰਹੇ ਹੁਣ ਹੋਈ ਗੱਲ ਵੇਖੋ ਸਵੇਰੇ ਉੱਠੇ ਅੱਜ ਇੱਕ ਪੋਟਲੀ ਕਈ ਦਿਨਾਂ ਦੀ ਸੀ ਉਹ ਪੋਟਲੀ ਖੋਲੀ ਨੀਲੇ ਰੰਗ ਦੇ ਚੋਲੇ ਅੱਜ ਪਵਾ ਦਿੱਤੇ ਚਿਹਰਿਆਂ ਤੇ ਚਿਹਰੇ ਧਵਾ ਕੇ ਦਸਤਾਰ ਨਿੱਕੀ ਨਿੱਕੀਆਂ ਨਿੱਕੀਆਂ ਦਸਤਾਰਾਂ ਦੂਹਾਂ ਦੇ ਬੰਨੀਆਂ ਛੋਟੀਆਂ ਛੋਟੀਆਂ ਕਲਗੀਆਂ ਸਿਰਾਂ ਤੇ ਸਜਾਈਆਂ ਕਮਰ ਕੱਸੇ ਲਾਏ ਮਾਤਾ ਜੀ ਇਹ ਕੱਪੜੇ ਵੀ ਪਏ ਸੀ ਨਵੇਂ ਦੇ ਤਾਂ ਨਵੇਂ ਹੀ ਨੇ ਇਹ ਮਾਤਾ ਪਏ ਸੀ ਕੱਪੜੇ ਕਹਿੰਦੇ ਹੋਰ ਮੈਂ ਸਾਂਭ ਕੇ ਰੱਖੇ ਸੀ ਮੈਂ ਅੱਜ ਦੇ ਦਿਨ ਦੀ ਉਡੀਕ ਕਰਦੀ ਸੀ ਮੈਂ ਅੱਜ ਵਾਲੇ ਦਿਨ ਪਵਾਣੇ ਸੀ ਤੁਹਾਨੂੰ ਮਾਤਾ ਨੂੰ ਪਤਾ ਸੀ ਵੀ ਸ਼ਹੀਦ ਹੋਣਾ ਇਹਨਾਂ ਨੇ ਇੱਕ ਦਿਨ ਇਹਨਾਂ ਨੇ ਸ਼ਹੀਦ ਹੋਣ ਜਾਣਾ ਉਦੋਂ ਪਵਾਉ ਨਵੇਂ ਕੱਪੜੇ ਜਿਵੇਂ ਆਪਾਂ ਵਿਆਹ ਵਿਆਹ ਲਈ ਬਰਾਤ ਲਈ ਸਵਾ ਕੇ ਰੱਖਦੇ ਆ ਬਰਾਤਾਂ ਲਈ ਉਹ ਚੋਲਾ ਚੋਲੇ ਪਵਾ ਤੇ ਨੀਲੇ ਰੰਗ ਦੇ ਉਦੋਂ ਹੀ ਪਾਏ ਸੀਸ ਤੇ ਕਲਗੀ ਇਦਾਂ ਰੱਖ ਕੇ ਨਾ ਚਿਹਰਾ ਚਿਹਰਾ ਹੱਥਾਂ ਦੇ ਵਿੱਚ ਲਿਆ ਮਾਤਾ ਜੀ ਨੇ ਫਤਿਹ ਸਿੰਘ ਦਾ ਤੇ ਮਾਤਾ ਗੁਜਰ ਕੌਰ ਜੀ ਕਹਿੰਦੇ ਨੇ ਮੇਰੇ ਪੋਤੇ ਬਹੁਤ ਸੋਹਣੇ ਨੇ ਫੱਬ ਦੇ ਤੇ ਅੱਗੇ ਵੀ ਬਹੁਤ ਨੇ ਪਰ ਅੱਜ ਤੇ ਜ਼ਿਆਦਾ ਹੀ ਸੋਹਣੇ ਨੇ ਅੱਜ ਰੂਪ ਬਹੁਤ ਚੜਿਆ ਅੱਜ ਰੂਪ ਬਹੁਤ ਚੜਿਆ ਤੇ ਫਤਿਹ ਸਿੰਘ ਦੀ ਮਾਤਾ 3 ਸਾਲ ਦਾ ਸੀ ਫਤਿਹ ਸਿੰਘ ਜਦੋਂ ਚੜ੍ਹਾਈ ਕਰ ਗਈ ਮਾਤਾ ਜੀਤਾ ਮਾਤਾ ਜੀਤੋ ਨੂੰ ਯਾਦ ਕੀਤਾ ਨਹੀਂ ਜੀਤਾ ਅੱਜ ਜਿਉਂਦੀ ਹੁੰਦੀ ਵੇਖ ਲੈਂਦੀ ਤੇਰੇ ਪੁੱਤ ਆ ਵੇਖ ਅੱਜ ਕਿੰਨੇ ਸੋਹਣੇ ਲੱਗਦੇ ਆ ਸ਼ਹੀਦ ਹੋਣ ਲਈ ਚੱਲੇ ਆ ਸਿਪਾਈ ਆ ਕੇ ਲੈਣ ਲਈ ਮਾਤਾ ਤੋਰ ਦੇ ਮਾਤਾ ਕਹਿੰਦੀ ਹੈ ਮੈਨੂੰ ਲੈ ਜਾਓ ਜਿੱਥੇ ਲੈ ਕੇ ਜਾਣਾ ਇਹਨਾਂ ਨੇ ਕਸੂਰ ਤੇ ਕੋਈ ਕੀਤਾ ਨਹੀਂ ਵੇ ਜਲਾਦੋ ਜਪਾਈਓ ਇਹਨਾਂ ਨੇ ਕਸੂਰ ਤੇ ਕੋਈ ਕੀਤਾ ਨਹੀਂ ਇਹਨਾਂ ਨੇ ਕਿਹੜੇ ਪਾਪ ਕੀਤੇ ਆ ਮਾਤਾ ਜੀ ਸਾਡਾ ਵੀ ਨਹੀਂ ਕਰਦਾ ਪਰ ਲਜਾਣੇ ਪੈਣਗੇ ਬਸ ਫਿਰ ਜਾਦੇ ਆਖਰੀ ਵਾਰ ਤੁਰੇ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮੇਲੇ ਚਲੋ ਇੱਕ ਦੋ ਲਾਈਨਾਂ ਹੀ ਪੜ ਲੈਨੇ ਆ ਸਮਾਂ ਆ ਗਿਆ ਨਹੀਂ ਦਿੰਦਾ ਮਾਤਾ ਮਿਲ ਲੈ ਅਸੀਂ ਫਿਰ ਖੜਦੇ ਆ ਇੱਥੇ 1 ਮਿੰਟ 1 ਮਿੰਟ ਖੜ ਜਾਂਦੇ ਆ ਤੂੰ ਮਿਲ ਲੈ ਗੱਲ ਲੱਗ ਕੇ ਕਰ ਲੈ ਤੂੰ ਮਾਤਾ ਜੀ ਜਾਂਦੀ ਵਾਰ ਦੇ ਮਿਲ ਗੱਲ ਲੱਗ ਕੇ ਕਰਨ ਮਾਤਾ ਜੀ ਕੰਦੀ ਵਾਰਨ ਮੇਲੇ ਗੱਲ ਲੱਗ ਕੇ ਕਰ ਲੈ ਮਾਤਾ ਜੀ ਕੰਦੀ ਵਾਰਨ ਮੇਲੇ ਗੱਲ ਲੱਗ ਕੇ ਕਰ ਲੈ ਗੱਲ ਲੱਗ ਕੇ ਕਰ ਲੈ ਪੜੋ ਪੜੋ ਗਲ ਲੱਗ ਕੇ ਕਰ ਮੈਂ ਤੂੰ ਮਾਤਾ ਦੀ ਜਾਂਦੀ ਬਾਦ ਤੇ ਮੇਰੇ ਮਾਲਕ ਸਭ ਮੁਲਕਾਂ ਦੇ ਮਾਲਕ ਸਭ ਮੁਲਕਾਂ ਦੇ ਇਥੋਂ ਤੁਰਦੇ ਦਿਸਣ ਅਕੇਲੇ ਮਾਲਕ ਸਭ ਮੁਲਕਾਂ ਦੇ ਇਥੋਂ ਤੁਰਦੇ ਦਿਸਣ ਅਕੇਲੇ ਮਾਲਕ ਸਭ ਗੁਣ ਚਾਰੇ ਇਥੋਂ ਤੁਰਦੇ ਦਿਸਣ ਅਕੇਲੇ ਮਾਲਕ ਸਭ ਗੁਣ ਚਾਰੇ ਇਥੋਂ ਤੁਰਦੇ ਦਿਸਣ ਅਕੇਲੇ ਮਾਲਕ ਸਭ ਗੁਣ ਚਾਰੇ ਇਥੋਂ ਤੁਰਦੇ ਦਿਸਣ ਮਾਲਕ ਸਭ ਮੁਲਕਾਂ ਦੇ ਇਥੋਂ ਤੁਰ ਤੁਰਦੇ ਦਿਸਣਾ ਤੇ ਗੱਲ ਲੱਗੇ ਕਰ ਲੈ ਮਾਤਾ ਦੀ ਜਾਂਦੀ ਵਾਰ ਦਿਨ ਵੇਲੇ ਗੱਲ ਲੱਗੇ ਕਰ ਲੈ ਮਾਤਾ ਦੀ ਜਾਂਦੀ ਵਾਰ ਦਿਨ ਵੇਲੇ ਗੱਲ ਲੱਗੇ ਕਰ ਲੈ ਮਾਤਾ ਦੀ ਜਾਂਦੀ ਵਾਰ ਗਲ ਲੱਗ ਕੇ ਕਰ ਲੈ ਤੂੰ ਮਾਤਾ ਦੁਨੀਆ ਦੀ ਵਾਰ ਤੇ ਮੇਰੇ ਗਲ ਲੱਗ ਕੇ ਤੂੰ ਮਾਤਾ ਦੁਨੀਆ ਦੀ ਵਾਰ ਤੇ ਮੇਰੇ ਗਲ ਲੱਗ ਕੇ ਕਰ ਲੈ ਤੂੰ ਮਾਤਾ ਦੀ ਦੀ ਵਾਰ ਤੇ ਮੇਰੇ ਮਾਤਾ ਜਾਂਦੀ ਵਾਰੀ ਮਿਲ ਲੈ ਸਭ ਜਾਂਦੇ ਆਖਰੀ ਵਾਰੀ ਮਾਤਾ ਗੁਜਰ ਕੌਰ ਜੀ ਨੂੰ ਮਿਲੇ ਐਸੀ ਸਿੱਖਿਆ ਦਿੱਤੀ ਐਸੀ ਭਗਤੀ ਕਰਾਈ ਐਸਾ ਸੱਚ ਨਾਲ ਜੋੜਿਆ ਐਸਾ ਸੱਚ ਸਮਝਾਇਆ ਉਹ ਸੱਚ ਫਿਰ ਭੁੱਲੇ ਚੰਗਾ ਮਾਤਾ ਜੀ ਤੁਰਨ ਲੱਗੇ ਆ ਹੁਣ ਮਾਤਾ ਨੂੰ ਵੀ ਪਤਾ ਹੈ ਨਾ ਮੁੜ ਕੇ ਨਹੀਂ ਆਉਣਾ ਸਾਹਿਬਜ਼ਾਦਿਆਂ ਨੂੰ ਵੀ ਪਤਾ ਹੈ ਵੀ ਅੱਜ ਦੇ ਗਿਆਨ ਨੇ ਅਸੀਂ ਮੁੜਨਾ ਨਹੀਂ ਬੇਨਤੀ ਕਰਾਂਗਾ ਸੰਗਤ ਜੀ ਇਕਾਗਰਤਾ ਥੋੜੀ ਬਣਾਈ ਰੱਖੋ 4 ਵਜਣ ਵਿੱਚ ਅਜੇ 10 ਮਿੰਟ ਬਾਕੀ ਠੰਡ ਕਰਕੇ ਬਦਲਾ ਕਰਕੇ ਹੀ ਲੱਗਦਾ ਅਜੇ ਬਹੁਤਾ ਕਵੇਲਾ ਨਹੀਂ ਹੋਇਆ 4 ਵਜਣ ਤੇ 10 ਮਿੰਟ ਬਾਕੀ ਨੇ ਤਾਂ ਬੇਨਤੀ ਕਰਦਾ ਵੀ ਥੋੜੀ ਇਕਾਗਰਤਾ ਬਣਾਈ ਰੱਖੋ ਹਿਲਜੁਲ ਨਾ ਹੋ ਜਦੋਂ ਵਿੱਚ ਵਿੱਚ ਤੁਸੀਂ ਇਹੋ ਜਿਹੇ ਇਤਿਹਾਸ ਵਿੱਚ ਹਿਲਜੁਲ ਕਰਦੇ ਹੋ ਨਾ ਫਿਰ ਦੁੱਖ ਜਿਹਾ ਲੱਗਦਾ ਫਿਰ ਮਨ ਜਿਹਾ ਮਨ ਦੁਖੀ ਹੁੰਦਾ ਵੀ ਇਹ ਇਹੋ ਜੇ ਸਮੇਂ ਵਿੱਚ ਤੇ ਵੈਸੇ ਹੀ ਮਨ ਇੰਨਾ ਜੁੜਿਆ ਹੁੰਦਾ ਖੁਬਿਆ ਹੁੰਦਾ ਵਿੱਚ ਖੁਬਿਆ ਹੁੰਦਾ ਫਤਿਹਗੜ੍ਹ ਸਾਹਿਬ ਇਹ ਇਤਿਹਾਸ ਚੱਲਦਾ ਸੀ ਅਸਥਾਨ ਵੀ ਫਤਿਹਗੜ੍ਹ ਸਾਹਿਬ ਸੀ ਰਾਤ ਵੀ ਉਹ ਸੀ 12 ਕੋ ਅਗਲੇ ਦਿਨ 13 ਕੋ ਸੀ ਰਾਤ ਦਾ ਦੀਵਾਨ ਲੱਗਿਆ ਸੀ ਗੁਰਮਖੋ ਕਮਾਲ ਦੀ ਗੱਲ ਇਹ ਸੀ ਵੀ 8 ਏਕੜ ਵਿੱਚ ਪੰਡਾਲ ਹੋਏਗਾ ਫਤਿਹਗੜ੍ਹ ਸਾਹਿਬ ਪਿਛਲੇ ਸਾਲ ਸੀ ਐਦਕੀ ਤੇ ਇਹਨਾਂ ਨੇ ਸਾਨੂੰ ਐਦਕੀ ਦੇ ਅਸੀਂ ਜਦੋਂ ਖੂਨ ਦਾ ਪਿਆਲਾ ਲੈ ਕੇ ਗਏ ਸੀ ਗੱਡੀ ਰੋਕਤੀ ਅੱਗੇ ਬੈਰੀਅਰ ਬੈਰੀਕੇਡ ਲਾਤਾ ਸਾਰੀਆਂ ਸੰਗਤ ਦੀਆਂ ਗੱਡੀਆਂ ਜਗਈਆਂ ਸਾਡੀ ਨਹੀਂ ਜਾਣ ਦਿੱਤੀ ਪਹਿਰੇਦਾਰਾਂ ਨੇ ਰੋਕਤੀ ਗੱਡੀ ਫਤਿਹਗੜ੍ਹ ਸਾਹਿਬ ਮੈਂ ਕਿਹਾ ਗੱਡੀ ਜਾਣ ਦਿਓ ਕਹਿੰਦੇ ਤੁਹਾਨੂੰ ਜਾਣ ਦੀ ਆਗਿਆ ਨਹੀਂ ਉੱਤਰ ਕੇ ਜਾਓ ਮੈਂ ਕਿਹਾ ਸਾਰੇ ਤੇ ਗੱਡੀਆਂ ਅੰਦਰ ਲੈ ਜਾਂਦੇ ਆ ਪਿਛਲੇ ਸਾਲ ਫਤਿਹਗੜ੍ਹ ਸਾਹਿਬ ਲੱਗਿਆ ਸੀ ਦੀਵਾਨ ਐਦਕੀ ਨਹੀਂ ਲਾਇਆ ਤੇ 8 ਵਜੇ ਬੈਠੇ ਸੀ ਦੀਵਾਨ ਤੇ 12:30 ਵਜੇ ਤੱਕ 4.5 ਘੰਟੇ ਮੈਨੂੰ ਦਿਸਦੀ ਨਹੀਂ ਸੀ ਸੰਗਤ ਧੁੰਦ ਅੰਦਰ ਆ ਗਈ ਧੁੰਦ ਦੀ ਧੁੰਦ ਸੀ ਪੂਰੀ ਨਾਲੇ ਦੇ ਉੱਤੇ ਚਿੱਕੜ ਦੇ ਵਿੱਚ ਵੀ ਸੰਗਤ ਬੈਠੀ ਸੀ ਤੇ ਆਹੀ ਇਤਿਹਾਸ ਚੱਲਦਾ ਸੀ ਮੈਂ ਕਹਿੰਦਾ ਕੋਈ ਅੱਖ ਨਹੀਂ ਹੋਣੀ ਪੁੱਬਾ ਮਾਰ-ਮਾਰ ਕੇ ਵਿੱਚ ਰੋਂਦੇ ਵੇਖੇ ਮੈਂ ਸੰਗਤ ਦੇ ਵਿੱਚ ਉੱਚੀ-ਉੱਚੀ ਰੋਂਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਸੀ ਜਗ੍ਹਾ ਉਹ ਸੀ ਸਾਹਮਣੇ ਦਰਬਾਰ ਸਾਹਿਬ ਦਿਸਦਾ ਸੀ ਉਥੋਂ ਦੀ ਸੀਡੀ ਹੈ ਜੇ ਕਿਸੇ ਨੇ ਨਹੀਂ ਵੇਖੀ ਤੇ ਵੇਖਿਓ ਜਰਾ ਸੁਣ ਕੇ ਫਤਿਹਗੜ੍ਹ ਸਾਹਿਬ ਦਾ ਦੀਵਾਨ ਹੈ ਪਿਛਲੇ ਸਾਲ ਦਾ ਇਹ ਇਤਿਹਾਸ ਇਦਾਂ ਦਾ ਹੈ ਜੇ ਕਿਤੇ ਆਪਾਂ ਇੱਕ ਇੱਕ ਪਹਿਲੂ ਨੂੰ ਰਾਮ ਨਾਲ ਹੌਲੀ ਹੌਲੀ ਵਿਚਾਰੀਏ ਨਾ ਇਹ ਤੇ ਸਾਹ ਰੁਕ ਜਾਂਦਾ ਹੈ ਇਹ ਤੇ ਲਾਗਤ ਲੇਤ ਉਸਾਸ ਹੌਕੇ ਆਉਂਦੇ ਆ ਇਹ ਇਤਿਹਾਸ ਇਦਾਂ ਦਾ ਤਾਂ ਕਰਕੇ ਘਰ ਕਿਤੇ ਭੱਜੇ ਨਹੀਂ ਚੱਲੇ ਭਾਈ ਆ ਮੰਡੀ ਕੱਲ ਨੂੰ ਵੇਖਿਓ ਆ ਕੇ ਇੱਥੇ ਆਹੀ ਮੰਡੀ ਹੋਣੀ ਹੈ ਇਹ ਅੱਜ ਹੀ ਰੌਣਕ ਹੈ ਇਹ ਅੱਜ ਹੀ ਸਮਾਂ ਹੈ ਇਹ ਰੌਣਕ ਦੋ ਘੜੀਆਂ ਜਾਣਾ ਵਿਛੜ ਭਰਾਵੋ ਮੇਲਾ ਵਿਛੜ ਜਾਣਾ ਅੱਜ ਹੀ ਹੈ ਇਹੋ ਜੀ ਰੌਣਕ ਦੇ ਵਿੱਚ ਆ ਜਿਹੜੀ ਰੌਣਕ ਲੱਗੀ ਹੈ ਗੁਰੂ ਦੇ ਦਰਬਾਰ ਦੀ ਸੱਚੀ ਰੌਣਕ ਹੈ ਅਸਲੀ ਇਹੋ ਜੀ ਰੌਣਕ ਵਿੱਚ ਟਿਕ ਕੇ ਬਹਿ ਜਾਈਏ ਜ਼ਿੰਦਗੀ ਪੂਰੀ ਵਿੱਚ ਰੌਣਕ ਲੱਗ ਜਾਂਦੀ ਹੈ ਕਈ ਵਾਰੀ ਬੰਦੇ ਨੂੰ ਅਕਲ ਆ ਜਾਂਦੀ ਹੈ ਜ਼ਿੰਦਗੀ 'ਚ ਰੌਣਕ ਲੱਗ ਜਾਂਦੀ ਹੈ ਰੌਣਕਾਂ ਨਸ਼ੇ ਜਿਹੜੇ ਬੰਦੇ ਨੇ ਜਾ ਕੇ ਸ਼ਰਾਬ ਦੀ ਬੋਤਲ ਬਾਹਰ ਸਿੱਟ ਦੇਣੀ ਹੈ ਘਰ 'ਚੋਂ ਉਹਦੇ ਘਰ 'ਚ ਤੇ ਰੌਣਕ ਹੀ ਲੱਗਦੀ ਫਿਰ ਜਿਹੜੇ ਬੰਦੇ ਨੇ ਦਾੜੀ ਰੱਖ ਕੇ ਕੇਸ ਰੱਖ ਲੇ ਪੱਕ ਮੰਨ ਲਈ ਕਹਿੰਦਾ ਮੈਂ ਅੰਮ੍ਰਿਤ ਛਕਣ ਨੂੰ ਤਿਆਰ ਆ ਸਿੰਘ ਸਜਾਂਗੇ ਉਹਦੀ ਜ਼ਿੰਦਗੀ ਵਿੱਚ ਇਸ ਰੌਣਕ ਨੇ ਰੌਣਕ ਲਾ ਦਿੱਤੀ ਉਹਦੀ ਜ਼ਿੰਦਗੀ 'ਚ ਤੇ ਰੌਣਕ ਲੱਗ ਗਈ ਇਸ ਕਰਕੇ ਆ ਜਿਹੜਾ ਸਮਾਂ ਹੁੰਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਜਿਹੜੀ ਰੌਣਕ ਹੈ ਇਹ ਰੌਣਕ ਲਾ ਦਿੰਦੀ ਹੈ ਸਾਰੀ ਜ਼ਿੰਦਗੀ ਆ ਸਾਡੇ ਕਰਨ ਵਾਲਾ ਕੰਮ ਮੇਲੇ ਇੱਥੇ ਬੜੇ ਆ ਮੇਲਿਆਂ ਤੇ ਸੱਪ ਪੂਜੇ ਜਾਂਦੇ ਨੇ ਇੱਥੇ ਮੇਲੇ ਤੁਹਾਡੇ ਇਲਾਕਿਆਂ 'ਚ ਲੱਗਦੇ ਨੇ ਸੱਪ ਦੀ ਪੂਜਾ ਹੋ ਰਹੀ ਹੈ ਕਈ ਮੇਲੇ ਇਦਾਂ ਦੇ ਨੇ ਸਾਡੇ ਪੰਜਾਬ 'ਚ ਲੱਗਦੇ ਨੇ ਜਿੱਥੇ ਗਧੇ ਦੀ ਪੂਜਾ ਹੁੰਦੀ ਹੈ ਸੱਪਾਂ ਦੀ ਪੂਜਾ ਕਰਨ ਵਾਸਤੇ ਲੱਖਾਂ ਲੋਕੀ ਇਕੱਠੇ ਹੁੰਦੇ ਆ ਮਾੜੀ ਤੇ ਮੇਲਾ ਲੱਗ ਰਿਹਾ ਹੈ ਸੱਪ ਨੂੰ ਪੂਜਿਆ ਜਾ ਰਿਹਾ ਹੈ ਕੀ ਗੱਲ ਬਈ ਸੱਪ ਨੂੰ ਪੂਜਣ ਵਾਲਾ ਹੈ ਸੱਪ ਨੂੰ ਮੱਥਾ ਟੇਕਣ ਵਾਲਾ ਹੈ ਇਸੇ ਦੀ ਅੰਸ ਬੰਸ ਜੇ ਸਵੇਰੇ ਤੈਨੂੰ ਖੇਤ 'ਚ ਕੰਮ ਕਰਦੇ ਨੂੰ ਮਿਲ ਗਈ ਫੇਰ ਜੇ ਬਾਬੇ ਨੇ ਸਿਰ ਵਿਖਾਤਾ ਮਾੜਾ ਜਿਹਾ ਦਰਸ਼ਨ ਦੇ ਦਿੱਤੇ ਫੇਰ ਤਾਂ ਕਰਕੇ ਭਾਈ ਇਹ ਇਹ ਬਾਬੇ ਸੱਪ ਬਾਬੇ ਨਹੀਂ ਸਾਡਾ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਯਾਰ ਸਵਾਦ ਆ ਜਾਂਦਾ ਬਾਬਾ ਕਹਿਣ ਦਾ ਗੁਰਮਖੋ ਸਵਾਦ ਆ ਜਾਂਦਾ ਬਾਬਾ ਕਹਿਣ ਦਾ ਮਨ ਨੂੰ ਹੌਸਲਾ ਜਿਹਾ ਹੁੰਦਾ ਹੈ ਵੀ ਬਾਬਾ ਜੀਤ ਸਿੰਘ ਬਾਬਾ ਫਤਿਹ ਸਿੰਘ ਬਾਬਾ ਦੀਪ ਸਿੰਘ ਕਿੰਨਾ ਸਵਾਦ ਆਉਂਦਾ ਬਾਬਾ ਜਰਨੈਲ ਸਿੰਘ ਆਨੰਦ ਜਿਹਾ ਆਉਂਦਾ ਕਹਿਣ ਨੂੰ ਵੀ ਜੀ ਕਰੇ ਕਰਨੀ ਕਮਾਈ ਨੂੰ ਵੇਖ ਕੇ ਬਾਬਾ ਕਹਿਣ ਨੂੰ ਜੀ ਵੀ ਕਰੇ ਤੇ ਸੱਪ ਬਾਬੇ ਨੇ ਸਾਡੇ ਤੇ ਜਿੰਨਾ ਚਿਰ ਗੁਰਬਾਣੀ ਦਾ ਚਾਨਣ ਹੁੰਦਾ ਨਹੀਂ ਉਹਨਾਂ ਚਿਰ ਅਸੀਂ ਰੱਸੀਆਂ ਨੂੰ ਸੱਪਾਂ ਨੂੰ ਪੂਜਦੇ ਰਹਿਣਾ ਹੈ ਭਲੇਖੇ ਦੇ ਵਿੱਚ ਹੀ ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾਵਾਂਗੇ ਠੋਕਰਾਂ ਖਾਵਾਂਗੇ ਇਹਦੇ ਬਲਿਹਾਰੇ ਜਾਈਏ ਗੁਰੂ ਤੋਂ ਸਾਨੂੰ ਠੋਕਰਾਂ ਤੋਂ ਬਚਾ ਲਵੇ ਇਸ ਕਰਕੇ ਅੱਜ ਸਾਹਿਬਜ਼ਾਦਾ ਫਤਿਹ ਸਿੰਘ ਤੇ ਜੋਰਾਵਰ ਸਿੰਘ ਕਹਿੰਦੇ ਬੇਬੇ ਮਾਤਾ ਜੀ ਰੋਜ਼ ਜਾਂਦੇ ਆ ਵਾਪਸ ਆਉਂਦੇ ਆ ਅੱਜ ਦੇ ਗਿਆ ਨੇ ਮੁੜ ਕੇ ਮਾਤਾ ਗੁਜਰ ਕੌਰ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਭੇਜਿਆ ਮਾਤਾ ਹੁਣ ਨਹੀਂ ਆਉਣਾ ਬੋਲ ਕੇ ਪੜ ਦਿਓ ਬਈ ਨਾ ਉਡੀਕੀ ਦਾਦੀਏ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਅੱਜ ਦੇ ਗਿਆਨ ਨੇ ਮੁੜਨਾ ਤੁਹਾਡੇ ਬੱਚੇ ਬੀਬੀਓ ਸਕੂਲ ਜਾਂਦੇ ਆ ਬਸਤਾ ਤਿਆਰ ਕਰਕੇ ਕਿਤਾਬਾਂ ਦਾ ਬੈਗ ਭੇਜਦੀਆਂ ਜੇ ਸ਼ਾਮ ਨੂੰ ਉਹ ਆ ਗਈ ਵੈਨ ਆ ਗਈ ਲਿਆਓ ਭੱਜ ਕੇ ਬੱਚਾ ਆਇਆ ਭੱਜਿਆ ਹੁੰਦਾ ਬੀਬੀ ਦੁੱਧ ਪਿਆ ਰੋਟੀ ਖਵਾ ਕਿੰਨਾ ਚਾ ਪੋਤਿਆਂ ਵਾਲੇ ਉਹ ਸਾਰੇ ਤੇ ਅੱਜ ਕਹਿੰਦੇ ਬੇਬੇ ਬਸ ਅਸੀਂ ਚੱਲੇ ਆ ਹੁਣ ਨਹੀਂ ਮੁੜਦੇ ਬੇਬੇ ਮਾਤਾ ਚੱਲੇ ਆ ਹੁਣ ਨਹੀਂ ਮੁੜਦੇ ਇਹ ਵੇਖੋ ਇਤਿਹਾਸ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡੋਣਾ ਭੁੱਲ ਜਾਵੀ ਤੂੰ ਪੋਤਿਆਂ ਨੂੰ ਲਾਡ ਲਡੋਣਾ ਨਾ ਉਡੀਕੀ ਦਾਤੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਸਾਡੀਏ ਅਸੀਂ ਮੁੜ ਨਹੀਂ ਆਉਣਾ ਚੱਲੇ ਮੌਤ ਵਿਆਉਣ ਨੂੰ ਤੂੰ ਸ਼ਗਨ ਮਨਾ ਦੇ ਸਿਰ ਤੇ ਕਫੜ ਬੰਨ ਲੈ ਹੁਣ ਤਲਕੀਆਂ ਲਾ ਦੇ ਚੱਲੇ ਮੌਤ ਵਿਆਉਣ ਬੰਨ ਲੈ ਹੁਣ ਕਲਕੀਆਂ ਲਾ ਦੇ ਵੈਰੀ ਨੇ ਸਾਹਮਣੇ ਲਿਆ ਕੇ ਅਗਲੀਆਂ ਲਾਈਨਾਂ ਨੂੰ ਸੁਣਿਓ ਦਿਲਾਂ ਤੇ ਹੱਥ ਰੱਖ ਕੇ ਪੁੱਤਰਾਂ ਵਾਲਿਓ ਪੋਤਰਿਆਂ ਵਾਲਿਓ ਆ ਵੇਖਿਓ ਸੁਣਿਓ ਹਾਂਜੀ ਮੈਂ ਤਾਂ 9 ਸਾਲ ਦਾ ਮੇਰਾ ਵੀਰ ਨਿਆਣਾ ਮਾਤ ਵੱਡੀ ਹੈ ਇਸ ਤੋਂ ਕੱਟੀ ਹੈ ਉਸ ਤੋਂ ਇਹਨੇ ਪਹਿਲਾ ਜਾਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਕੇਰਾ ਪੋਣਾ ਅੱਗੋਂ ਪਿੱਛੋਂ ਮੌਤ ਨੂੰ ਅਸੀਂ ਕੇਰਾ ਪੋਣਾ ਨਾ ਉਡੀਕੀ ਦਾਦੀ ਮੁੜ ਨਹੀਂ ਆਉਣਾ ਨਾ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਲਾਸਟ ਲਾਸਟ ਲਾਈਨਾਂ ਨੇ ਬੇਬੇ ਫਤਿਹ ਸਿੰਘ ਜੀ ਕਹਿੰਦੇ ਨੇ ਮਾਤਾ ਤੇਰੇ ਬਾਝੋਂ ਸਾਨੂੰ ਲੋਰੀਆਂ ਕੌਣ ਦੇਗਾ ਚੱਲੇ ਆ ਦਾਦੇ ਕੋਲ ਮਗਰੀ ਆ ਜੀ ਧਿਆਨ ਨਾਲ ਸੁਣਿਓ ਕੌਣ ਖਵਾਉ ਚੂਰੀਆਂ ਮਾਂ ਤੇਰੇ ਬਾਜੋ ਕਿਵੇਂ ਸੁਣਾਗੇ ਆ ਜਾਵੀ ਨਾ ਦੇਰ ਲਗੋਣਾ ਨਾ ਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ ਬਸ ਤੁਰ ਪਏ ਐਸੇ ਗਏ ਫਿਰ ਮੁੜ ਕੇ ਨਹੀਂ ਆਏ ਤੇ ਮਾਤਾ ਜੀ ਦੇ ਹੱਥ ਜੁੜੇ ਹੀ ਰਹਿ ਗਏ ਇੱਕ ਅਰਜ ਹੈ ਦਾਤਾ ਬੁੱਢੜੀ ਇੱਕ ਅਰਜ ਹੈ ਦਾਤਾ ਬੁੱਢੜੀ ਦੀ ਮਨਜੂਰ ਕਰੀ ਠੁਕਰਾਈ ਨਾ ਮਨਜੂਰ ਕਰੀ ਤੁਮਰਾਈ ਨਾ ਇੱਕ ਅਰਜ ਹੈ ਤਾਤਾ ਕੁੜੜੀ ਦੀ ਮਨਜੂਰ ਕਰੀ ਤੁਮਰਾਈ ਨਾ ਮਨਜੂਰ ਕਰੀ ਤੁਮਰਾਈ ਨਾ ਬਲ ਬਖਸ਼ੀ ਬਲ ਬਖਸ਼ੀ ਮੇਰੇ ਇਹ ਅਰਦਾਸ ਕਰਿਆ ਕਰੋ ਸਿੰਘੋ ਨਿੱਕੀਆਂ ਨਿੱਕੀਆਂ ਨੂੰ ਨਾਈਆਂ ਦੀਆਂ ਦੁਕਾਨਾਂ ਤੇ ਨਾ ਲਜਾਇਆ ਕਰ ਕਈ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਜਾਂਦੇ ਨੇ ਮੇਰੇ ਉਹ ਵੀਰੋ ਬਦਲੋ ਵੇਖੋ ਮਾਂ ਗੁਜਰੀ ਕੀ ਕਹਿੰਦੀ ਹੈ ਬਲ ਬਖਸ਼ੀ ਮੇਰੇ ਆ ਲਾਲਾ ਮੇਰੇ ਖੂਨ ਨੂੰ ਦਾਗ ਲਵਾਈ ਨਾ ਮੇਰੇ ਖੂਨ ਨੂੰ ਦਾਗ ਲਵਾਈ ਨਾ ਬਲ ਬਖਸ਼ੀ ਮੇਰੇ ਆ ਜਦ ਸੁਣਾ ਜਦ ਸੁਣਾ ਸ਼ਹੀਦੀ ਲਾਲਾ ਦੀ ਮੈਨੂੰ ਸੱਦਣਾ ਕਿਤੇ ਭੁੱਲ ਜਾਈ ਮੈਨੂੰ ਸੱਦਣਾ ਕਿਤੇ ਭੁੱਲ ਜਾਈ ਨਾ ਪਲ ਬਖਸ਼ੀ ਆ ਲਾਲਾ ਮੇਰੇ ਖੂਨ ਦਾਗ ਲਵਾਈ ਤਾਜੀ ਮੇਰੇ ਖੂਨ ਨੂੰ ਦਾਗ ਲਵਾਈ ਫੜੋ ਫਲ ਬਖਸ਼ੀ ਮੇਰੇ ਲਾਲਾ ਨੂੰ ਮੇਰੇ ਖੂਨ ਨੂੰ ਦਾਗ ਲਵਾਈ ਨਾ ਮੇਰੇ ਖੂਨ ਨੂੰ ਦਾਗ ਲਵਾਈ ਨਾ ਧੰਨਵਾਦ ਦਾ ਗੁਰੂ ਕੋ ਸਾਹਿਬਜ਼ਾਦਿਆਂ ਨੂੰ ਤਿਆਰ ਕਰਕੇ ਠੰਡੇ ਬੁਰਜ ਚ ਠੰਡੇ ਬੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਾਨ ਖਤ ਸਿੰਘ ਕੋੜੀ ਜੋਰਾਵਾਨ ਖਤ ਸਿੰਘ ਕੋੜੀ ਚੜੇ ਠੰਡੇ ਬੁਰ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋ ਸਾਹਿਬਜ਼ਾਦੇ ਦੂਰ ਤੱਕ ਮਾਤਾ ਗੁਜਰ ਕੌਰ ਜੀ ਉੱਪਰ ਵੇਖਦੇ ਰਹੇ ਅੱਖਾਂ ਤੋਂ ਓਲੇ ਹੋ ਗਏ ਜਦੋਂ ਆਖਰੀ ਵਾਰੀ ਮਾਤਾ ਗੁਜਰ ਕੌਰ ਜੀ ਨੇ ਵੇਖਿਆ ਓਲੇ ਹੋਣ ਲੱਗਿਆਂ ਨੇ ਵੀ ਹੱਥ ਜੋੜ ਕੇ ਦੂਰ ਖੜੇ ਮਾਤਾ ਜੀ ਨੂੰ ਐਦਾਂ ਫਤਿਹ ਬੁਲਾ ਕੇ ਕੰਧ ਦੇ ਓਲੇ ਫਿਰ ਤੁਹਾਨੂੰ ਪਤਾ ਹੈ 13 ਪੋਹ ਨੂੰ ਜਿੱਦਣ ਕਚਹਿਰੀ ਲੱਗੀ ਇਦਾਂ ਖੜ ਕੇ ਜਾ ਬੱਚਿਓ ਤੁਹਾਨੂੰ ਰੋਣਾ ਵੀ ਕਿਸੇ ਨੇ ਨਹੀਂ ਤੁਹਾਨੂੰ ਦਫਨਾਉਣਾ ਵੀ ਕਿਸੇ ਨੇ ਇੱਲਾ ਵੇਖੋ ਆਕਾਸ਼ ਵਿੱਚ ਉੱਡਦੀਆਂ ਵਜੀਦਾ ਕਹਿੰਦਾ ਆਕਾਸ਼ ਵਿੱਚ ਉੱਡਦੀਆਂ ਇੱਲਾ ਵੇਖੋ ਆਉਣਗੀਆਂ ਤੁਹਾਡੀਆਂ ਆਂਦਰਾ ਬੋਟੀਆਂ ਚੁੱਕ ਕੇ ਲੈ ਜਾਣਗੀਆਂ ਤੁਹਾਨੂੰ ਦਫਨਾਉਣਾ ਨਹੀਂ ਕਿਸੇ ਨੇ ਸੰਸਕਾਰ ਨਹੀਂ ਕਰਨਾ ਲੈ ਜਾਣਗੀਆਂ ਆਂਦਰਾ ਆਂਦਰਾ ਚੁੱਕ ਚੁੱਕ ਕੇ ਫਤਿਹ ਸਿੰਘ ਜੋਰਾਵਰ ਸਿੰਘ ਨੇ ਜਵਾਬ ਦਿੱਤਾ ਵਜੀਦਿਆ ਅਸੀਂ ਤੇ ਹੋਣਾ ਨਹੀਂ ਤੂੰ ਇੱਥੇ ਖੜ ਕੇ ਮਿਹਨਤੀ ਕਰ ਲਈ ਜਿੰਨੇ ਉੱਚੀਆਂ ਸਾਡੀਆਂ ਆਂਦਰਾਂ ਬੋਟੀਆਂ ਇਲਾਂ ਚੁੱਕ ਕੇ ਲਜਾਣਗੀਆਂ ਚੇਤਾ ਰੱਖੀ ਆਉਣ ਵਾਲੇ ਸਮੇਂ ਵਿੱਚ ਇੱਥੇ ਏਡੇ ਏਡੇ ਉੱਚੇ ਨਿਸ਼ਾਨ ਸਾਹਿਬ ਝੁੱਲਣਗੇ ਤੂੰ ਹੋਏਗਾ ਵੇਖੀ ਆਏਗਾ ਸਮਾਂ ਆ ਤੇਰਾ ਰਾਜ ਸਦਾ ਨਹੀਂ ਰਹਿਣਾ ਆ ਸਦਾ ਕਚਹਿਰੀਆਂ ਲੱਗੀਆਂ ਨਹੀਂ ਰਹਿਣੀਆਂ ਸਦਾ ਰੋਬ ਨਹੀਂ ਰਹਿੰਦਾ ਗੁਰਮਖੋ ਸਿੰਘਾਂ ਨੂੰ ਥਾਂ ਥਾਂ ਤੇ ਸ਼ਹੀਦ ਕਰਨ ਵਾਲੇ ਨੂੰ ਖੁਰਪਿਆਂ ਨਾਲ ਹੁੰਜਣਾ ਪਿਆ ਸੀ ਜਿਹੜੇ ਰਾਜੇ ਧੱਕਾ ਕਰਨ ਵਾਲੇ ਬਿਆੰਤੇ ਵਰਗੇ ਖੁਰਪਿਆਂ ਨਾਲ ਹੁੰਜਣਾ ਪੈਂਦਾ ਹੁੰਦਾ ਹੈ ਹਰ ਇੱਕ ਦਾ ਸਮਾਂ ਆ ਜਾਂਦਾ ਹੈ ਰਹਿਣਾ ਕਿਸੇ ਨੇ ਵੀ ਨਹੀਂ ਹੁੰਦਾ ਜਾਣਾ ਸਭ ਨੇ ਵਾਰੀ ਆਪੋ ਆਪਣੀ ਪਰ ਕੀਤਾ ਕੀ ਕੀਤਾ ਕੀ ਆ ਕੇ ਉਹ ਕਹਿੰਦੇ ਸਦਾ ਤੇਰੀ ਕਚਹਿਰੀ ਨਹੀਂ ਲੱਗੀ ਰਹਿਣੀ ਫਿਰ ਵੇਖੋ ਬਹੁਤ ਡਰਾਇਆ ਧਮਕਾਇਆ ਜਦੋਂ ਨਾ ਹੀ ਮੰਨੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿਓ ਜਦੋਂ ਐਦਾਂ ਚਿਣਨ ਲੱਗੇ ਗੋਡਿਆਂ ਤੱਕ ਕੰਧ ਆਈ ਚੱਪਣੀਆਂ ਲਾ ਦਿੱਤੀਆਂ ਸਾਹਿਬਜ਼ਾਦਿਆਂ ਨੇ ਚੱਪਣੀਆਂ ਉਤਾਰ ਦਿੱਤੀਆਂ ਸੀ ਖੂਨ ਇੰਦਾ ਫੁਹਾਰੇ ਚੱਲਦੇ ਨੇ ਖੂਨ ਦੇ ਗੋਡਿਆਂ 'ਚ ਚੱਪਣੀਆਂ ਲਾਣ ਕਰਕੇ ਪਰ ਕਚਹਿਰੀ ਦੇ ਵਿੱਚ ਖੜੇ ਫਿਰ ਵੀ ਜਕਾਰੇ ਲਾਉਂਦੇ ਰਹੇ ਚੜ੍ਹਦੀ ਕਲਾ ਨਾਲ ਜਵਾਬ ਦਿੰਦੇ ਰਹੇ ਉਹ ਭਗਤੀ ਕਚਹਿਰੀ ਵਿੱਚ ਵੀ ਕੀਤੀ ਜਿਹੜੀ ਭਗਤੀ ਪਿਤਾ ਨੇ ਸਿਖਾਈ ਉਹ ਸੱਚ ਵਜੀਦੇ ਦੇ ਸਾਹਮਣੇ ਵੀ ਬੋਲਿਆ ਉਹ ਜੁਰਤ ਉੱਥੇ ਵੀ ਸੀ ਐਸੀ ਭਗਤੀ ਆਓ ਮੈਂ ਬੇਨਤੀ ਕਰਾਂਗਾ ਐਸੀ ਭਗਤੀ ਕਰਨੀ ਸਿੱਖੀਏ ਮੈਂ ਬਾਅਦ ਵਿੱਚ ਥੋੜੀ ਜੀ ਬੇਨਤੀ ਕਰ ਦੇਣਾ ਪੰਜ ਪਿਆਰੇ ਆਏ ਆ ਸੰਗਤ ਆਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਆਪਾਂ ਜੀ ਆਇਆ ਕਹੀਏ ਪੰਜ 5 ਮਿੰਟ ਇਕਾਗਰਤਾ ਬਣਾ ਕੇ ਰੱਖਿਓ ਜਿਹੜੇ ਜਿਹੜੇ ਅੱਜ ਗੁਰੂ ਵਾਲੇ ਬਣੇ ਨੇ ਜਿਹੜੀ ਸੰਗਤ ਨੇ ਅੰਮ੍ਰਿਤ ਛਕਿਆ ਉਹ ਵੀ ਨਾਲ ਆ ਰਹੇ ਨੇ ਸੰਗਤੇ ਉਠਿਓ ਨਾ ਬਸ ਆਪਣੀ ਆਪਣੀ ਜਗ੍ਹਾ ਤੇ ਬੈਠੇ ਰਹੋ ਆਓ ਆਪਾਂ ਅੰਮ੍ਰਿਤ ਛਕ ਕੇ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ ਸੱਚੇ ਪਾਤਸ਼ਾਹ ਸਾਡੇ ਤੇ ਵੀ ਮਿਹਰ ਕਰੋ ਕਿਤੇ ਮੇਰੀ ਵੀ ਨਵਾਈ ਬਾਜਾਂ ਵਾਲਿਆ ਮਿਹਰ ਕਰਿਓ ਮਹਾਰਾਜ ਜਿਵੇਂ ਤੂੰ ਨਵਾਈ ਹੋਰਾਂ ਦੀ ਜਿਵੇਂ ਮੇਰੀ ਵੀ ਨਵਾਈ ਵਜਨ ਜਿਵੇਂ ਤੂੰ ਨਵਾਈ ਹੋਰਾਂ ਦੀ ਮੇਰੀ ਵੀ ਨਵਾਈ ਵਜਨ ਜਿਵੇਂ ਤੂੰ ਨਵਾਈ ਹੋਰਾਂ ਦੀ ਮਾਹੀ ਬਾਜਾ ਵਾਲਿਆ ਜਿਵੇਂ ਤੂੰ ਨਵਾਈ ਹੋ ਰਾਦੀ ਤੇ ਮੇਰੀ ਵੀ ਨਵਾਈ ਬਾਜਾ ਵਾਲਿਆ ਅੱਜ ਕੇ ਗੱਜ ਕੇ ਤੂੰ ਵਾਈ ਪੜੋ ਤੇ ਮੇਰੀ ਵੀ ਨਵਾਈ ਬਾਜਾ ਵਾਲਿਆ ਜਿਵੇਂ ਤੂੰ ਨਵਾਈ ਹੋ ਰਾਦੀ ਤੇ ਮੱਥਾ ਟੇਕ ਕੇ ਸਾਈ ਪ੍ਰਾਨੀ ਗੁਰੂ ਕੇ ਜਹਾਜ਼ੇ ਚੜੇ ਬਾਵਾ ਖੜੀਆਂ ਕੋਈ ਅਸੀਂ ਵੋਟਾਂ ਵਾਲੇ ਨਹੀਂ ਜ਼ਿੰਦਾਬਾਦ ਮੁਰਦਾਬਾਦ ਇਹਦੇ ਨਾਲ ਸਪਿਰਿਟ ਬਣਦਾ ਜੋਸ਼ ਬਣਦਾ ਨਵਿਆਂ ਨੂੰ ਹੌਸਲਾ ਜਿਆ ਮਿਲਦਾ ਹੌਸਲਾ ਜਿਨ੍ਹਾਂ ਨੂੰ ਸਮਾਗਮ ਦਾ ਅੰਮ੍ਰਿਤ ਸੰਚਾਰ ਦਾ ਚਾਏ ਏ ਸੰਗਣ ਨਾ ਜਦੋਂ ਜਕਾਰਾ ਲੱਗੇ ਤਾਂ ਖੜੀਆਂ ਰੱਖਿਓ ਬਾਵਾ 1 ਮਿੰਟ ਕਿਰਪਾ ਕਰੋ ਸਾਰੇ ਬਾਵਾ ਖੜੀਆਂ ਕਰ ਕਰ ਬੋਲੇ ਦੀਵਾਨ ਰੈਣ ਭਗਤ ਮਹਾਰਾਜ ਕੇ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਜੀ ਦੇ ਨਗਰ ਵਾਲਿਆਂ ਨੇ ਉਧਰ ਸਾਊਂਡ ਠੀਕ ਹੈ ਹੁਣ ਸੁਣਿਓ ਪਿੰਡ ਵਾਲਿਆਂ ਨੇ ਬਹੁਤ ਚਾਹ ਨਾਲ ਸਮਾਗਮ ਕੀਤਾ ਹੈ ਉਤਸ਼ਾਹ ਨਾਲ ਕੀਤਾ ਹੈ ਇਹਨਾਂ ਦੇ ਚਾਹ ਕਰਕੇ ਇਹਨਾਂ ਦੇ ਉਤਸ਼ਾਹ ਕਰਕੇ ਨੌਜਵਾਨਾਂ ਦੇ ਉਦਮ ਕਰਕੇ ਸਾਰੀ ਸੰਗਤ ਦੇ ਸਹਿਯੋਗ ਨਾਲ ਪਿੰਡ ਵਾਲਿਆਂ ਦੀ ਬਹੁਤ ਮਿਹਨਤ ਪਿਆਰ ਨਾਲ ਇਹ ਜੋ ਤੁਹਾਨੂੰ ਗੁਰੂ ਸਾਹਿਬ ਨੇ ਫਲ ਬਖਸ਼ਿਆ ਹੈ ਮਿਹਰ ਕੀਤੀ ਹੈ ਇਹਦਾ ਮਿਹਨਤ ਦਾ ਫਲ ਮਿਲਿਆ ਹੈ ਵੀ 428 ਪ੍ਰਾਨੀ ਗੁਰੂ ਵਾਲੇ ਬਣੇ ਸੋ ਬਹੁਤ ਵਧਾਈਆਂ ਹੋਣ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਭਾਈ ਚੜ੍ਹਦੀ ਕਲਾ ਵਾਲਾ ਜੀਵਨ ਬਣਾ ਕੇ ਰੱਖਿਓ ਇਹ ਪਹਿਲੇ ਡੰਡੇ ਤੇ ਪੈਰ ਧਰਿਆ ਇਹ ਦਾਖਲਾ ਹੈ ਇਹ ਡਿਗਰੀ ਨਹੀਂ ਇਹ ਐਡਮਿਸ਼ਨ ਹੋਈ ਹੈ ਆਪਾਂ ਦਾਖਲਾ ਲਿਆ ਅੱਜ ਹੁਣ ਮਨ ਕਾਇਮ ਰੱਖਿਓ ਪੂਰੇ ਚੜ੍ਹਦੀ ਕਲਾ ਵਾਲੇ ਜੀਵਨ ਬਣਾ ਕੇ ਰੱਖਿਓ ਸੰਗਤ ਕਰਦੇ ਰਹੋ ਸੰਗਤ ਨਾ ਛੱਡਿਓ ਸੰਗਤ ਵਿੱਚ ਹਾਜ਼ਰੀ ਭਰਨੀ ਮਹਾਰਾਜ ਦੇ ਚਰਨਾਂ ਚ ਆਉਣਾ ਹਾਜ਼ਰੀ ਭਰਦੇ ਰਹਿਣਾ ਸਹਿਜ ਪਾਠ ਕਰਦੇ ਰਹਿਣਾ ਗੁਰਬਾਣੀ ਪੜ੍ਹਦੇ ਸੁਣਦੇ ਸਮਝਦੇ ਰਹਿਣਾ ਇਹ ਨਾ ਛੱਡਿਓ ਸੋ ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਅੰਮ੍ਰਿਤ ਛਕਣ ਵਾਲਿਆਂ ਦਾ ਅੰਮ੍ਰਿਤ ਛਕਣ ਵਾਲਿਆਂ ਨੂੰ ਸਾਰੀ ਸੰਗਤ ਵੱਲੋਂ ਵਧਾਈਆਂ ਸਾਰੇ ਪੰਥ ਵੱਲੋਂ ਵਧਾਈਆਂ ਸਾਰੀ ਕੌਮ ਵੱਲੋਂ ਵਧਾਈਆਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣੇ ਅੰਮ੍ਰਿਤ ਛਕਣ ਵਾਲਿਓ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤ ਬਣਿਓ ਐਵੇਂ ਤੇ ਨਹੀਂ ਸਾਰੇ ਹੀ ਤਾਰੀਫਾਂ ਕਰੀ ਜਾਂਦੇ ਨੇ ਪੱਕੇ ਵਿਸ਼ਵਾਸ ਪ੍ਰਤੀਤਾ ਕਰੀ ਜਾਂਦੇ ਨੇ ਲਈ ਬੈਠੇ ਤੇਰੇ ਜੋ ਸਕੂਲ ਵਿੱਚ ਦਾਖਲੇ ਪਾਈ ਬੈਠੇ ਮੰਜਲਾ ਮਕਾਈ ਬੈਠੇ ਫਾਸਲੇ ਨਵੇਂ ਵਿਦਿਆਰਥੀ ਵੀ ਫੀਸਾਂ ਭਰੀ ਜਾਂਦੇ ਨੇ ਐਵੇਂ ਤੇ ਨਹੀਂ ਸਾਰੇ ਹੀ ਤਾਰੀਫਾਂ ਕਰੀ ਜਾਂਦੇ ਨੇ ਗੁਰੂ ਦੇ ਘਰ ਦੀ ਵਡਿਆਈ ਹੈ ਧੰਨ ਗੁਰੂ ਗੋਬਿੰਦ ਸਿੰਘ ਨੇ ਐਸਾ ਅੰਮ੍ਰਿਤ ਛਕਾਇਆ ਐਸਾ ਐਸੀ ਕਿਰਪਾ ਕੀਤੀ ਜੋਰ ਲਾ ਲਿਆ ਲੋਕਾਂ ਨੇ ਕੋਈ ਫਰਕ ਨਹੀਂ ਪੈਂਦਾ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪੰਥ ਨੂੰ ਕੋਈ ਫਰਕ ਨਹੀਂ ਪੈਣਾ ਪਿਆਰਿਓ ਗੁਰੂ ਨਾਨਕ ਦਾ ਲਾਇਆ ਸਿੱਖੀ ਦਾ ਬੂਟਾ ਹੈ ਗਦਾਰੀਆਂ ਭਾਵੇਂ ਬਾਹਰਲੇ ਕਰਨ ਵਾਲੇ ਆ ਜਾਣ ਭਾਵੇਂ ਆਪਣੇ ਵਿਚਲੇ ਹੋਣ ਜੋ ਮਰਜ਼ੀ ਕਰਦੇ ਰਹਿਣ ਕੁਝ ਨਹੀਂ ਹੋਣਾ ਮਹਾਰਾਜ ਨੇ ਆਪੇ ਕਿਰਪਾ ਰੱਖਣੀ ਹੈ ਉਹ ਆਪ ਆਪ ਵਿੱਚ ਵਰਤ ਕੇ ਸਤਿਗੁਰਾਂ ਨੇ ਆਪ ਵਿੱਚ ਵਰਤ ਕੇ ਸਾਰੇ ਕਾਰਜ ਕਰਨੇ ਨੇ ਆਓ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜਾਗੋ ਤੇ ਜਗਾਓ ਕੀ ਕਰਦੇ ਹੋ ਜੀ ਮੈਨੂੰ ਕਈ ਪੁੱਛਣਗੇ ਤੁਸੀਂ ਬਾਬਾ ਜੀ ਹੁਣ ਕੀ ਕਰਦੇ ਹੋ ਮੈਂ ਕਹਿੰਦਾ ਅਸੀਂ ਕੂਕਰ ਬਣ ਕੇ ਗੁਰੂ ਘਰ ਦੇ ਕੁੱਤੇ ਬਣ ਕੇ ਅਸੀਂ ਲੋਕਾਂ ਨੂੰ ਜਗਾਉਣ ਦਾ ਕੰਮ ਕਰਦੇ ਆ ਕੁੱਤਾ ਜੇ ਨਾ ਨਾ ਮਾਲਕ ਦਾ ਗਲ ਫੜ ਸਕੇ ਮਾਲਕ ਦਾ ਗਲ ਨਾ ਵਾਹਿਗੁਰੂ ਮਾਫ ਕਰਨਾ ਜੇ ਉਹ ਆਏ ਹੋਏ ਚੋਰ ਦਾ ਗਲ ਨਾ ਫੜ ਸਕੇ ਪਰ ਭੌਂਕਦਾ ਰਹੇ ਭੌਂਕਦਾ ਰਹੇ ਹੋ ਸਕਦਾ ਮਾਲਕ ਜਾਗ ਹੀ ਪਵੇ ਜਿੱਦਣ ਮਾਲਕ ਜਾਗ ਪਿਆ ਉਹਨੇ ਆਪੇ ਚੋਰ ਭਜਾ ਦੇਣੇ ਨੇ ਸਾਡੇ ਵਰਗੇ ਗਲ ਭਾਵੇਂ ਨਾ ਫੜ ਸਕਣ ਪਰ ਕੁੱਕਰ ਵਾਲਾ ਕੰਮ ਕਰੀ ਜਾਣ ਜਿੱਦਣ ਕੌਮ ਜਾਗ ਪਈ ਉਦਣ ਜਿੰਨੇ ਚੋਰ ਸਾਡੇ ਪੰਥ 'ਚ ਨੇ ਸਾਰਿਆਂ ਨੂੰ ਚੱਕ ਕੇ ਬਾਹਰ ਮਾਰਨਗੇ ਮਾਲਕ ਮਾਲਕੋ ਤੁਸੀਂ ਮਾਲਕ ਜਾਗੋ ਜਿੱਦਣ ਕੌਮ ਜਾਗ ਪੀ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਬਸ ਜਗਾਓ ਜਾਗਣ ਦੀ ਲੋੜ ਹੈ ਸਾਡੇ ਵਰਗੇ ਰੌਲਾ ਪਾਉਂਦੇ ਰਹਿੰਦੇ ਨੇ ਠੀਕ ਹੈ 50 60 ਇੱਕ ਪਿੰਡ ਵਿੱਚ 100 ਪਰ ਬਾਕੀ ਤੇ ਉਹਨੇ ਜਿਨ੍ਹਾਂ ਨੇ ਡੱਬਾ ਸਿਰ ਤੇ ਚੁੱਕ ਲੈਣਾ ਹੈ ਉਹਨਾਂ ਨੇ ਕਹਿਣਾ ਰੈਲੀ ਤੇ ਗਏ ਸੀ ਮੌਜ ਲੱਗ ਗਈ ਬੋਤਲ ਮਿਲ ਗਈ ਉਹਨਾਂ ਨੂੰ ਕੋਈ ਮਤਲਬ ਨਹੀਂ ਸਿੱਖੀ ਕਿੱਥੇ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਪੰਥ ਕੀ ਹੈ ਉਹ ਤੇ ਉਹਨਾਂ ਦਾ ਤੇ ਚਾ ਨਹੀਂ ਚੁੱਕਿਆ ਜਾਂਦਾ ਕਹਿੰਦੇ 10 ਦਿਨ ਵਧੀਆ ਲੰਘ ਜਾਣਗੇ ਹੁਣ ਡੱਬਾ ਮਿਲ ਗਿਆ ਡੱਬਾ ਉਹ ਤੇ ਡੱਬਿਆਂ ਵਾਲੇ ਆ ਜਿੰਨਾ ਚਿਰ ਅਵੇਅਰ ਨਹੀਂ ਕਰਦੇ ਉਹਨਾਂ ਨੂੰ ਸਮਝਾਉਂਦੇ ਨਹੀਂ ਉਹਨਾਂ ਚਿਰ ਨਹੀਂ ਕੁਝ ਬਣਦਾ ਆਓ ਜਾਗੋ ਸਿੰਘੋ ਜਾਗ ਪਾਂਗੇ ਸਾਰੀ ਕੌਮ ਜਾਗ ਪੇਗੀ ਆ ਜਿਹੜੇ ਭੰਡ ਤੁਰੇ ਫਿਰਦੇ ਨੇ ਭੰਡ ਇਹੋ ਜਿਹਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣਾ ਇਹਨਾਂ ਨੇ ਪੰਜਾਬ ਵੱਲ ਵੇਖਣਾ ਵੀ ਨਹੀਂ ਜਿੱਦਣ ਜਾਗ ਪਾਉਂਗੇ ਤੁਸੀਂ ਚੜ੍ਹਦੀ ਕਲਾ ਵਾਲੇ ਬਣੋ ਆਪਾਂ ਦਾੜੀਆਂ ਰੱਖੋ ਦਸਤਾਰਾਂ ਬੰਨੋ ਨੌਜਵਾਨੋ ਵੀਰੋ ਅੰਮ੍ਰਿਤ ਛਕ ਲਓ ਗੁਰਬਾਣੀ ਪੜਿਆ ਕਰੋ ਸਹਿਜ ਪਾਠ ਘਰ ਘਰ ਰੱਖੋ ਘਰ ਘਰ ਸਹਿਜ ਪਾਠ ਚੱਲਣ ਤੁਹਾਡੇ ਘਰਾਂ 'ਚ ਗੁਰਬਾਣੀ ਦੀਆਂ ਗੂੰਜਾਂ ਪੈਣ ਆ ਮਾੜੇ ਗੀਤ ਟੇਪਾਂ ਟੂਪਾਂ ਸਭ ਕੱਢ ਕੇ ਬਾਹਰ ਮਾਰੋ ਚੁੱਕ ਕੇ ਕੁਛ ਨਹੀਂ ਸੁਣਨਾ ਗੁਰੂ ਨਾਨਕ ਨੂੰ ਸੁਣਾਂਗੇ ਕੁਛ ਨਹੀਂ ਸੁਣਨਾ ਗੁਰੂ ਗੋਬਿੰਦ ਸਿੰਘ ਨੂੰ ਸੁਣਾਂਗੇ ਗੁਰੂ ਅਰਜਨ ਦੇਵ ਜੀ ਨੂੰ ਸੁਣਾਂਗੇ ਸਾਡੇ ਘਰ ਚੱਲੇ ਸਾਹਿਬਜ਼ਾਦਿਆਂ ਦਾ ਇਤਿਹਾਸ ਚੱਲੇ ਬਾਬਾ ਦੀਪ ਸਿੰਘ ਦੀਆਂ ਬਾਰਾਂ ਚੱਲਣ ਸਾਨੂੰ ਨਹੀਂ ਲੋੜ ਅਸੀਂ ਕੁਝ ਨਹੀਂ ਹੋਰ ਸੁਣਨਾ ਇਸ ਕਰਕੇ ਆਓ ਆਪਣਾ ਜੀਵਨ ਬਣਾਈਏ ਸਾਹਿਬਜ਼ਾਦਿਆਂ ਨੂੰ ਹੀ ਸ਼ਰਧਾਂਜਲੀਆਂ ਨੇ ਜੇ ਹੁਣ ਆਪਾਂ ਇਤਿਹਾਸ ਵਾਲੇ ਪਾਸੇ ਲੱਗੇ ਤੇ ਫਿਰ ਸਮਾਂ ਜ਼ਿਆਦਾ ਲੱਗੇਗਾ ਮੇਰੀ ਬੇਨਤੀ ਬਸ ਇੰਨੀ ਹੋਈ ਮੰਨੋ ਵੀ ਤਿਆਰ ਪਰ ਤਿਆਰ ਹੋ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਮਿਸ਼ਨ ਵੱਲੋਂ ਗੁਰਮਤ ਕਾਲਜ ਵੀ ਖੋਲਿਆ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਸੋਚਦੇ ਹਾਂ ਇੱਕ ਸਾਲ ਵਿੱਚ ਸਾਡੇ ਉੱਥੇ ਹਰ ਸਾਲ 2 ਸਾਲ ਤੋਂ ਬਾਅਦ ਭਾਵ ਕਿ 6 ਮਹੀਨਿਆਂ ਵਿੱਚ ਕਾਲਜ ਸ਼ੁਰੂ ਕਰਾਂਗੇ ਹਰ ਸਾਲ ਘੱਟ ਤੋਂ ਘੱਟ 100 ਸਟੂਡੈਂਟ ਸਾਡੇ ਨਵੇਂ ਆਈ ਜਾਣ ਪੁਰਾਣੇ ਜਾਈ ਜਾਣ ਇਹ ਇੱਕ ਅੱਧੇ ਦੀ ਆਵਾਜ਼ ਬੰਦ ਕਰਨ ਦੀ ਗੱਲ ਕਰਦੇ ਨੇ ਪਰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਵਰਗੇ ਹਜ਼ਾਰਾਂ ਬਣਾ ਦਈਏ ਕਿੰਨਿਆਂ ਦੀ ਆਵਾਜ਼ ਬੰਦ ਕਰ ਲੈਣਗੇ ਕਿੰਨੇ ਆਪ ਨੂੰ ਚੁੱਪ ਕਰਾ ਲੈਣਗੇ ਕਿੰਨੇ ਆਪ ਨੂੰ ਚੁੱਪ ਕਰਾ ਲੈਣਗੇ ਇਸ ਕਰਕੇ ਸਾਡੇ ਉੱਥੇ ਗੁਰਮਤ ਕਾਲਜ ਵੀ ਖੋਲਿਆ ਜਾ ਰਿਹਾ ਹੈ ਜਿੱਥੇ ਪਹਿਲੇ ਦਿਨ ਤੋਂ ਕੋਈ ਪੈਸਾ ਨਹੀਂ ਇੱਕ ਪੈਸਾ ਨਹੀਂ ਲੱਗਣਾ 1 ਰੁਪਈਆ ਨਹੀਂ ਲੱਗਣਾ ਜਿਹੜੇ ਨੌਜਵਾਨ ਪਲੱਸ 2 ਪਾਸ ਨੇ ਗੁਰਮਤ ਕਾਲਜ ਵਿੱਚ ਜੇ ਦਾਖਲਾ ਲੈਂਦੇ ਨੇ ਪਹਿਲੇ ਦਿਨ ਤੋਂ ਇੰਗਲਿਸ਼ ਪੀਰੀਅਡ ਲਾ ਕੇ ਤਾਂ ਜੋ ਉਹ ਪ੍ਰੋਪਰ ਇੰਗਲਿਸ਼ ਵਿੱਚ ਵੀ ਕਥਾ ਕਰ ਸਕਣ ਜਿਹੜੀਆਂ ਸਾਨੂੰ ਨਹੀਂ ਸਮਝ ਆਈ ਉਹ ਗੋਰਿਆਂ ਨੂੰ ਜਾ ਜਾ ਕੇ ਸਮਝਾਉਣ ਦੱਸਣ ਵੀ ਸਾਡਾ ਧਰਮ ਹੈ ਕੀ ਸਾਡਾ ਪੰਥ ਹੈ ਕੀ ਜੋ ਅਸੀਂ ਨਹੀਂ ਕਰ ਸਕੇ ਸੋ ਇਸ ਕਰਕੇ ਜਿੰਨਾ ਕੁ ਕਰ ਸਕਦੇ ਆ ਪਰਮੇਸ਼ਰ ਦੁਆਰ ਗੁਰਮਤ ਕਾਲਜ ਵੀ ਬਣ ਰਿਹਾ ਹੈ ਤੇ ਜਗ੍ਹਾ ਜਗ੍ਹਾ ਦਲ ਵੀ ਬਣੇ ਨੇ ਤੁਹਾਡੇ ਨੇੜੇ ਸੰਗਰੂਰ ਵਿੱਚ ਵੀ ਦਲ ਬਣਿਆ ਹੈ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਤੁਹਾਡੇ ਆ ਹਲਕਾ ਧੂਰੀ ਦਾ ਬੇਨੜੇ ਦੇ ਸਿੰਘ ਨੇ ਅਵਤਾਰ ਸਿੰਘ ਸਾਰੇ ਆ ਸਿੰਘ ਬੇਨੜਾ ਪਿੰਡ ਦੇ ਧੂਰੀ ਦੇ ਧੂਰੀ ਵਿੱਚ ਵੀ ਬਣਿਆ ਤੁਹਾਡੇ ਪਿੰਡ ਦੇ ਵੀ ਕੁਝ ਮੈਂਬਰ ਨੇ ਉਹਦੇ ਵਿੱਚ ਮੈਂਬਰ ਨੇ ਜੋ ਮਲੇਰਕੋਟਲੇ ਦਾ ਦਲ ਵੀ ਹੈ ਨੇੜੇ ਨੇੜੇ ਮਲੌਦ ਵਿੱਚ ਵੀ ਬਣਿਆ ਰਾਏਕੋਟ ਵਿੱਚ ਵੀ ਬਣਿਆ ਲੁਧਿਆਣੇ 'ਚ ਬਣਿਆ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਪੰਜਾਬ ਦੇ ਤਕਰੀਬਨ ਤਕਰੀਬਨ ਸਾਰੇ ਸ਼ਹਿਰਾਂ 'ਚ ਬਣੇ ਨੇ ਜਿੰਨੇ ਵੱਡੇ ਸ਼ਹਿਰ ਨੇ ਅੰਮ੍ਰਿਤਸਰ ਵਿੱਚ ਇਧਰ ਫਰੀਦਕੋਟ ਫਿਰੋਜ਼ਪੁਰ ਮੋਗਾ ਉਧਰ ਗੁਰਦਾਸਪੁਰ ਜੰਮੂ ਤੱਕ ਦਿੱਲੀ ਤੱਕ ਜੋ ਗੁਰਮਤ ਪਰਮੇਸ਼ਰ ਦਵਾਰ ਗੁਰਮਤ ਪ੍ਰਚਾਰ ਸੇਵਾ ਦਲ ਹਰ ਜਗ੍ਹਾ ਬਣਾਏ ਇਲਾਕੇ ਵਿੱਚ ਸਮਾਗਮ ਕਰਾਉਣ ਵਾਸਤੇ ਵੀ ਪਿੰਡਾਂ ਪਿੰਡਾਂ ਵਿੱਚ ਕਥਾਵਾਚਕ ਅਸੀਂ ਭੇਜਦੇ ਆਂ ਫ੍ਰੀ ਜਿਹੜੇ ਕਥਾ ਕਰਨ ਵਾਸਤੇ ਕੀਰਤਨ ਕਰਨ ਵਾਸਤੇ ਕਥਾ ਕਰਨ ਲਈ ਇੱਕ ਪੈਸਾ ਨਾ ਦਿਓ ਦਲ ਵਾਲੇ ਆਪੇ ਪ੍ਰਬੰਧ ਕਰਨਗੇ ਆਪੇ ਇਸ਼ਤਿਹਾਰ ਛਪਾਉਣਗੇ ਆਪੇ ਸਾਊਂਡ ਲਾਉਣਗੇ ਆਪੇ ਆਪੇ ਸਭ ਚੱਲੇਗਾ ਸੰਗਤ ਕੀ ਕਰੇ ਗੋਲਕ ਵੀ ਤੁਹਾਡੀ ਹੈ ਬਸ ਸੁਣੋ ਆ ਕੇ ਸੁਣੋ ਇਹਨਾਂ ਕੰਮ ਵੀ ਸੁਣੋ ਗੁਰਮਤ ਵਿਚਾਰ ਸੁਣੋ ਜਿਹਦੇ ਕਰਕੇ ਸਾਡਾ ਜੀਵਨ ਬਦਲ ਸੋ ਇਹ ਵੀ ਬੇਨਤੀ ਹੈ ਵੀ ਜਿੱਦਾਂ ਇਦਾਂ ਲੋਡ ਹੁੰਦੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਤੇ ਨਵੇਂ ਬੱਚੇ ਬਾਕੀ ਮੈਂ ਬੇਨਤੀ ਕਰਾਂਗਾ ਸਰਮਾਏਦਾਰਾਂ ਨੇ ਨਹੀਂ ਜੁੜਨਾ ਆ ਸੱਚ ਉਹਨਾਂ ਨੂੰ ਪਸੰਦ ਨਹੀਂ ਆਉਣਾ ਉਹ ਤੇ ਉੱਥੇ ਜਾਣਗੇ ਜਿੱਥੋਂ ਬਸ ਸੇਬ ਮਿਲ ਗਿਆ ਮਿਸ਼ਰੀ ਮਿਲ ਗਈ ਉੱਥੇ ਨੂੰ ਭੱਜਣਗੇ ਉਹਨਾਂ ਨੇ ਆਪਣੀਆਂ ਗੱਲਾਂ ਨਹੀਂ ਸੁਣਨੀਆਂ ਉਹਨਾਂ ਨੇ ਸਾਡੇ ਵਾਲੇ ਪਾਸੇ ਨਹੀਂ ਆਉਣਾ ਪਰ ਮੇਰਿਓ ਵੀਰੋ ਮੇਰਿਓ ਭਰਾਵੋ ਤੁਹਾਡੇ ਚੋਂ ਅਸੀਂ ਇੱਕਾਂ ਤੁਹਾਡੇ ਵਰਗੇ ਆ ਤੁਹਾਡਿਆਂ ਪਿੰਡਾਂ ਚੋਂ ਮੇਰਾ ਇਲਾਕਾ ਨੇੜੇ ਹੀ ਪੈ ਜਾਂਦਾ ਢੱਡਰੀਆਂ ਨਾਲ ਹੀ ਇੱਥੋਂ ਤਨੌਲੇ ਦੇ ਨਾਲ ਹੀ ਪੈਂਦਾ ਆਪਣਾ ਹੀ ਏਰੀਆ ਸਾਰਾ ਤੁਹਾਡੇ ਚੋਂ ਹੀ ਉੱਠ ਕੇ ਗਏ ਆ ਤੇ ਮੇਰੀ ਬੇਨਤੀ ਹੈ ਵੀ ਮੇਰੇ ਵੀਰ ਭਰਾ ਜਿੰਨੇ ਵੀ ਹੋ ਤੁਸੀਂ ਬਸ ਅਰਦਾਸ ਕਰਿਆ ਕਰੋ ਤੁਹਾਡੀ ਅਰਦਾਸ ਦੀ ਲੋੜ ਹੈ ਸਰਮਾਏਦਾਰਾਂ ਦੀ ਕੋਈ ਲੋੜ ਨਹੀਂ ਤੁਹਾਡੀ ਅਰਦਾਸ ਦੀ ਲੋੜ ਹੈ ਤੁਸੀਂ ਅਰਦਾਸ ਕਰੋ ਸ਼ਾਬਾਸ਼ੇ ਦਿਆ ਕਰੋ ਘਰ ਬੈਠੇ ਹੀ ਹੌਸਲਾ ਦਿਆ ਕਰੋ ਘਰ ਬੈਠੇ ਹੀ ਵੀ ਠੀਕ ਹੈ ਕਿਉਂਕਿ ਕਈ ਲੱਤਾਂ ਖਿੱਚਣ ਵਾਲੇ ਆਉਂਦੇ ਨੇ ਜਦੋਂ ਤੁਸੀਂ ਉਹਨਾਂ ਵੱਲ ਹੋ ਜਾਂਦੇ ਹੋ ਨਾ ਫਿਰ ਦੁੱਖ ਲੱਗਦਾ ਵੀ ਜੇ ਕਿਸੇ ਗਾਉਣ ਵਾਲੇ ਨੇ ਮੇਰੇ ਤੇ ਗੀਤ ਗਾਤਾ ਤੁਸੀਂ ਆਹ ਕੱਢੇ ਨੇ ਵੱਟ ਗਾਉਣ ਵਾਲੇ ਫਿਰ ਮੈਨੂੰ ਦੁੱਖ ਲੱਗਦਾ ਵੀ ਗਾਉਣ ਵਾਲੇ ਦਾ ਤੇ ਸਾਡਾ ਫਿਰ ਅਸੀਂ ਇਦਾਂ ਨੂੰ ਤੁਰ ਪੈਣਾ ਮੈਂ ਤਾਂ ਬੇਨਤੀ ਕਰਦਾ ਵੀ ਸਹੀ ਗੱਲ ਨੂੰ ਸਮਝੋ ਸਹੀ ਗੱਲ ਨੂੰ ਸਮਝੋ ਵੀ ਇਹ ਨਹੀਂ ਹੁੰਦਾ ਵੀ ਫਲਾਣੇ ਨੇ ਕਹਿਤਾ ਤੇ ਮਗਰੀ ਆਪਾਂ ਸੱਚ ਸੁਣਨਾ ਹੈ ਸੱਚ ਸਮਝੋ ਜਿੱਦਣ ਕੁਝ ਗਲਤ ਹੋਏਗਾ ਬਹਿ ਕੇ ਗੱਲ ਕਰਿਓ ਜਿੱਦਣ ਗਲਤ ਲੱਗੇ ਬਹਿ ਕੇ ਗੱਲ ਕਰੋ 1 ਰੁਪਏ ਦੀ ਪ੍ਰਾਪਰਟੀ ਦੁਨੀਆ 'ਚ ਬੋਲਦੀ ਕਿਤੇ ਵਿਖਾ ਦਿਓ ਸਟੇਜ ਤੋਂ ਥੱਲੇ ਲਾ ਦਿਓ 1 ਰੁਪਏ ਦੀ ਪ੍ਰਾਪਰਟੀ ਮੇਰੇ ਨਾਮ ਬੋਲਦੀ ਦਿਖਾਇਓ ਵੀ ਆ ਤੁਹਾਡਾ ਆ ਤੁਹਾਡੀਆਂ ਜਾਇਦਾਦਾਂ ਬਣਾਈਆਂ ਹੋਈਆਂ ਨੇ 1 ਰੁਪਏ ਦੀ ਕਿਤੇ ਪਰਮੇਸ਼ਰ ਦਵਾਰ ਗੁਰਮਤ ਵਾਹਿਗੁਰੂ ਪਰਮੇਸ਼ਰ ਦਵਾਰ ਸਥਾਨ ਤੇ ਆ ਕੇ ਵੇਖੋ ਜਿੰਨੀ ਜ਼ਮੀਨ ਹੈ ਰਜਿਸਟਰੀਆਂ ਕਢਾ ਕੇ ਵੇਖ ਲਓ ਨੈਟ ਤੇ ਹੋਣਗੀਆਂ ਹਰ ਚੀਜ਼ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਹੈ ਨਿੱਜੀ ਪ੍ਰਾਪਰਟੀ ਨਹੀਂ ਬਣ ਸਕਦੀ ਪਰਮੇਸ਼ਰ ਦਵਾਰ ਦੀ ਜ਼ਮੀਨ ਹੈ ਜਿਹੜੀ ਜਾਇਦਾਦ ਹੈ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਬਣ ਸਕਦੀ ਕੱਲ ਨੂੰ ਮੇਰੇ ਮਰਨ ਤੋਂ ਬਾਅਦ ਕੋਈ ਭਰਾ ਭਤੀਜਾ ਕੇ ਨਹੀਂ ਕਹਿ ਸਕਦਾ ਸਾਡੀ ਜਾਇਦਾਦ ਹੈ ਸਾਡੀ ਜ਼ਮੀਨ ਹੈ ਸਾਡੀਆਂ ਨੇ ਤੇ ਠੀਕ ਹੈ ਆ ਸਾਨੂੰ ਵਜਾਉਣ ਨੂੰ ਸਾਜ਼ ਚਾਹੀਦੇ ਨੇ ਸਾਜ਼ ਨੇ ਆ ਸਿਸਟਮ ਹੈ ਆ ਗੱਡੀਆਂ ਸਾਨੂੰ ਚਾਹੀਦੀਆਂ ਨੇ ਗੱਡੀਆਂ ਤੇ ਹੀ ਆਵਾਂਗੇ ਸਫ਼ਰ ਗੱਡੀਆਂ ਤੇ ਹੁੰਦਾ ਹੈ ਮੈਂ ਤੁਹਾਨੂੰ ਕਹਿੰਦਾ ਰਿਹਾ ਪੌਣੇ 2 ਆਵਾਂਗੇ 1:30 ਵਜੇ ਪੌਣੇ 2 ਆਉਂਦਾ ਰਿਹਾ ਟਾਈਮ ਤੇ ਗੱਡੀਆਂ ਠੀਕ ਹੋਣਗੀਆਂ ਸਾਧਨ ਚੰਗਾ ਹੋਏਗਾ ਤੁਸੀਂ 4-400 5-500 ਕਿਲੋਮੀਟਰ ਸਫ਼ਰ ਕਰ ਸਕਦੇ ਹੋ ਗੱਡੀਆਂ ਉਦੋਂ ਮਾੜੀਆਂ ਹੁੰਦੀਆਂ ਨੇ ਉਦੋਂ ਸੈਰ ਸਪਾਟਿਆਂ 'ਚ ਪੈ ਜਾਣ ਗੱਡੀਆਂ ਪ੍ਰਚਾਰ ਲਈ ਵਰਤੀਆਂ ਜਾਣ ਤੁਸੀਂ ਵਰਤੋਂ ਸਹੀ ਕਰੋ ਚੀਜ਼ ਕੋਈ ਮਾੜੀ ਨਹੀਂ ਹੁੰਦੀ ਕੰਪਿਊਟਰ ਨੂੰ ਸਹੀ ਵਰਤੋ ਟੀਵੀ ਨੂੰ ਸਹੀ ਵਰਤੋ ਫੋਨ ਨੂੰ ਸਹੀ ਵਰਤੋ ਗੱਡੀ ਨੂੰ ਸਹੀ ਵਰਤੋ ਵਰਤੋਂ ਮਾੜੀ ਨਹੀਂ ਤੇ ਮੇਰੇ ਵੀਰ ਕਈ ਪਿਆਰ ਵਾਲੇ ਹੈ ਨੇ ਗੱਡੀਆਂ ਉਹਨਾਂ ਦੀਆਂ ਹੋਣਗੀਆਂ ਉਹਨਾਂ ਦੇ ਨਾਮ ਬੋਲਦੀਆਂ ਨੇ 2 ਸਾਲ ਲਈ 5-5 ਸਾਲ ਲਈ ਸਾਨੂੰ ਦੇ ਦਿੰਦੇ ਨੇ ਵਰਤੋ ਬਾਬਾ ਜੀ ਪ੍ਰਚਾਰ ਕਰੋ ਡਟ ਕੇ ਅਮਰੀਕਾ ਕੈਨੇਡਾ ਚ ਰਹਿਣ ਵਾਲੇ ਕਹਿਣਗੇ ਪ੍ਰਚਾਰ ਕਰੋ ਆ ਗੱਡੀ ਸਾਡੀ ਤੁਹਾਡੇ ਕੋਲ ਖੜੀ ਹੈ ਜਿੱਦਣ ਪੁਰਾਣੀ ਹੋ ਗਈ ਸਾਨੂੰ ਫੋਨ ਕਰਿਓ ਨਵੀਂ ਲੈ ਦੇਾਂਗੇ ਪੁਰਾਣੀ ਲੈ ਜਾਾਂਗੇ ਇਦਾਂ ਹੀ ਹੋਇਆ ਹੈ ਆ ਜਥੇ ਵਾਲਿਆਂ ਦੀਆਂ ਬੱਸਾਂ ਨੇ ਗੱਡੀਆਂ ਨੇ ਉਹ ਪੁਰਾਣੀ ਲੈ ਜਾਂਦੇ ਨੇ ਨਵੀਂ ਦੇ ਜਾਂਦੇ ਨੇ 2 ਸਾਲ ਚੱਲ ਗਈ ਹੁਣ ਬਥੇਰੀ ਚੱਲ ਗਈ ਹੁਣ ਦੇ ਦਿਓ ਨਵੀਂ ਦੇ ਦਿੰਨੇ ਆ ਮੇਰੇ ਕਹਿਣ ਦਾ ਭਾਵ ਹੈ ਕਿ ਪਿਆਰ ਵਾਲੇ ਜਿਹੜੇ ਨੇ ਉਹ ਬੰਦੇ ਸਮਝਦਾਰ ਸਮਝਣ ਵਾਲੇ ਹੁੰਦੇ ਨੇ ਹਰ ਚੀਜ਼ ਦੀ ਲੋੜ ਹੈ ਲੋੜ ਹੈ ਗੱਡੀਆਂ ਸਾਧਨਾ ਦੀ ਸਾਨੂੰ ਲੋੜ ਪੈਂਦੀ ਹੈ ਉਹ ਸਾਨੂੰ ਜ਼ਰੂਰਤ ਹੈ ਸਾਡੀ ਸੋ ਨਿੱਕੀਆਂ ਨਿੱਕੀਆਂ ਗੱਲਾਂ ਨਹੀਂ ਵੀ ਆ ਐਦਾਂ ਜੀ ਐਦਾਂ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਫਿਰ ਜਿੱਥੇ ਮਰਜ਼ੀ ਭਾ ਕੇ ਪੁੱਛ ਲਿਓ ਗੱਲ ਕਰਾਂਗਾ ਜਵਾਬ ਦੇਵਾਂਗਾ ਤੁਹਾਡਾ ਭੱਜਦੇ ਨਹੀਂ ਇਸੇ ਗੱਲੋਂ ਸੋ ਇਹ ਬੇਨਤੀ ਹੈ ਇਹਨਾਂ ਗੱਲਾਂ ਨੂੰ ਜ਼ਰੂਰ ਖਿਆਲ 'ਚ ਰੱਖਿਓ ਧੰਨਵਾਦ ਨਗਰ ਨਿਵਾਸੀਆਂ ਦਾ ਪਿੰਡ ਵਾਲਿਆਂ ਦਾ ਇਲਾਕਾ ਨਿਵਾਸੀਆਂ ਦਾ ਤੁਸੀਂ ਤਿੰਨ ਦਿਨ ਬਹੁਤ ਧਿਆਨ ਨਾਲ ਸੁਣਿਆ ਬਹੁਤ ਬਹੁਤ ਖੁਸ਼ੀ ਹੋਈ ਬਹੁਤ ਚੰਗਾ ਲੱਗਾ ਦੁਬਾਰਾ ਵੀ ਆਵਾਂਗਾ ਜੇ ਜਿਉਂਦਾ ਰਿਹਾ ਸਰੀਰ 'ਚ ਜਾਨ ਰਹੀ ਦੁਬਾਰਾ ਸੱਦੋਂਗੇ ਤੇ ਜ਼ਰੂਰ ਆਵਾਂਗਾ ਤੁਹਾਡੇ ਪਿੰਡ 'ਚ ਕਿਉਂਕਿ ਬੜੇ ਚਾਹ ਨਾਲ ਚਾਹ ਨਾਲ ਤੁਸੀਂ ਇਹ ਪ੍ਰੋਗਰਾਮ ਕੀਤਾ ਹੈ ਸੋ ਕੱਲ ਤੋਂ ਦੀਵਾਨ ਨੇ ਨੌਰਾ ਪਿੰਡ ਪੈਂਦਾ ਅਮਰਗੜ ਦੇ ਨੇੜੇ ਪੈਂਦਾ ਨੌਰਾ ਉੱਥੇ ਕੱਲ ਤੋਂ ਦੀਵਾਨ ਸ਼ੁਰੂ ਹੋਣਗੇ 3 ਦਿਨ ਉਸ ਤੋਂ ਬਾਅਦ ਫਿਰ ਟਕਾਲਾ ਸਾਡੇ ਨਾਲ ਆ ਗਾਜੇਵਾਸ ਭਵਾਨੀਗੜ ਦੇ ਨੇੜੇ ਨੇੜੇ ਹੀ ਪ੍ਰੋਗਰਾਮ ਨੇ ਸਾਹਿਬ ਭੁੱਲਰ ਹੇੜੀ ਪਿੰਡ ਪੈਂਦਾ ਹੈ ਇਹ ਵੀ ਤੁਹਾਡੇ ਨੇੜੇ ਹੀ ਹੈ ਭੁੱਲਰ ਹੇੜੀ ਧੂਰੀ ਦੇ ਨਾਲ ਹੀ ਪੈ ਜਾਂਦਾ ਮੇਰਾ ਖਿਆਲ ਉੱਥੇ 24 25 26 ਫਰਵਰੀ ਦੇ ਦੀਵਾਨ ਨੇ ਰਾਤ ਦੇ ਦੀਵਾਨ ਨੇ 7 ਤੋਂ ਲੈ ਕੇ 11 ਵਜੇ ਤੱਕ ਰਾਤ ਦਾ ਦੀਵਾਨ ਜਿਹੜਾ ਉਹਦਾ ਟਾਈਮ ਖੁੱਲਾ ਹੁੰਦਾ ਉਹਦੇ ਵਿੱਚ ਵਧੀਆ ਲੱਗਦਾ ਹੈ ਭੁੱਲਰ ਹੇੜੀ ਦੀਵਾਨ ਹੋਣਗੇ ਨੇੜੇ ਉੱਥੇ ਵੀ ਆਪ ਜੀ ਨੇ ਦਰਸ਼ਨ ਬਖਸ਼ਣੇ ਪਿਛਲੇ ਸਾਲ ਮੂਲੋਵਾਲ ਦੀਵਾਨ ਲੱਗੇ ਸੀ ਮੂਲੋਵਾਲ ਨੇੜੇ ਹੀ ਹੈ ਇਨੇ ਬਾਜਵੇ ਦੀ ਸੰਗਤ ਮੈਨੂੰ ਪਿਛਲੇ ਸਾਲ ਤੋਂ ਮੇਰੇ ਮਗਰ ਪਏ ਸੀ ਸਾਡੇ ਪਿੰਡ ਦੀਵਾਨ ਜ਼ਰੂਰ ਦੇਣੇ ਸੋ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਐਦਕੀ ਮੂਲੋਵਾਲ ਲੱਗ ਜਾਣ ਦਿਓ ਅਗਲੇ ਸਾਲ ਤੁਹਾਡੇ ਪਿੰਡ ਲਾ ਦੇਾਂਗੇ ਇਲਾਕੇ ਵਿੱਚ ਇੱਕ ਜਗ੍ਹਾ ਦੀਵਾਨ ਜ਼ਰੂਰ ਦੇ ਸਕਦੇ ਆ ਹਰ ਪਿੰਡ 'ਚ ਨਹੀਂ ਜਾਇਆ ਜਾਂਦਾ ਪਰ ਇੱਕ ਵਾਰੀ ਜ਼ਰੂਰ ਆਵਾਂ ਸੋ ਬਹੁਤ ਚੰਗਾ ਲੱਗਾ ਬਹੁਤ ਉਤਸ਼ਾਹ ਨਾਲ ਤੁਸੀਂ ਪ੍ਰੋਗਰਾਮ ਕਰਾਇਆ ਧੰਨਵਾਦ ਆਓ ਹੁਣ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣ ਕੇ ਚਾਲਾ ਪਾਇਓ ਕਾਲ ਨਾ ਕਰਿਓ ਗੁਰੂ ਸਾਹਿਬ ਜੀ ਅੱਗੇ ਅੱਗੇ ਆਪਾਂ ਮਗਰ ਮਗਰ ਕੜਾ ਪ੍ਰਸ਼ਾਦ ਫਟਾ ਫਟਾਫਟ ਵਰਤਾਇਆ ਕਰੋ ਹਿੰਮਤ ਨਾਲ ਤਕੜੇ ਹੋ ਕੇ ਸਿੰਘ ਲੱਗਿਆ ਕਰੋ ਬਾਕੀ ਸਮਾਂ ਮੈਂ ਘੱਟ ਦੇ ਸਕਿਆ ਮੈਂ ਪਿੰਡ ਵਿੱਚ ਦੁਬਾਰਾ ਕੋਈ ਪ੍ਰੋਗਰਾਮ ਬਣਾ ਕੇ ਆਵਾਂਗਾ ਪਿੰਡ ਵਾਲਿਆਂ ਨੂੰ ਕਈ ਹੁੰਦਾ ਨਾ ਕਿਲਾ ਵੀ ਸੇਵਾਦਾਰ ਮਿਲ ਹੀ ਨਹੀਂ ਸਕੇ ਜਿਸੇ 2 ਮਿੰਟ ਮਿਲਣਾ ਸੀ ਸੋ ਮੈਂ ਦੁਬਾਰਾ ਇਲਾਕੇ 'ਚ ਆਇਆ ਤੇ ਤੁਹਾਡੇ ਪਿੰਡ ਮੈਂ ਸਪੈਸ਼ਲ 1 ਘੰਟਾ 2 ਘੰਟੇ ਕੱਢ ਕੇ ਮੈਂ ਆਵਾਂਗਾ ਜ਼ਰੂਰ ਉਹ ਦੁਬਾਰਾ ਫਿਰ ਆਪਾਂ ਕੋਈ ਪ੍ਰੋਗਰਾਮ ਰੱਖ ਲਾਂਗੇ ਐਦਕੀ ਇੰਨਾ ਕੁ ਸਮਾਂ ਕਿਉਂਕਿ ਦਿਨ ਛੋਟੇ ਨੇ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਜੜ ਜਾਂਦਾ ਕਦੋਂ ਰਾਤ ਪੈ ਜਾਂਦੀ ਹੈ ਫਟਾਫਟ ਸਮਾਂ ਲੰਘ ਜਾਂਦਾ ਸੋ ਆਓ ਬਹੁਤ ਧੰਨਵਾਦ ਜੀ ਬੋਲਦਿਆਂ ਜਿੰਨੀਆਂ ਭੁੱਲਾਂ ਗਲਤੀਆਂ ਹੋਈਆਂ ਨੇ ਆਪ ਜੀ ਨੇ ਮਾਫ ਕਰਨੀਆਂ ਜੋ ਸੁਣਿਆ ਇਹਨੂੰ ਪੱਲੇ ਬੰਨੋ ਧੰਨਵਾਦ ਸਾਰੀ ਸੰਗਤ ਦਾ ਗੱਜ ਕੇ ਬੋਲੋ ਕਲੀ ਮਹੱਲਾ ਤੀਜਾ ਨਾਨਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹਤੁਰ ਕਾ ਪਾਇਆ ਸਿੱਧੀ ਮਨ ਬਦਾਇਆ ਰਾਗ ਤਨ ਗੁਰਵਰ ਪਰਿਆ ਸ਼ਬਦ ਗਾ ਵੜਿਆ ਹਰ ਤੋ ਨਾ ਗਾਵੋ ਇਹ ਮਨ ਕੀ ਦਰਸਾ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਤ ਮੇਰੇ ਤੂੰ ਸਭ ਵਿਸਾਰ ਕੀ ਕਾਲ ਕਰੇ ਤੇਰਾ ਆਤ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਸਾਰੇ ਜੈ ਹਰ ਤੁਮਾਰੂ ਮੇਰੇ ਸਦਾ ਰਹੋ ਹਰਨਾਮ ਸਾਚੇ ਸਾਹਿਬ ਕਿਆ ਨਹੀਂ ਧਰਤੇ ਸਲਾਹ ਤੇਰੀ ਨਾਮ ਮਨ ਵਸਾਵੇ ਆਵਨ ਮੈਂ ਮਨ ਸਤਿਆ ਵਾਰੇ ਰੱਬ ਦੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਸਾਚਾ ਆਪੇ ਰਾਮ ਸਭ ਬੁਝਾਈਆਂ ਸਤਿਗੁਰ ਸ਼ਬਦ ਕਰੋ ਪਿਆਰੋ ਸਾਚਾ ਨਾਮ ਰਾਇਆ ਤਾਰੋ ਵਾਕੇ ਮਨ ਸਬਦ ਵਿੱਚ ਸਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇਗਾ ਜਿਤ ਮਨ ਤਾਰਿਆ ਪੰਜ ਦੂਤ ਦੁੱਧ ਵਾਸ ਕੀਤੇ ਆਪ ਆਇਆ ਤੁਧ ਜਿਨ ਕੋ ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿਲਾਵੇ ਕਹਿ ਨਾਨਕ ਤੈ ਸੁਖੋ ਤਿਤ ਕਾਇਆ ਮਹਤ ਵਾਜੇ ਅਨੰਦ ਸੁਣੋ ਵੱਡ ਭਾਗੀ ਮੋਖਨ ਮਨੋ ਸਾਚੇ ਧਰਮ ਹਦੂਰ ਕਰਮੀ ਆਪੋ ਆ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੋਵਾ ਪ੍ਰੀਤਮ ਜਾਨ ਲੈ ਹੋ ਮਾਹੀ ਆਪਣੇ ਸੁਖ ਸਿਉ ਹੀ ਜਗ ਖਾਂਦੇ ਹੋ ਕੋ ਕਾਹੂ ਕੋ ਨਹੀਂ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸਿਉਹੀ ਹੀ ਜਗ ਥਾਂਦਿਓ ਕੋ ਕਾਹੂ ਕੋ ਨਹੀਂ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਕੇ ਬੇਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਪਤ ਨੇਰੇ ਕਰ ਕੀ ਨਾਰ ਬਹੁਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕੋ ਬਿਵਹਾਰ ਬਨਿਆ ਨੇ ਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਇਹ ਬਿਦ ਕੋ ਬਿਹਾਰ ਬਨਿਓ ਹੈ ਜਾਸਿਓ ਨੇ ਹੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ